ਆਹੇ ਨਾਮੁਰ ਔਸਰ ਲਜਾ ਰਾਖ ਲਿਹੋ ਸਦਨਾ ਜਨ ਤੂਰ ਕਬੀਰ ਮੇਰਾ ਮੁਝ ਮੈਂ ਪੜੋ ਕਬੀਰ ਮੇਰਾ ਮੁਝ ਮੈਂ ਸਰੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਸੌਂਪਤੇ som man. Yeah. ਸਭ ਤੂੰ ਨਹੀਂ ਅਬ ਤੂੰ ਹੀ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਸਾਮਾਨੀਏ ਹੋਏ ਨਾ ਤੈਸਾ ਨਰ ਹਾਰੀ ਅਛਤ ਰਾਜੂ ਵਿਛੜਤ

हाथ मैंने सहदे ਜਬ ਹਮ ਹੋਤੇ ਸਭ ਤੂੰ ਨਾਹੀ ਪੜੋ ਅਬ ਤੂੰ ਹੀ ਨਾਹੀ ਅਬ ਤੂੰ ਹੀ ਮੈਂ से तब सोना जब हम हो से तब सोना जब हम हो से तब सोना जब हम हो से तब सोना ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿ ਗੱਜ ਕੇ ਗੱਜ ਕੇ ਬਈ ਵਾਹਿਗੁਰੂ ਜੀ ਸਤਨਾਮ ਜਪੋ ਸੰਗਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ ਸਤਨਾਮ ਜਪੋ ਸੰਗ ਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ ਅਸੀਂ ਸਦਾ ਅਸੀਂ ਸਦਾ ਭੁੱਲਣ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਅਸੀਂ ਸਦਾ ਅਸੀਂ ਸਦਾ ਭੁੱਲਣ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜੋ ਸਾਰੇ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਬੀਰ ਸੋਈ ਮੁਖ ਤਨ ਹੈ ਜਾ ਮੁਖ ਕਹੀਏ ਰਾਮ ਦੇਹੀ ਕਿਸ ਕੀ ਬਪਰੀ ਪਵਿੱਤਰ ਹੋਏ ਕੋ ਗ੍ਰਾਮ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਖੜਾ ਤਨ ਹੈ ਮੁਖੜਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਖੜਾ ਤਨ ਹੈ ਮੁਖੜਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਖੜਾ ਤਨ ਹੈ ਮੁਖੜਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਕਦਾ ਤਨ ਹੈ ਮੁਕਦਾ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਕਦਾ ਤਨ ਹੈ ਮੁਕਦਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਕਦਾ ਤਨ ਹੈ ਮੁਕਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਕਦਾ ਤਨ ਹੈ वाहगुरु वाहगुरु जपदा सक है मुखड़ा सक है मुखड़ा वाहगुरु वाहगुरु जपदा सक है मुखड़ा सक है पढ़ो पढ़ो पढ़ो भाई वाहगुरु जपदा सक है मुखड़ा सक है बोलो जी जेड़ा वाहगुरु वाहगुरु पढ़ो भाई पढ़ो सारे ਧਨ ਹੈ ਮੁਖੜਾ ਧਨ ਹੈ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਧਨ ਹੈ ਮੁਖੜਾ ਓ ਗੁਣ ਗੋਬਿੰਦ ਦੇ ਗੁਣ ਗੋਬਿੰਦ ਦੇ ਗਾਵੇ ਗੁਣ ਗੋਬਿੰਦ ਦੇ ਗਾਵੇ ਮੇਰਾ ਗੁਣ ਗੋਬਿੰਦ ਦੇ ਗਾਵੇ ਗੁਣ ਗੋਬਿੰਦ ਦੇ ਗਾਵੇ ਜਿਹੜਾ ਗੁਣ ਗੋਬਿੰਦ ਦੇ ਗਾਵੇ ਜਿਹੜਾ ਗੁਣ ਗੋਬਿੰਦ ਦੇ ਗੁਣ ਗੋਬਿੰਦ ਦੇ ਗਾਵੇ ਗੁਣ ਗੋਬਿੰਦ ਦੇ ਗਾਵੇ ਜਿਹੜਾ ਗੁਣ ਗੋਬਿੰਦ ਦੇ ਗਾਵੇ ਜਿਹੜਾ ਗੁਣ ਗੋਬਿੰਦ ਤੇ ਗਾਵੇ ਜਿੰਦਾ ਗੁਣ ਗੋਬਿੰਦ ਤੇ ਗਾਵੇ ਉਹ ਗੁਣ ਗੋਬਿੰਦ ਤੇ ਗਾਵੇ ਗੁਣ ਮਾਲਕ ਦੇ ਗਾਵੇ ਤਨ ਹੈ ਮੁਖ ਦਾ ਤਨ ਹੈ ਗੁਣ ਗੋਬਿੰਦ ਦੇ ਗਾਵੇ ਤਨ ਹੈ ਮੁਖ ਦਾ ਤਨ ਹੈ ਗੋਬਿੰਦ ਦੇ ਗਾਵੇ ਤਨ ਹੈ ਮੁਖ ਦਾ ਤਨ ਹੈ ਗੁਰ ਤੇਰਾ ਮੇ ਤਨ ਹੈ ਦੁੱਖ ਦਾ ਧਨ ਹੈ ਤੇਰਾ ਗੁਣ ਗੋਬਿੰਦ ਤੇ ਗਾਵੇ ਤਨ ਹੈ ਮੁਖੜਾ ਤਨ ਹੈ ਮੁਖੜਾ ਜਿਹੜਾ ਗੁਣ ਗੋਬਿੰਦ ਤੇ ਗਾਵੇ ਤਨ ਹੈ ਮੁਖੜਾ ਤਨ ਹੈ ਮੁਕੜਾ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਏ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸੋ ਗੁਰਮਖੋ ਇਹ ਜਿਹੜਾ ਕਰਮ ਕਰ ਰਹੇ ਆ ਨਾ ਇਹ ਬੜਾ ਚੰਗਾ ਹੈ ਚਾਹੇ ਜਿਵੇਂ ਮਰਜ਼ੀ ਆ ਗਏ ਬੈਠ ਗਏ ਇਹ ਇਹਨੂੰ ਕਹਿੰਦੇ ਨੇ ਕਰਮ ਕਰਨਾ ਹੱਥਾਂ ਪੈਰਾਂ ਨਾਲ ਜਦੋਂ ਅਸੀਂ ਕਰਦੇ ਆ ਕਰਮ ਕਰਦੇ ਆ ਪੈਰਾਂ ਨਾਲ ਚੱਲ ਕੇ ਆਏ ਆ ਬੈਠੇ ਆ ਸੁਣ ਰਹੇ ਆ ਸਪੀਕਰ ਜਿਹੜਾ ਚੱਲਦਾ ਭਾਈ ਉਹਨੂੰ ਕਿਰਪਾ ਕਰਕੇ ਬੰਦ ਕਰਾਓ ਉਧਰਲੇ ਪਾਸੇ ਜਿਹੜਾ ਸਪੀਕਰ ਚੱਲਦਾ ਸੇਵਾਦਾਰ ਜਿਹੜੇ ਪ੍ਰਬੰਧਕ ਨੇ ਉਹ ਜਰਾ ਕਿਰਪਾ ਕਰੋ ਧਿਆਨ ਦਿਓ ਵੀ ਸਪੀਕਰ ਜਿਹੜਾ ਚੱਲਦਾ ਬੰਦ ਕਰਾਓ ਹਾਂਜੀ ਕਿਰਪਾ ਕਰਕੇ ਧਿਆਨ ਦਿਓ ਸੋ ਇਹ ਅਸੀਂ ਕਰਮ ਕਰ ਰਹੇ ਹਾਂ ਜੋ ਅਸੀਂ ਕਰ ਰਹੇ ਹਾਂ ਜੀ ਇਹ ਸਾਡਾ ਕਰਮ ਹੈ ਤੇ ਜਿੱਦਾਂ ਦੇ ਮਨੁੱਖ ਕਰਮ ਕਰਦਾ ਹੈ ਉਦਾਂ ਦੇ ਉਹਦੇ ਭਾਗ ਬਣ ਜਾਂਦੇ ਆ ਜਿੱਦਾਂ ਦੇ ਮਨੁੱਖ ਕਰਮ ਕਰਦਾ ਭਾਈ ਉਦਾਂ ਦੇ ਉਹਦੇ ਭਾਗ ਬਣ ਜਾਂਦੇ ਐ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥੇ ਜਿੱਦਾਂ ਦੇ ਕੰਮ ਕਰਾਂਗੇ ਉਦਾਂ ਦੇ ਭਾਗ ਬਣਨਗੇ ਜੇ ਸੋਹਣੇ ਕੰਮ ਕਰਦੇ ਆ ਤੇ ਭਾਗ ਚੰਗੇ ਹੋਣਗੇ ਚੰਗੇ ਕੰਮ ਕਰਨ ਵਾਲਿਆਂ ਦੇ ਚੰਗੇ ਭਾਗ ਨੇ ਮਾੜੇ ਕੰਮ ਕਰਨ ਵਾਲਿਆਂ ਦੇ ਮਾੜੇ ਭਾਗ ਨੇ ਭਾਗ ਸਾਡੇ ਰੱਬ ਜੀ ਨੇ ਨਹੀਂ ਲਿਖੇ ਪਰਮਾਤਮਾ ਨੇ ਨਹੀਂ ਲਿਖੇ ਭਾਗ ਅਸੀਂ ਲਿਖਣੇ ਐ ਭਾਗ ਆਪਣੇ ਆਪ ਲਿਖਣੇ ਹਨ ਜਿੱਦਾਂ ਦੇ ਕੰਮ ਕਰਾਂਗੇ ਉਦਾਂ ਦੇ ਭਾਗ ਲਿਖ ਲਵਾਂਗੇ ਸਾਡੀ ਮਰਜ਼ੀ ਹੈ ਕਿੱਦਾਂ ਦੇ ਲਿਖਣੇ ਐ ਇਹ ਹੁਣ ਅਸੀਂ ਸੋਚਣਾ ਵੀ ਅਸੀਂ ਕੰਮ ਕਿੱਦਾਂ ਦੇ ਕਰਨੇ ਨੇ ਤਾਂ ਜੋ ਸਾਡੇ ਭਾਗ ਚੰਗੇ ਬਣਨ ਜਿੱਦਾਂ ਦੇ ਬੰਦਾ ਦਿਨ ਰਾਤ ਕੰਮ ਕਰਦਾ ਹੈ ਉਦਾਂ ਦੇ ਉਹਦੇ ਭਾਗ ਬਣ ਜਾਂਦੇ ਹਨ ਮਾੜੇ ਦਿਨ ਰਾਤ ਕੰਮ ਕਰਨ ਵਾਲੇ ਦੇ ਮਾੜੇ ਹੀ ਭਾਗ ਹੋਣਗੇ ਚੰਗੇ ਕੰਮ ਕਰਨ ਵਾਲਿਆਂ ਦੇ ਚੰਗੇ ਭਾਗ ਹੋਣਗੇ ਜਿੱਦਾਂ ਦੇ ਚਾਹੋਗੇ ਲਿਖ ਲਈਏ ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਆਉਂਦਾ ਭਾਈ ਚੰਗੇ ਲੇਖ ਲਿਖ ਲੈ ਚੰਗੇ ਭਾਗ ਲਿਖ ਲੈ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਆ ਨਾ ਫਰੀਦਾ ਜੇ ਤੂੰ ਅਕਲ ਲਤੀਫ ਭਾਗ ਬੰਦੇ ਨੇ ਲਿਖਣੇ ਨੇ ਵੇਖੀ ਕਿਤੇ ਕਾਲੇ ਲੇਖ ਨਾ ਲਿਖ ਲਈ ਆਪਾਂ ਕਹਿ ਦਿੰਦੇ ਆ ਵੀ ਮੇਰੇ ਤੇ ਭਾਗਾ ਚੀਤਾ ਲਿਖਿਆ ਹੋਇਆ ਮੇਰੇ ਤੇ ਕਰਮ ਵੀ ਇਦਾਂ ਦੇ ਆ ਨਾ ਭਾਈ ਤੂੰ ਭਾਗ ਬਦਲ ਲੈ ਜੇ ਕਾਲੇ ਲਿਖੇ ਨੇ ਤੇ ਚਿੱਟੇ ਲਿਖ ਜੇ ਮਾੜੇ ਲਿਖੇ ਨੇ ਤੇ ਹੁਣ ਚੰਗੇ ਲਿਖ ਲੈ ਫਿਰ ਮਰਜ਼ੀ ਤੇਰੀ ਏ ਤੇਰੇ ਤੇ ਡਿਪੈਂਡ ਕਰਦਾ ਵੀ ਤੂੰ ਕੀ ਲਿਖਣਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਾਲੇ ਲਿਖ ਨਾ ਲੇਖ ਸੁਣੋ ਪੂਰੀ ਪੰਕਤੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇ ਆਪਨੜੇ ਗਿਰਵਾਨ ਮਹਿ ਸਿਰ ਨੀਵਾ ਕਰ ਦੇਖ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਜਿੱਥੇ ਰੱਸੀ ਲੈ ਕੇ ਖੜੇ ਹੋ ਰੱਸੀ ਲੈ ਕੇ ਜਿੱਥੇ ਖੜੇ ਹੋ ਭਾਈਏ ਤੂੰ ਪਿੱਛੇ ਵਾਲੀ ਸੰਗਤ ਨੂੰ ਬਾਹ ਦਿਓ ਰਾਹ 'ਚ ਪੰਡਾਲ ਸਾਰਾ ਭਰ ਗਿਆ ਬਹਿਣ ਨੂੰ ਜਗ੍ਹਾ ਨਹੀਂ ਪੰਡਾਲ ਵਿੱਚ ਮਿਲਣੀ ਇੱਥੇ ਰਾਹ ਵਿੱਚ ਹੀ ਬਾ ਦਿਓ ਕੰਮ ਆ ਜਾਏਗੀ ਜਗ੍ਹਾ ਰਸਤੇ 'ਚ ਹੀ ਬਿਠਾ ਦਿਓ ਖੁੱਲੇ ਖੁੱਲੇ ਬੈਠੋ ਵੀ ਪਿੱਛੇ ਪਿੱਛੇ ਹੋ ਜਾਓ ਸਾਰੇ ਪਿੱਛੇ ਪਿੱਛੇ ਰਸਤੇ ਦੇ ਵਿੱਚ ਹੀ ਬਹਿ ਜਾਓ ਸਾਰੇ ਕਿਰਪਾ ਕਰਕੇ ਤਾਂ ਜੋ ਜਲਦੀ ਇਕਾਗਰਤਾ ਬਣ ਸਕੇ ਜੋ ਆਪਾਂ ਸੁਣ ਸਮਝ ਰਹੇ ਆ ਦਿਮਾਗ 'ਚ ਵੜ ਜੇ ਸਾਡੇ ਪੱਲੇ ਪੈ ਜੇ ਆਪਾਂ ਕੋਈ ਮੇਲਾ ਵੇਖਣ ਨਹੀਂ ਜੀ ਆਏ ਜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜ਼ਿੰਦਗੀ ਵਿੱਚ ਸਮਝ ਲਿਆ ਜਾਵੇ ਇਹ ਕੋਈ ਪਲ ਦੋ ਪਲ ਦਾ ਰੌਣਕ ਮੇਲਾ ਨਹੀਂ ਹੁਣ ਤੁਸੀਂ ਵੇਖੋ ਸਾਰੇ ਪਿੰਡ ਦੇ ਵਿੱਚ ਜਦੋਂ ਆਪਾਂ ਫਿਰਦੇ ਆਂ ਲੱਗਦਾ ਵੀ ਹਰ ਪਾਸੇ ਸੰਗਤ ਹੀ ਸੰਗਤ ਹੈ ਗਲੀਆਂ 'ਚ ਵੀ ਵਹੀਕਲ ਖੜੇ ਐ ਛੜਕਾਂ ਤੇ ਵੀ ਕਿਸੇ ਪਾਸੇ ਕਿੰਨਾ ਰਸ਼ ਹੈ ਮੇਲਾ ਲੱਗਦਾ ਪੂਰਾ ਵੀ ਕਿੰਨੀ ਸੰਗਤ ਹੈ ਪਰ ਜੇ ਗੁਰਬਾਣੀ ਨੂੰ ਸਮਝਿਆ ਜਾਏ ਤੇ ਸਾਡੀ ਜ਼ਿੰਦਗੀ ਵਿੱਚ ਸਦਾ ਲਈ ਰੌਣਕਾਂ ਲੱਗ ਜਾਣ ਥੋੜੇ ਚਿਰ ਰੌਣਕ ਵਿੱਚ ਆਉਨੇ ਆ ਤੇ ਭੁੱਲ ਜਾਣਾ ਆਪਾਂ 2 ਦਿਨਾਂ ਨੂੰ ਵੇਖੋ 4 ਦਿਨਾਂ ਨੂੰ ਵੇਖੋ ਪਰ ਜੇ ਗੁਰਬਾਣੀ ਨੂੰ ਸਮਝਿਆ ਜਾਵੇ ਫਿਰ ਸਾਰੀ ਜ਼ਿੰਦਗੀ ਲਈ ਰੌਣਕ ਲੱਗ ਜਾਂਦੀ ਏ ਜ਼ਿੰਦਗੀ ਵਿੱਚ ਆਨੰਦ ਆ ਜਾਂਦਾ ਹੁਣ ਤੇ ਕਹਿੰਦੇ ਆ ਫਿਰ ਅਸਲ ਹੋਏਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੈਂ ਪਾਇਆ ਫਿਰ ਹੁਣ ਤੇ ਕਹਿੰਦੇ ਆ ਫਿਰ ਸੱਚਮੁੱਚ ਹਾਂ ਭਈ ਆਨੰਦ ਆ ਗਿਆ ਮੈਨੂੰ ਸਤਿਗੁਰੂ ਮਿਲ ਪਿਆ ਸਤਿਗੁਰੂ ਮਤਲਬ ਸੱਚਾ ਗਿਆਨ ਮਿਲ ਪਿਆ ਅਕਲ ਆ ਗਈ ਸਮਝ ਆ ਗਈ ਹੁਣ ਵੇਖੋ ਜੀ ਇੱਕ ਗੱਲ ਤੇ ਪੱਕੀ ਹੈ ਧਿਆਨ ਨਾਲ ਸੁਣੋ ਇੱਕ ਗੱਲ ਤੇ ਗੁਰੂ ਅਮਰਦਾਸ ਜੀ ਦਾ ਬਚਨ ਪੱਕਾ ਹੈ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਜਿਹੜੇ ਅੰਮ੍ਰਿਤਧਾਰੀ ਵੀ ਨੇ ਦਾੜੀਆਂ ਕੇਸ ਵੀ ਰੱਖੇ ਐ ਪੱਗਾਂ ਵੀ ਬੰਨੀਆਂ ਐ ਆਨੰਦ ਜੇ ਆਇਆ ਨਹੀਂ ਇਹਦਾ ਮਤਲਬ ਫਿਰ ਕੀ ਕੱਢੀਏ ਇਹਦਾ ਅਰਥ ਕੀ ਕੱਢੀਏ ਫਿਰ ਅੰਮ੍ਰਿਤ ਛਕ ਲਿਆ ਦਾੜੀ ਰੱਖ ਲਈ ਕੇਸ ਰੱਖ ਲਏ ਆਨੰਦ ਆਇਆ ਨਹੀਂ ਫਿਰ ਇਹਦਾ ਮਤਲਬ ਕੀ ਕੱਢੀਏ ਇਹਦਾ ਮਤਲਬ ਅਜੇ ਸਤਿਗੁਰੂ ਪਾਇਆ ਨਹੀਂ ਸਤਿਗੁਰੂ ਸਰੀਰ ਨੇ ਨਹੀਂ ਪਾਉਣਾ ਸਤਿਗੁਰੂ ਸੁਰਤ ਨੇ ਪਾਉਣਾ ਸਿੱਖ ਤੇਰਾ ਸਰੀਰ ਨਹੀਂ ਸਿੱਖ ਤੇਰੀ ਸੁਰਤ ਹੈ ਪੜਨਾ ਤੇਰੇ ਕੰਨਾਂ ਨੇ ਨਹੀਂ ਪੜਨਾ ਤੇਰੀ ਬਾਡੀ ਨੇ ਨਹੀਂ ਪੜਨਾ ਤੇ ਅੰਦਰ ਵਾਲੇ ਦਿਮਾਗ ਨੇ ਹੈ ਮਨ ਨੇ ਪੜਨਾ ਕਹਿ ਲੋ ਸੁਰਤ ਨੇ ਪੜਨਾ ਹੈ ਅੰਦਰ ਵਾਲੇ ਨੇ ਪੜਨਾ ਹੈ ਸਰੀਰ ਨੇ ਥੋੜਾ ਪੜਨਾ ਹੈ ਠੀਕ ਹੈ ਯੂਨੀਫਾਰਮ ਪਾ ਲਈ ਪੜ੍ਹਾਈ ਕਰਨ ਲੱਗ ਪਿਆ ਵੇਖਣ ਨੂੰ ਤੇ ਐਂ ਲੱਗਦਾ ਵੀ ਜਾਂਦਾ ਹੋਣਾ ਸਕੂਲ ਪੜ੍ਹਦਾ ਹੀ ਹੋਊ ਲੱਗਦਾ ਤੇ ਇਦਾਂ ਹੀ ਹੈ ਭਾਈ ਵੀ ਪੜ੍ਹਦਾ ਹੀ ਹੋਣਾ ਹੈ ਨਾ ਪਰ ਵਰਦੀ ਸਾਰਾ ਕੁਝ ਨਹੀਂ ਹੁੰਦੀ ਯੂਨੀਫਾਰਮ ਹੀ ਸਭ ਕੁਝ ਨਹੀਂ ਹੁੰਦੀ ਯੂਨੀਫਾਰਮ ਜ਼ਰੂਰੀ ਹੈ ਦਾਖਲਾ ਜ਼ਰੂਰੀ ਹੈ ਪਰ ਉਦੋਂ ਜ਼ਿਆਦਾ ਜ਼ਰੂਰੀ ਹੈ ਕਿ ਪੜ੍ਹਾਈ ਚੰਗੀ ਹੋਵੇ ਪੜ੍ਹਾਈ ਚੰਗੀ ਹੋਵੇ ਭਾਈ ਇਹਦੇ ਵਿੱਚ ਇਹਦੇ ਵੱਲ ਕਨਸੈਂਟਰੇਟ ਕਰਨਾ ਨਾ ਧਿਆਨ ਇਹਦੇ ਵਿੱਚ ਦੇਣਾ ਹੈ ਵੀ ਪੜ੍ਹਾਈ ਚੰਗੀ ਹੋਵੇ ਜੇ ਪੜ੍ਹਾਈ ਚੰਗੀ ਨਹੀਂ ਤੇ ਫਿਰ ਵਰਦੀਆਂ ਦਾ ਕੀ ਫਾਇਦਾ ਹੈ ਜੇ ਪੜ੍ਹਾਈ ਅਸਲ ਤੇ ਪੜ੍ਹਾਈ ਹੈ ਨਾ ਹੁਣ ਲੰਗਰ ਦੇ ਵਿੱਚ ਜਲੇਬੀਆਂ ਬਣਾ ਲਓ ਇੱਥੇ ਪਕੌੜੇ ਬਣਾ ਲਓ ਬ੍ਰੈਡ ਚੱਲਣ ਦਿਓ ਲੰਗਰ ਦੇ ਵਿੱਚ ਆਨੰਦਪੁਰ ਸਾਹਿਬ ਹੋਲਾ ਮਹੱਲਾ ਚੱਲਦਾ ਕਿੰਨਾ ਕੁਝ ਲੰਗਰ ਲੱਗੇ ਕੋਈ ਕਿਸੇ ਤਰ੍ਹਾਂ ਦਾ ਲੰਗਰ ਹੈ ਕੋਈ ਕਿਸੇ ਤਰ੍ਹਾਂ ਦਾ ਲੰਗਰ ਹੈ ਕੋਈ ਕਿਸੇ ਤਰ੍ਹਾਂ ਦਾ ਪਰ ਕੀ ਹੋਲੇ ਮਹੱਲੇ ਤੇ ਲੰਗਰ ਛਕਣ ਪ੍ਰਸ਼ਾਦਾ ਛਕਣ ਹੀ ਜਾਣਾ ਕੀ ਜਲੇਬੀਆਂ ਖਾਣ ਜਾਣਾ ਉੱਥੇ ਅਸੀਂ ਬ੍ਰੈਡ ਪਕੌੜੇ ਹੀ ਵੇਖਣ ਗਏ ਆਨੰਦਪੁਰ ਸਾਹਿਬ ਜਾਣਾ ਸੀ ਅਕਲ ਲੈਣ ਲਈ ਗਿਆਨ ਲੈਣ ਲਈ ਹੁਣ ਚਲੋ ਵੀ ਬਿਠਾਓ ਸਾਰੇ ਜਿਹੜੇ ਆਉਣ ਵਾਲੀਆਂ ਬੀਬੀਆਂ ਭੈਣਾਂ ਉੱਥੇ ਬੈਠੀ ਚਲੋ ਕਿਰਪਾ ਕਰਕੇ ਸਭ ਬਹਿ ਜਾਓ ਹੁਣ ਧਿਆਨ ਨਾਲ ਗੱਲ ਸੁਣੋ ਸਾਰੇ ਵੀਰ ਭਰਾ ਭੈਣਾਂ ਬਸ ਐ ਟਿਕਾ ਬਣਾ ਲਓ ਕੋਈ ਹਿਲਜੁਲ ਕਿਸੇ ਪਾਸਿਓਂ ਨਾ ਹੋ ਪੂਰਾ ਧਿਆਨ ਇਕਾਗਰ ਕਰ ਲਈਏ ਸੁਣੋ ਜੀ ਹੁਣ ਭਲਾ ਬਈ ਆਪਾਂ ਜੇ ਕਿਤੇ ਨਿਆਣੇ ਆਪਣੇ ਨੂੰ ਦਾਖਲ ਕਰਾਉਣਾ ਹੋਵੇ ਕਿਸੇ ਸਕੂਲ ਵਿੱਚ ਤੇ ਅਸੀਂ ਇਹ ਵੇਖਦੇ ਆ ਜਰਾ ਸੋਚੋ ਵੀ ਇਹ ਵੇਖਦੇ ਆ ਵੀ ਸਾਡੇ ਨਿਆਣੇ ਨੂੰ ਦੱਸੋ ਭਾਈ ਟੀਚਰੋ ਉੱਥੇ ਬ੍ਰੈਡ ਬ੍ਰੈਡ ਪਕੌੜੇ ਮਿਲਣਗੇ ਕੀ ਤੁਸੀਂ ਐ ਪੁੱਛਦੇ ਹੋ ਵੀਰੋ ਭਾਈਓ ਵੀ ਸਬਜ਼ੀਆਂ ਕਿੰਨੀਆਂ ਖਵਾਓਗੇ ਸਾਡੇ ਨਿਆਣੇ ਨੂੰ ਦੱਸੋ ਵੀ ਇੱਕ ਦਾਲ ਇੱਕ ਸੁੱਕੀ ਸਬਜ਼ੀ ਦੋ ਬਣਾਓਗੇ ਇਹ ਪੁੱਛਦੇ ਆ ਜੀ ਜਾ ਕੇ ਆਪਾਂ ਇਹ ਪੁੱਛਦੇ ਹੋ ਕਦੇ ਤੁਸੀਂ ਵੀ ਖੀਰ ਬਣੀ ਹੋਊ ਕਿ ਨਹੀਂ ਸਕੂਲ ਵਿੱਚ ਅਸੀਂ ਇਹ ਪੁੱਛਦੇ ਆਂ ਕਦੇ ਆਪਾਂ ਪਤਾ ਕੀ ਕਹਿੰਦੇ ਆਂ ਪਰੌਂਠੀਆਂ ਤੇ ਪਕਾ ਕੇ ਟਿਫਨ ਵਿੱਚ ਪਾ ਦੇਾਂਗੇ ਪੜਾ ਵਧੀਆ ਦਿਓ ਆਖੋ ਸਤਨਾਮ ਰੋਟੀਆਂ ਤੇ ਦੋ ਅਸੀਂ ਆਪੇ ਪਕਾ ਕੇ ਭੇਜ ਦੇਾਂਗੇ ਦੋ ਪ੍ਰਸ਼ਾਦੇ ਨੇ ਨਿਆਣੇ ਨੂੰ ਪਕਾ ਕੇ ਭੇਜ ਦੇਾਂਗੇ ਪੜ੍ਹਾਈ ਵਧੀਆ ਕਰਾਇਓ ਪੜਾਵੇ ਪੜਾਇਓ ਵਧੀਆ ਤਾਂ ਹੀ ਗੱਲ ਬਣੂ ਅੱਛਾ ਹੁਣ ਜਵਾਬ ਦਿਓ ਬਈ ਇਦਾਂ ਹੋਵੇ ਜੇ ਅਗਲਾ ਤੁਹਾਨੂੰ ਕਵੇ ਵੀ ਤੁਹਾਡੇ ਨਿਆਣੇ ਨੂੰ ਜੀ ਤਿੰਨ ਚਾਰ ਸਬਜ਼ੀਆਂ ਖਵਾਇਆ ਕਰਾਂਗੇ ਪਰੌਂਠੀਆਂ ਬਣਾ ਕੇ ਤਾਜ਼ਾ ਸਾਰਾ ਕੁਝ ਖਵਾਇਆ ਕਰਾਂਗੇ ਖੀਰ ਵਧੀਆ ਖਵਾਇਆ ਕਰਾਂਗੇ ਪੜ੍ਹਾਈ ਸਾਡੀ ਠੀਕ ਠੀਕ ਹੀ ਹੈ ਤੇ ਨਿਆਣਾ ਜਮਾ ਉੱਥੇ ਦਾਖਲ ਕਰਾਉਂਗੇ ਬੋਲੋ ਜੀ ਨਹੀਂ ਕਰਾਓਗੇ ਤੁਸੀਂ ਕਦੇ ਨਹੀਂ ਕਰਾਉਂਗੇ ਤੁਸੀਂ ਕਹੋਗੇ ਛੱਡੋ ਪਰੇ ਜੇ ਪੜ੍ਹਾਈ ਨਹੀਂ ਤੇ ਫਾਇਦਾ ਕੀ ਹੈ ਇਹ ਹੁਣ ਆਪਣੀ ਜ਼ਿੰਦਗੀ ਉੱਤੇ ਵੀ ਲਾਣਾ ਕਿ ਨਿਆਣਿਆਂ ਤੇ ਲਾਣਾ ਅਸੀਂ ਵੀ ਤੇ ਇਹੀ ਕਹਿਣਾ ਵੀ ਜਾਵਾਂਗੇ ਪੜ੍ਹਾਈ ਵਧੀਆ ਹੋਵੇ ਪ੍ਰਸ਼ਾਦਾ ਤੇ ਮਾਲਕ ਦਾ ਦਿੱਤਾ ਘਰੋਂ ਵੀ ਛੱਕ ਕੇ ਚਲੇ ਜਾਾਂਗੇ ਆਖੋ ਸਤਨਾਮ ਜੀ ਵਾਹ ਘਰ ਵੀ ਤੇ ਮਾਲਕ ਦਾ ਹੀ ਦਿੱਤਾ ਖਾਣੇ ਆ ਨਾ ਰੱਬ ਦਾ ਹੀ ਦਿੱਤਾ ਹੈ ਰੱਬ ਨੇ ਸਾਨੂੰ ਸਾਹ ਦਿੱਤੇ ਦਿਲ ਧੜਕਾਇਆ ਆ ਸਾਰਾ ਕੁਝ ਚੱਲਦਾ ਸੀ ਤੇ ਟਰੈਕਟਰ ਚੱਲੇ ਤੇ ਤਾਂ ਹੀ ਹਲ ਵਾਏ ਤੇ ਤਾਂ ਹੀ ਕਣਕਾਂ ਬੀਜੀਆਂ ਤਾਂ ਹੀ ਪੱਕੀਆਂ ਮਾਲਕਾ ਤੂੰ ਧੁੱਪ ਨਾ ਲਾਉਂਦਾ ਕਿੱਥੇ ਪੱਕਣੀ ਸੀ ਪਾਣੀ ਵੀ ਤੇਰਾ ਹੀ ਪੈਦਾ ਕੀਤਾ ਹੋਇਆ ਸਾਰਾ ਕੁਝ ਤੇਰਾ ਕੀਤਾ ਹੋਇਆ ਉਹਦਾ ਵੀ ਤੇ ਤੇਰਾ ਹੀ ਖਾਂਦੇ ਆ ਭਾਈ ਰੋਟੀ ਤੇ ਅਸੀਂ ਘਰੋਂ ਵੀ ਖਾ ਲਾਂਗੇ ਪੜਾਓ ਵਧੀਆ ਦੋ ਪ੍ਰਸ਼ਾਦੇ ਛੱਕ ਕੇ ਆ ਜਾਾਂਗੇ ਲੰਗਰ ਨਹੀਂ ਵੀ ਚੱਲਦਾ ਪਰ ਆ ਚੱਲਣਾ ਚਾਹੀਦਾ ਹੈ ਸਕੂਲਾਂ ਵਿੱਚ ਲੰਗਰ ਜ਼ਰੂਰੀ ਨਹੀਂ ਸਕੂਲਾਂ ਵਿੱਚ ਫੂਡ ਮਿਲਣਾ ਜ਼ਰੂਰੀ ਨਹੀਂ ਤੇ ਮਿਲਦਾ ਵੀ ਨਹੀਂ ਆਪਾਂ ਕਹਿੰਦੇ ਵੀ ਨਹੀਂ ਆਪਾਂ ਕਹਿੰਦੇ ਆ ਪੜ੍ਹਾਈ ਕਰਾਓ ਟੀਚਰ ਹੋਣ ਚੰਗੇ ਪੜ੍ਹਾਈ ਵਧੀਆ ਕਰਾਓ ਪੜ੍ਹਾਈ ਜ਼ਰੂਰੀ ਹੈ ਇਸੇ ਤਰ੍ਹਾਂ ਗੁਰਦੁਆਰੇ ਵਿੱਚ ਅਗਲਾ ਵੇਖਿਓ ਜੀ ਸੁਣੋ ਤੁਹਾਨੂੰ ਕੋਈ ਤੁਹਾਡਾ ਤੁਹਾਨੂੰ ਕੋਈ ਕਵੇ ਵੀ ਭਾਈ ਸਕੂਲ ਬਹੁਤ ਵਧੀਆ ਹੈ ਸਕੂਲ ਦੀ ਬਿਲਡਿੰਗ ਬਹੁਤ ਵਧੀਆ ਹੈ ਸਕੂਲ ਵਿੱਚ ਏਸੀ ਲੱਗੇ ਹੈ ਸਾਰੇ 에ਅਰ ਕੰਡੀਸ਼ਨ ਕਲਾਸਰੂਮ ਹਨ ਕਲਾਸਰੂਮ ਬਹੁਤ ਵਧੀਆ ਨੇ ਪਰ ਟੀਚਰ ਕੋਈ ਨਹੀਂ ਚੱਜਦਾ ਪੜ੍ਹਾਈ ਕੋਈ ਨਹੀਂ ਚੱਜਦੀ ਤੇ ਤੁਸੀਂ ਕਹੋਗੇ ਭਾਵੇਂ ਬੋਰਡ ਥੱਲੇ ਬਹਾ ਕੇ ਕਲਾਸ ਲਾ ਦਿਓ ਪਰ ਪੜ੍ਹਾਈ ਚੰਗੀ ਕਰਾਓ ਧੁੱਪੇ ਬਾ ਲੋ ਨਿਆਣਿਆਂ ਨੂੰ ਤਾਂ ਵੀ ਕੋਈ ਨਹੀਂ ਬਾਹਰ ਦਰਖਤਾਂ ਥੱਲੇ ਬਹਾ ਲਿਆ ਕਰੋ ਗਰਮੀਆਂ ਵਿੱਚ ਆਪਾਂ ਸਰਕਾਰੀ ਸਕੂਲਾਂ 'ਚ ਪੁਰਾਣਿਆਂ 'ਚ ਵੇਖੋ ਉਹ ਦਰਖਤ ਥੱਲੇ ਹੀ ਪੜਾਉਂਦੇ ਹੁੰਦੇ ਸੀ ਪੁਰਾਣੇ ਜਿਹੜੇ ਆ ਜਿਹੜੇ ਪੁਰਾਣੇ ਪੜ੍ਹੇ ਐ ਉਹ ਇਦਾਂ ਹੀ ਪੜ ਪੜ ਗਏ ਪੜ੍ਹਾਈ ਚੰਗੀ ਹੋਵੇ ਏਸੀ ਨਹੀਂ ਵੇਖਣੇ ਗਲੀਚੇ ਨਹੀਂ ਵੇਖਣੇ ਇਸੇ ਤਰ੍ਹਾਂ ਗੁਰਦੁਆਰਿਆਂ ਵਿੱਚ ਇਹ ਨਹੀਂ ਵੀ ਗੁਰਦੁਆਰਾ ਏਸੀ ਹੈ ਗੁਰਦੁਆਰੇ ਦੀ ਬਿਲਡਿੰਗ ਬਹੁਤ ਵਧੀਆ ਹੈ ਇਹ ਸਭ ਥੱਲੇ ਹੈ ਪਹਿਲੇ ਨੰਬਰ ਤੇ ਪੜ੍ਹਾਈ ਕਿੱਦਾਂ ਦੀ ਐਜੂਕੇਸ਼ਨ ਕਿੱਦਾਂ ਦੀ ਅਸੀਂ ਵੇਖਣ ਨਹੀਂ ਜਾਣਾ ਪੜਨ ਜਾਣਾ ਹੈ ਖਾਣ ਨਹੀਂ ਜਾਣਾ ਬੋਲਦੇ ਹੋ ਜੀ ਖਾਣ ਨਹੀਂ ਜਾਣਾ ਅਸੀਂ ਪੜਨ ਜਾਣਾ ਹੈ ਤੇ ਜਿਹੜਾ ਖਾਣਾ ਵੇਖ ਕੇ ਆਉਂਦਾ ਹੈ ਉੱਥੇ ਰੋਟੀ ਪਾਣੀ ਸਬਜ਼ੀਆਂ ਕਿੱਦਾਂ ਦੀਆਂ ਨੇ ਜੀ ਉੱਥੇ ਜੀ ਗਜਰੇਲਾ ਚੱਲਦਾ ਜੀ ਜਲੇਬੀਆਂ ਚੱਲਦੀਆਂ ਨੇ ਖੀਰ ਚੱਲਦੀਆਂ ਨੇ ਉਹ ਦੱਸੋ ਬਈ ਇਹੋ ਜਿਹਾ ਨਿਆਣਾ ਪਾਸ ਹੋ ਜਾਏਗਾ ਤੇ ਆਪਾਂ ਤਾਂ ਹੀ ਤੇ ਪਾਸ ਨਹੀਂ ਅੱਜ ਕਿਉਂ ਨਹੀਂ ਤਾਰੂ ਸਿੰਘ ਪੈਦਾ ਹੁੰਦਾ ਕਿਉਂ ਨਹੀਂ ਅੱਜ ਭਾਈ ਸ਼ਵੇਗ ਸਿੰਘ ਸ਼ਹਿਬਾਜ਼ ਸਿੰਘ ਪੈਦਾ ਹੋ ਰਿਹਾ ਅੱਜ ਕਿਉਂ ਨਹੀਂ ਉਹ ਸਾਰਾ ਕੁਝ ਕਿਉਂ ਨਹੀਂ ਆ ਕਿਉਂਕਿ ਉਹਨਾਂ ਵੇਲਿਆਂ ਵਿੱਚ ਸਿੱਖ ਜਿਹੜੇ ਸੀ ਉਹ ਪੜ੍ਹਾਈ ਵੇਖਦੇ ਸੀ ਗੁਰਮਤ ਕੀ ਮਿਲੇ ਮੈਨੂੰ ਅਕਲ ਮਿਲੇ ਉਸ ਵੇਲੇ ਉਹ ਖਾਣਾ ਪੀਣਾ ਨਹੀਂ ਸੀ ਵੇਖਦੇ ਅੱਜ ਅਸੀਂ ਗੱਲਾਂ ਵੀ ਖਾਣੇ ਦੀਆਂ ਹੀ ਕਰਾਂਗੇ ਪੁਰਾਣੇ ਸਿੱਖ ਬਾਣੀ ਦੀ ਗੱਲ ਕਰਦੇ ਸੀ ਅੱਜ ਖਾਣ ਪੀਣ ਦੀਆਂ ਹੀ ਗੱਲਾਂ ਚੱਲਣਗੀਆਂ ਹੋਲੇ ਮਹੱਲੇ ਤੋਂ ਆਇਆਂ ਨੂੰ ਪੁੱਛਿਓ ਤੁਹਾਡੇ ਇਲਾਕੇ ਚੋਂ ਗਏ ਹੋਣਗੇ ਉਹਨਾਂ ਨੇ ਪੁੱਛਿਓ ਕਿਵੇਂ ਸੀ ਉਹ ਕਹਿਣਗੇ ਰੌਣਕਾਂ ਬਹੁਤ ਸੀ ਬੜੀ ਰੌਣਕ ਸੀ ਅੱਛਾ ਹੋਰ ਕੀ ਸੀ ਬਈ ਉੱਥੇ ਫਲਾਣੇ ਨੇ ਉਹ ਲੰਗਰ ਲੱਗਿਆ ਸੀ ਫਲਾਣੇ ਨੇ ਇਦਾਂ ਕੀਤਾ ਸੀ ਫਲਾਣੇ ਨੇ ਇਦਾਂ ਲੰਗਰ ਲਾਇਆ ਜੇ ਉਹਨਾਂ ਨੂੰ ਪੁੱਛੋ ਵੀ ਸੁਣ ਕੇ ਕੀ ਕੁਝ ਆਏ ਹੋ ਚਲੋ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਕਦੇ ਕੋਈ ਹੋਈ ਲਿਆ ਹਾਲ ਤੇ ਮਾਫ ਕਰਨਾ ਇਹ ਨਹੀਂ ਪਤਾ ਕੋਈ ਨਾ ਕੋਈ ਉੱਥੇ ਘੋਟਾ ਛੱਕ ਕੇ ਭੰਗੀ ਬਣ ਭੰਗੀ ਪੀਣ ਲੱਗ ਜੇ ਆ ਕੇ ਅਕਲ ਨਾ ਨਿਊਜ਼ ਚੈਨਲ ਵਾਲੇ ਵਿਖਾਉਂਦੇ ਸੀ ਹੋਲਾ ਮਹੱਲਾ ਤੇ ਬਾਰ-ਬਾਰ ਪਤਾ ਕੀ ਕਰਦੇ ਸੀ ਉਹ ਬਾਰ-ਬਾਰ ਉਹ ਇੱਕੋ ਗੱਲ ਨਾ ਚਾਰ ਵਾਰੀ ਉਹਨਾਂ ਨੇ ਨਿਊਜ਼ ਵਿਖਾਈ ਤੇ ਚਾਰੇ ਵਾਰੀ ਹੋਲੇ ਮਹੱਲੇ ਤੇ ਪਤਾ ਕੀ ਵਿਖਾਇਆ ਉਹ ਰਗੜਾ ਸਾਰੀ ਦੁਨੀਆ ਨੂੰ ਵਿਖਾਇਆ ਬਾਕੀ ਨਹੀਂ ਵਿਖਾਇਆ ਬਾਕੀ ਨਹੀਂ ਵਿਖਾਇਆ ਕੁਝ ਵੀ ਚਾਰ ਵਾਰੀ ਬਾਰ-ਬਾਰ ਕੈਮਰੇ ਵਾਲੇ ਨੇ ਉਹ ਰਿਕਾਰਡ ਕਰ ਲਿਆ ਤੇ ਚਾਰ ਵਾਰੀ ਵਿਖਾਇਆ ਅਗਲਿਆਂ ਨੇ ਇੰਟਰਨੈਸ਼ਨਲ ਚੈਨਲ ਨੇ ਸਾਰੀ ਦੁਨੀਆ 'ਚ ਵਿਖਾਇਆ ਜਾ ਰਿਹਾ ਹੈ ਸਿੱਖ ਹੋਲੇ ਮਹੱਲੇ ਤੇ ਗਏ ਹੋਏ ਨੇ ਕੀ ਕਰਦੇ ਨੇ ਜੀ ਆ ਚੱਲਦੇ ਨੇ ਰਗੜੇ ਮਾਫ ਕਰਨਾ ਜੀ ਆ ਚੱਲ ਆ ਆ ਚੱਲਦਾ ਆ ਕਰਨ ਵਾਲੇ ਸੀ ਅਸੀਂ ਕਿਤੇ ਤੇ ਜਦੋਂ ਅਗਲਾ ਖਾਣ ਵਾਲਾ ਫਿਰ ਉਹਨੂੰ ਪੁੱਛ ਲੋ ਵੀ ਹੈ ਕੀ ਕਹਿੰਦੇ ਸੁਖ ਨਿਧਾਨ ਹੈ ਜੀ ਇਹ ਤੇ ਭੋਗ ਲੱਗਦਾ ਗੁਰੂ ਸਾਹਿਬ ਨੂੰ ਤੇ ਜਿਸ ਵੇਲੇ ਜਿਸ ਵੇਲੇ ਬ੍ਰਾਹਮਣ ਨੇ ਖਾਣਾ ਹੁੰਦਾ ਸੀ ਉਹ ਵੀ ਕਹਿ ਦਿੰਦਾ ਸੀ ਦੇਵੀ ਨੂੰ ਭੋਗ ਲੱਗਦਾ ਬਲੀਆਂ ਦਿੰਦੇ ਸੀ ਕਹਿੰਦੇ ਭੋਗ ਲੱਗਦਾ ਸ਼ਰਾਬ ਦਾ ਭੋਗ ਲੱਗਦਾ ਸਾਡੇ ਵਾਲਿਆਂ ਨੇ ਜਦੋਂ ਸੁੱਖਾ ਪੀਣਾ ਸੀ ਬਹਾਨਾ ਬਣਾ ਲਿਆ ਕਹਿੰਦੇ ਗੁਰੂ ਜੀ ਨੂੰ ਭੋਗ ਲੱਗਦਾ ਗੁਰੂ ਜੀ ਨੂੰ ਕਹਿੰਦੇ ਭੋਗ ਲੱਗਦਾ ਇਹ ਕਿਹੜਾ ਮਾੜਾ ਹੈ ਗਲਤ ਤੇ ਹੈ ਹੀ ਨਹੀਂ ਸੁਖ ਨਿਧਾਨ ਹੈ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਪੰਚਮ ਪਾਤਸ਼ਾਹ ਦੀ ਪੌੜੀ ਆਪਾਂ ਪੜ੍ਹਦੇ ਆ ਨਾ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਪੂਰੀ ਪੂਰੀ ਪੌੜੀ ਇੱਕ ਵਾਰ ਗਾਇਨ ਕਰ ਲੈਨੇ ਆ ਫਿਰ ਆਨੰਦ ਬਣ ਜਾਂਦਾ ਬਿਲਕੁਲ ਕਲੀਅਰ ਹੈ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸੁਖ ਨਿਧਾਨ ਪਰਮਾਤਮਾ ਹੈ ਤੇ ਸਿੱਖ ਕਹਿੰਦਾ ਸੁਖ ਨਿਧਾਨ ਇੱਕ ਆ ਬੂਟੀ ਏ ਸੜੀ ਜੀ ਬੂਟੀ ਨੂੰ ਕਹੀ ਜਾਂਦੇ ਨੇ ਸੁਖ ਨਿਧਾਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਐ ਸੁਖ ਨਿਧਾਨ ਪਰਮਾਤਮਾ ਸੁਖ ਨਿਧਾਨ ਹੈ ਜਦੋਂ ਸੁੱਖਾਂ ਦਾ ਖਜ਼ਾਨਾ ਹੈ ਜਦੋਂ ਰੱਬ ਨੂੰ ਚੇਤੇ ਕਰਦੇ ਆ ਤੇ ਸੁਖ ਸੁਖੀ ਹੋ ਜਾਂਦੇ ਆ ਸੁਖ ਨਿਧਾਨ ਪ੍ਰਭ ਏਕ ਹੈ ਇੱਕੋ ਹੀ ਪਰਮਾਤਮਾ ਜਿਹੜਾ ਸੁਖ ਦੇਣ ਵਾਲਾ ਹੈ ਹੋਰ ਕੁਝ ਵੀ ਨਹੀਂ ਗੁਰਬਾਣੀ ਗਾਈਏ ਗੁਰਬਾਣੀ ਪੜ੍ਹੀਏ ਸਾਨੂੰ ਪਤਾ ਲੱਗ ਜੇ ਵੀ ਸੁਖ ਨਿਧਾਨ ਕਹਿੰਦੇ ਕਿੰਨੂ ਨੇ ਸਾਡੇ ਵਰਗਿਆਂ ਦੇ ਮਗਰ ਤੇ ਅਗਲਾ ਸਲੋਤਰ ਲੈ ਕੇ ਉਹਦੀ ਪੈ ਜਾਂਦਾ ਵੀ ਤੁਸੀਂ ਕੌਣ ਹੁੰਨੇ ਹੋ ਬੋਲਣ ਵਾਲੇ ਪਰ ਬਾਪੂ ਆਪਣੇ ਨੂੰ ਜਵਾਬ ਦਿਓ ਜੇ ਹੈ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਦਾ ਜਵਾਬ ਦਿਓ ਸਾਡੇ ਵਰਗਿਆਂ ਨੂੰ ਕਿਉਂ ਮਾਰਨ ਪੈਂਦੇ ਹੋ ਭਾਈ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਿਓ ਗਲ ਪੈ ਜਾਂਦੇ ਨੇ ਉਸੇ ਵੇਲੇ ਵੀ ਆਹ ਕਹਿਤਾ ਲੈ ਐ ਕਿਉਂ ਕਹਿਤਾ ਲੈ ਦੱਸੋ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਇਹਦਾ ਜਵਾਬ ਦਿਓ ਗੁਰੂ ਗ੍ਰੰਥ ਸਾਹਿਬ ਪੰਚਮ ਪਾਤਸ਼ਾਹ ਦਾ ਬਚਨ ਹੈ ਪੌੜੀ ਇਹ ਪੜ ਲਓ ਜੀ ਸੁਖ ਨਿਦਾਨ ਪ੍ਰਭ ਏਕੋ ਹੈ ਅਬ ਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਘਟ ਘਟ ਹਰ ਭਣਿਆ ਉੱਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੇ ਜਿਸ ਨਾ ਤੈਨੋ ਹਰ ਰੰਗ ਮਣਿਆ ਵੇਖੋ ਜਰਾ ਪੰਚਮ ਪਾਤਸ਼ਾਹ ਕੀ ਕਹਿੰਦੇ ਐ ਉਹੀ ਪ੍ਰਮਾਤਮਾ ਜਿਹੜਾ ਸਾਰੇ ਜਲਾਂ ਥਲਾਂ ਵਿੱਚ ਰਮਿਆ ਹੋਇਆ ਹਰ ਜਗ੍ਹਾ ਉਹੀ ਹੈ ਉਹੀ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਉਹ ਹੈ ਸੁੱਖਾਂ ਦਾ ਖਜ਼ਾਨਾ ਜਿਹਦੇ ਮਿਲਣ ਕਰਕੇ ਸਦਾ ਦਾ ਸੁੱਖ ਜ਼ਿੰਦਗੀ ਵਿੱਚ ਆ ਜਾਂਦਾ ਭਾਈ ਅਗਲਿਆਂ ਨੇ ਤੇ ਭਾਈ ਫਿਰ ਹੁਣ ਸਾਡਾ ਕੀ ਕਸੂਰ ਹੈ ਜਦੋਂ ਆਪਾਂ ਇਦਾਂ ਦਾ ਕੁਝ ਕਰਾਂਗੇ ਅਗਲਿਆਂ ਨੇ ਤੇ ਕੈਮਰੇ ਲਾ ਕੇ ਤੇ ਫਿਰ ਉਹੀ ਕੁਝ ਵਿਖਾਉਣਾ ਹੈ ਬੜੀ ਦੁਨੀਆ ਟੀਵੀ ਵਿੱਚ ਵੇਖ ਲਈ ਹੈ ਕਹਿੰਦੇ ਉਹ ਆਹ ਕੀ ਚੱਲਦਾ ਹੈ ਕਹਿੰਦੇ ਹੋਲਾ ਮੁਹੱਲਾ ਸਿੱਖ ਸਾਰੇ ਮਸਤ ਹੋਏ ਫਿਰਦੇ ਆ ਉਹ ਕਹਿਣਗੇ ਫਿਰ ਸਾਡੇ ਵਾਲੀ ਸ਼ਿਵਰਾਤਰੀ ਤੇ ਇਦਾਂ ਦੇ ਹੋਲੇ ਮਹੱਲੇ ਦਾ ਕੀ ਫਰਕ ਹੈ ਸਾਡੇ ਵੀ ਪੀ ਕੇ ਨੱਚਦੇ ਹੁੰਦੇ ਨੇ ਇਹ ਵੀ ਪੀ ਫਿਰਦੇ ਨੇ ਆਪੋ ਸਤਨਾਮ ਵਾਹ ਤੇ ਆਪਣੇ ਵਰਗੇ ਨਾ ਜੀ ਡਾਂਗਾ ਚੁੱਕੀ ਫਿਰਦੇ ਨੇ ਸਿੱਖ ਵੱਖਰੀ ਕੌਮ ਹੈ ਸਿੱਖ ਵੱਖਰੀ ਕੌਮ ਹੈ ਰਲੀ ਤੇ ਆਪ ਹੀ ਜਾਂਦੇ ਹੋ ਕਿਹੜੀ ਵੱਖਰੀ ਕੰਮ ਤੇ ਸਾਰੇ ਹੀ ਉਹ ਕਰਦੇ ਆ ਅਗਲਾ ਉਧਰੋਂ ਮੰਦਰ ਦੀ ਬਲੀ ਵਿਖਾਏਗਾ ਮੰਦਰ ਦੀ ਬਲੀ ਵਿਖਾਏਗਾ ਉਧਰੋਂ ਗੁਰਦੁਆਰਿਆਂ 'ਚ ਦਿੱਤੀਆਂ ਬਲੀਆਂ ਵਿਖਾਈਆਂ ਜਾਣਗੀਆਂ ਆਹ ਵੱਡਤਾ ਬੱਕਰਾ ਫੇਰ ਕੀ ਜਵਾਬ ਦਿਓਗੇ ਮੰਦਰ 'ਚ ਲੱਗਦੇ ਤਿਲਕ ਤਿਲਕ ਵਿਖਾਉਣਗੇ ਤੇ ਉਦੋਂ ਤੁਹਾਡੇ ਗੁਰਦੁਆਰਿਆਂ ਵਿੱਚ ਜਦੋਂ ਤਿਲਕ ਲਾਉਂਦੇ ਨੇ ਉਹ ਵਿਖਾਉਣਗੇ ਕੀ ਜਵਾਬ ਦਿਓਗੇ ਮੰਦਰਾਂ 'ਚ ਵੱਜਦੀਆਂ ਟੱਲੀਆਂ ਵਿਖਾਉਣਗੇ ਤੇ ਗੁਰਦੁਆਰਿਆਂ ਵਿੱਚ ਵੱਜਦੀਆਂ ਟੱਲੀਆਂ ਵਿਖਾਉਣਗੇ ਕੀ ਜਵਾਬ ਦਿਓਗੇ ਬਲੀਆਂ ਦਿੱਤੀਆਂ ਵਿਖਾਉਣਗੇ ਮੰਦਰਾਂ ਵਿੱਚ ਤੁਹਾਡੇ ਮੰਦਰਾਂ ਉਵੇਂ ਹੀ ਦਿਖਾਉਣਗੇ ਸਾਡੇ ਕੋਲ ਫਿਰ ਕੀ ਜਵਾਬ ਹੈ ਕਹਿੰਦੇ ਹੋ ਤੁਸੀਂ ਵੀ ਅਸੀਂ ਅਸੀਂ ਵੱਖਰੀ ਕੌਮ ਹੈ ਵੱਖਰੀ ਕਿੱਧਰੋਂ ਰਹਿ ਗਏ ਕੰਮ ਤੇ ਸਾਰੇ ਹੀ ਉਹ ਕਰਦੇ ਹੋ ਰਲ ਗੱਡ ਹੋ ਗਿਆ ਨਾ ਵੇਖੋ ਤੇ ਜਦੋਂ ਆਪਣੇ ਵਾਲੇ ਧੱਕੇ ਨਾਲ ਹੀ ਰਲਣ ਨੂੰ ਫਿਰਦੇ ਨੇ ਸਾਡੇ ਆਗੂ ਨੇ ਜਿਹੜੇ ਉਹ ਧੱਕੇ ਨਾਲ ਹੀ ਰਲ ਗੱਡ ਕਰਨਾ ਚਾਹੁੰਦੇ ਨੇ ਤੇ ਲੋਕ ਆਮ ਲੋਕ ਕੀ ਕਰਨ ਆਮ ਸਿੱਖ ਕੀ ਕਰੇ ਧੱਕੇ ਨਾਲ ਹੀ ਰਲਦੇ ਫਿਰਦੇ ਨੇ ਸਾਰੇ ਦਾ ਸਾਰਾ ਇਤਿਹਾਸ ਵਿਗਾੜਿਆ ਹੈ ਕੁਝ ਹੋਰ ਹੈ ਸਮਝਾਇਆ ਕੁਝ ਹੋਰ ਗਿਆ ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਗੁਰਬਾਣੀ ਨੂੰ ਪੜੋ ਮੇਰੇ ਵੀਰੋ ਭਾਈਓ ਭੈਣੋ ਤੇ ਸੁਖ ਨਿਧਾਨ ਦਾ ਪਤਾ ਨਹੀਂ ਲੱਗ ਜੂ ਉਸੇ ਵੇਲੇ ਤੁਸੀਂ ਕਹੋਗੇ ਨਹੀਂ ਵੀ ਸੁਖ ਨਿਧਾਨ ਤੇ ਯਾਰ ਗੁਰੂ ਗ੍ਰੰਥ ਸਾਹਿਬ ਜਿਹਨੂੰ ਲਿਖਿਆ ਤੁਸੀਂ ਐਵੇਂ ਬਕਵਾਸ ਕਰੀ ਜਾਂਦੇ ਹੋ ਤੇ ਸਾਨੂੰ ਪਤਾ ਸਵਾਲ ਲੱਗਣਾ ਤਾਸ਼ਾ ਖੇਡਣ ਤੋਂ ਤੇ ਵੇੜ ਨਹੀਂ 1 ਮਿੰਟ ਵੀ ਸ਼ਰਾਬ ਕੱਢ ਲੋ ਪੀ ਲੋ ਬਸ ਸਾਰਾ ਸਾਰਾ ਦਿਨ ਸਾਰੀ ਉਮਰ ਲੰਘ ਗਈ ਸੱਥਾਂ 'ਚ ਬੈਠਿਆਂ ਦੀ ਗਾ ਕਬਰਾਂ ਪੂਜ ਲੋ ਮੜੀਆਂ ਪੂਜ ਲੋ ਧਾਗੇ ਬੰਨ ਲੋ ਪਤਾ ਹੀ ਨਹੀਂ ਲੱਗਾ ਵੇਖਦੇ ਲੈਂਦੇ ਪੜ ਕੇ ਵੀ ਲਿਖਿਆ ਕੀ ਸੀ ਇਹਦੇ ਵਿੱਚ ਕਿੰਨੀ ਵਾਰੀ ਕਿਹਾ ਵੀ ਰਮਾਲਾ ਚੁੱਕ ਕੇ ਵੇਖ ਤੇ ਲੈਂਦੇ ਵੀ ਕੀ ਲਿਖਿਆ ਸੀ ਚਾਨਣ ਹੋ ਜਾਂਦਾ ਗੱਲ ਕਰਕੇ ਵਿਖਾਉਂਦਾ ਕੋਈ ਸਾਡੇ ਨਾਲ ਜੁਰਤ ਨਹੀਂ ਸੀ ਕਿਸੇ ਦੀ ਕਾਇਮ ਹੋ ਜਾਂਦੇ ਪਰ ਬਦਕਿਸਮਤੀ ਹੈ ਸਾਡੀ ਕਿ ਬਾਣੀ ਪੜਨ ਵਾਲੇ ਪਾਸਿਓਂ ਕੱਚੇ ਰਹਿ ਗਏ ਤੇ ਕੱਚੀਆਂ ਗੱਲਾਂ ਕਿਉਂ ਕਰਦੇ ਆ ਕਿਉਂਕਿ ਕੱਚ ਕੱਚ ਪਿੱਲ ਸੁਣਿਆ ਹੁੰਦਾ ਹੈ ਭਰਮ ਭੂਲੇ ਨਰ ਕਰਤ ਕਚਰਾਇਣ ਕੱਚੀਆਂ ਗੱਲਾਂ ਉਹ ਬੰਦੇ ਕਰਦੇ ਆ ਜਿਨ੍ਹਾਂ ਨੇ ਕੱਚ ਪਿੱਲ ਸੁਣਿਆ ਹੈ ਜਦੋਂ ਸੱਚ ਸੁਣਨ ਲੱਗ ਜਾਂਦੇ ਐ ਸੱਚ ਸਮਝਣ ਲੱਗ ਜਾਂਦੇ ਐ ਫਿਰ ਕੱਚੀਆਂ ਨਹੀਂ ਕਰਦੇ ਫਿਰ ਸੱਚੀਆਂ ਕਰਦੇ ਐ ਫਿਰ ਸੱਚੀਆਂ ਗੱਲਾਂ ਕਰਦੇ ਐ ਤੇ ਸੱਚ ਹੁੰਦਾ ਮਿੱਠਾ ਹੈ ਪਰ ਝੂਠਿਆਂ ਨੂੰ ਚੁੱਭਦਾ ਹੈ ਫਿਰ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਫਿਰ ਸੜ ਜਾਣਾ ਜੀ ਜਲ ਜਾਂਦੇ ਐ ਕਈਆਂ ਦੇ ਤੇ ਜਦੋਂ ਅੰਦਰ ਸੜਦਾ ਫਿਰ ਧੂਏ ਦਾ ਵੀ ਪਤਾ ਲੱਗ ਜਾਂਦਾ ਉਹਦੇ ਹੀ ਕਈ ਤੇ ਅੰਦਰੇ ਅੰਦਰ ਹੀ ਪਤਾ ਨਹੀਂ ਸੜਦੇ ਹੋਣਗੇ ਪਰ ਕਈਆਂ ਦੀ ਤੇ ਮੁਸ਼ਕ ਆਉਣ ਲੱਗ ਜਾਂਦੀ ਵੀ ਸੜ ਗਿਆ ਆਖੋ ਸਤਨਾਮ ਸੜਦੇ ਐ ਬੜੇ ਸੁਣਨਾ ਸੌਖਾ ਕਿਤੇ ਜਿੰਨਾ ਅੰਦਰ ਕੂੜ ਵਰਤੈ ਅੰਦਰ ਝੂਠ ਹੋਵੇ ਉਹ ਸੱਚ ਕਿੱਥੇ ਹਜਮ ਕਰ ਲੈਣਗੇ ਪੜ ਦਿਓ ਭਾਈ ਜਿਨ੍ਹਾਂ ਅੰਦਰ ਕੂੜ ਵਰਤੇ ਵਾ ਵਾ ਵਾ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਬਸ ਤੁਸੀਂ ਸੱਚ ਨਾਲ ਜੁੜ ਕੇ ਵੇਖੋ ਪਿਆਰਿਓ ਤਜਰਬਾ ਕਰਕੇ ਵੇਖੋ ਜਦੋਂ ਸੱਚ ਸਮਝੋਗੇ ਬੜੇ ਜਿਹੜੇ ਝੂਠ ਦੇ ਨਾਲ ਤੁਰਨ ਵਾਲੇ ਨੇ ਤੁਹਾਡੇ ਵਿਰੁੱਧ ਖੜੇ ਹੋਣਗੇ ਉਲਟ ਚੱਲਣਗੇ ਜੀ ਉਲਟ ਪਰ ਸੱਚ ਤੇ ਖੜ ਜਾ ਆਨੰਦ ਬਹੁਤ ਹੈ ਕੱਲ ਵੀ ਮੈਂ ਇਹ ਗੱਲ ਕੀਤੀ ਸੀ ਸ਼ਾਇਦ ਚੰਗੀ ਤਰ੍ਹਾਂ ਐਕਸਪਲੇਨ ਪਤਾ ਨਹੀਂ ਹੋਈ ਕਿ ਨਹੀਂ ਹੋਈ ਸਮਝ ਆਇਆ ਨੁਕਤਾ ਕਿ ਨਹੀਂ ਆਇਆ ਪਰ ਅੱਜ ਫੇਰ ਕੋਸ਼ਿਸ਼ ਕਰਦਾ ਥੋੜੀ ਜੀ ਗੱਲ ਜੇ ਪਕੜ ਚ ਆ ਜੇ ਤੁਹਾਡੇ ਸਾਰੇ ਆਪਣੇ ਆਪਣੇ ਦਿਮਾਗ 'ਚ ਜੇ ਗੱਲ ਵੜੇ ਧਿਆਨ ਨਾਲ ਸੁਣਿਓ ਜਦੋਂ ਬੰਦਾ ਸੱਚ ਨਾਲ ਜੁੜਦਾ ਹੈ ਨਾ ਜੀ ਸੱਚ ਨਾਲ ਜੁੜਿਆ ਬੰਦਾ ਆਪਣੇ ਸੱਚ ਤੋਂ ਵੀ ਜਾਣੂ ਹੁੰਦਾ ਹੈ ਸੱਚ ਮਤਲਬ ਰਿਐਲਿਟੀ ਰਿਐਲਿਟੀ ਮਤਲਬ ਜੈਨੂਨ ਜਿਹੜੀ ਗੱਲ ਹੁੰਦੀ ਹੈ ਜੈਨੂਨ ਕਿਵੇਂ ਵੇਖਿਓ ਸੱਚਾ ਬੰਦਾ ਜੈਨੂਨ ਗੱਲ ਕਰਦਾ ਜੇ ਬੰਦਾ ਸੱਚ ਸਮਝਦਾ ਹੈ ਫਿਰ ਉਹ ਕਦੇ ਵੀ ਫੁਕਰੀਆਂ ਨਹੀਂ ਮਾਰਦਾ ਕਿਉਂਕਿ ਜੇ ਸੱਚ ਸਮਝਦਾ ਹੈ ਤੇ ਵੱਧ ਵਧਾ ਕੇ ਗੱਲ ਕਿਵੇਂ ਕਰੂ ਗੱਲ ਸੱਚ ਕਰੂ ਕਿ ਵਧਾ ਕੇ ਕਰੂ ਸੁਣੋ ਧਿਆਨ ਨਾਲ ਸੁਣਿਓ ਸੱਚਾ ਬੰਦਾ ਗੱਲ ਜਿੰਨੀ ਹੋਊ ਓਨੀ ਕਰੂ ਕਿ ਵਧਾ ਕੇ ਕਰੂ ਜਿੰਨੀ ਹੋਏਗੀ ਓਨੀ ਕਰੂ ਫੜਾ ਮਾਰੂ ਕਿਤੇ ਫੋਕੀਆਂ ਨਹੀਂ ਫੁਕਰੀਆਂ ਮਾਰਦਾ ਫਿਰੇਗਾ ਸੱਚਾ ਬੰਦਾ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਸੱਚ ਆ ਗਿਆ ਉਹਦੀ ਜ਼ਿੰਦਗੀ ਵਿੱਚ ਬੈਲੈਂਸ ਵੀ ਆ ਜਾਂਦਾ ਹੈ ਸੱਚ ਉਹਦਾ ਦਿਮਾਗ ਟਿਕਾਣੇ ਲੈ ਆਉਂਦਾ ਹੈ ਸੱਚ ਉਹਨੂੰ ਆਪਣੇ ਆਪ ਹੀ ਬੈਲੈਂਸ ਕਰ ਦਿੰਦਾ ਭਾਈ ਉਹਦੀਆਂ ਫੁਕਰੀਆਂ ਖਤਮ ਹੋ ਜਾਂਦੀਆਂ ਨੇ ਜੇ ਕਿਸੇ ਬੰਦੇ ਦੀ ਵਿਰੋਧਤਾ ਵੀ ਕਰੇਗਾ ਨਾ ਉਨੀ ਕਰੇਗਾ ਜੋ ਸੱਚ ਹੋਵੇ ਜੇ ਜੇ ਜੇ ਸੱਚਾ ਬੰਦਾ ਹੈ ਬੰਦਾ ਸੱਚਾ ਹੈ ਫਿਰ ਜੇ ਕਿਸੇ ਦੀ ਗੱਲ ਹੋਏਗੀ ਕੋਈ ਬੰਦਾ ਦੁਸ਼ਮਣ ਹੋਵੇ ਉਨੀ ਗੱਲ ਕਰੇਗਾ ਜਿੰਨੀ ਹੋਵੇ ਵੱਧ ਨਹੀਂ ਕਰੇਗਾ ਹਰ ਬੰਦਾ ਜਿਹੜਾ ਸੱਚਾ ਹੈ ਆਪਣੀ ਔਕਾਤ ਚ ਆ ਜਾਏਗਾ ਨੋਟ ਰੱਖਿਓ ਸੱਚਾ ਬੰਦਾ ਆਪਣੀ ਔਕਾਤ ਵਿੱਚ ਰਹੇਗਾ ਉਹਨੂੰ ਪਤਾ ਹੈ ਕਿ ਮੈਂ ਇੰਨੇ ਯੋਗ ਹਾਂ ਇਹ ਤੋਂ ਵੱਧ ਨਹੀਂ ਮੈਂ ਗੱਲ ਕਰ ਸਕਦਾ ਸੱਚ ਔਕਾਤ ਚ ਲਿਆਏਗਾ ਸੱਚ ਮਤਲਬ ਰੱਬ ਰੱਬ ਮਤਲਬ ਰਿਐਲਿਟੀ ਰਿਐਲਿਟੀ ਮਤਲਬ ਜੈਨੂਇਨ ਗੱਲ ਕਰੇਗਾ ਜਿੰਨੀ ਹੋਏਗੀ ਓਨੀ ਜਿੰਨੀ ਤਾਕਤ ਹੈ ਓਨੀ ਗੱਲ ਕਰੇਗਾ ਵੱਧ ਨਹੀਂ ਹਰ ਚੀਜ਼ ਸਾਡੇ ਚੋਂ ਖਤਮ ਹੋ ਜਾਏਗੀ ਸਾਡੀ ਪੰਜਾਬੀਆਂ ਦੇ ਵਿੱਚ ਹਮੇਸ਼ਾ ਤੋਂ ਆਦਤ ਰਹੀ ਹੈ ਕਿ ਅਸੀਂ ਹਮੇਸ਼ਾ ਹੀ ਬਹੁਤ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਫੁਕਰੀਆਂ ਕਰਦੇ ਆ ਫੁਕਰੀਆਂ ਵਧਾ ਵਧਾ ਕੇ ਜਿੱਦਣ ਅਸੀਂ ਸੱਚ ਨਾਲ ਜੁੜਾਂਗੇ ਉਦੋਂ ਅਸੀਂ ਬਿਲਕੁਲ ਬੈਲੈਂਸ ਹੁੰਦੇ ਜਾਵਾਂਗੇ ਰਿਐਲਿਟੀ ਹੋਏਗੀ ਸਾਡੀ ਹਰ ਗੱਲ ਜਿਹੜੀ ਹੈ ਉਹ ਆਪਣੇ ਆਪ ਬੈਲੈਂਸ ਹੋਏਗੀ ਵੱਧ ਘੱਟ ਨਹੀਂ ਸਮਝ ਆ ਜਾਏਗੀ ਜਦੋਂ ਤੁਹਾਨੂੰ ਜਿੰਨੀ ਸਮਝ ਵੱਧਦੀ ਜਾਏਗੀ ਤੁਸੀਂ ਸੱਚ ਦੇ ਨੇੜੇ ਹੁੰਦੇ ਜਾਓਗੇ ਉਨਾ ਹੀ ਤੁਸੀਂ ਆਪਣੇ ਆਪ ਹੀ ਔਕਾਤ ਵਿੱਚ ਆਓਗੇ ਔਕਾਤ ਵਿੱਚ ਮੈਂ ਆਪਣਾ ਤਜਰਬਾ ਦੱਸਦਾ ਹਾਂ ਵੇਖਿਓ ਮੈਂ ਨਾ ਪਹਿਲੇ ਸਮਿਆਂ ਦੇ ਵਿੱਚ ਜਦੋਂ 18 ਸਾਲ ਹੋ ਗਏ ਮੈਨੂੰ ਦੀਵਾਨ ਲਾਉਂਦੇ ਤੇ ਮੈਂ 18 ਸਾਲਾਂ ਦੇ ਵਿੱਚ ਜਦੋਂ ਵੀ ਦੀਵਾਨ ਤੇ ਜਾਂਦਾ ਸੀ ਪਹਿਲਾਂ ਤੇ ਮੈਂ ਨੇੜੇ ਵੀ ਜੇ ਪਹੁੰਚ ਜਾਂਦਾ ਸੀ ਨਾ ਪਿੰਡ ਦੇ ਜਿੱਥੇ ਦੀਵਾਨ ਲੱਗਣੇ ਆ ਤੇ ਮੈਨੂੰ ਕਈ ਵਾਰੀ ਫੋਨ ਕਰ ਦਿੰਦੇ ਸੀ ਸੰਗਤ ਤੇ ਅਜੇ ਹੈ ਹੀ ਨਹੀਂ ਜੀ ਅਜੇ ਤੇ ਸੰਗਤ ਆ ਰਹੀ ਹੈ ਬਹੁਤ ਸੰਗਤ ਅਜੇ ਆ ਰਹੀ ਹੈ ਮੈਂ ਨੇੜੇ ਆ ਜਾਂਦਾ ਸੀ ਮੈਂ ਕਹਿੰਦਾ ਸੀ ਅਜੇ ਖਲੋ ਜੋ ਆ ਲੈਣ ਦਿਓ ਪਹਿਲਾਂ ਫੇਰ ਚੱਲਾਂਗੇ ਪਹਿਲਾਂ ਸੰਗਤ ਤੇ ਆ ਲਵੇ ਫਿਰ ਚੱਲਦੇ ਆ ਕਈ ਵਾਰੀ 9 ਵਜ ਜਾਂਦੇ ਸੀ ਕਈ ਵਾਰੀ 9:30 ਵਜੇ ਦੀਵਾਨ ਵਿੱਚ ਆਉਣਾ ਪਰ ਜਦੋਂ ਤੋਂ ਸੱਚ ਸਮਝ ਆਇਆ ਹੈ ਨਾਲ ਆਪਣੀ ਔਕਾਤ ਵੀ ਸਮਝ ਆ ਜਾਂਦੀ ਹੈ ਵੀ ਸੰਗਤ ਤੋਂ ਵੱਡੇ ਥੋੜਾ ਆ ਜੇ ਸੰਗਤ ਨੂੰ ਜਦੋਂ 7 ਵਜੇ ਦਾ ਟਾਈਮ ਦਿੱਤਾ ਹੈ 7:30 ਦਾ ਦਿੱਤਾ ਹੈ ਆਪਣੇ ਟਾਈਮ ਤੇ ਪਹੁੰਚੋ ਸੰਗਤ ਰੱਬ ਰੂਪ ਹੈ ਆਖੋ ਸਤਨਾਮ ਸ੍ਰੀ ਵਾਹਿ ਵੇਖੋ ਸਮਝ ਆ ਜਾਂਦੀ ਹੈ ਹਰ ਚੀਜ਼ ਹੀ ਪਕੜ ਚਾਉਂਦੀ ਹੈ ਇੱਕ ਚੀਜ਼ ਥੋੜਾ ਹਰ ਚੀਜ਼ ਬੈਲੈਂਸ ਆਏਗੀ ਪਿਆਰਿਓ ਮੇਰੇ ਇਸ਼ਤਿਹਾਰਾਂ ਤੇ ਭਾਈ ਰਣਜੀਤ ਸਿੰਘ ਲਿਖਿਆ ਕਿੰਨੇ ਸਾਲ ਸੰਤ ਬਾਬਾ ਰਣਜੀਤ ਸਿੰਘ ਹੀ ਲਿਖਿਆ ਹੋਇਆ ਸੀ ਤੇ ਜਿੱਦਣ ਤੋਂ ਸਮਝ ਆਉਂਦੀ ਹੈ ਫਿਰ ਮੇਰੇ ਮਨ ਚ ਆਉਂਦਾ ਹੈ ਉਹ ਤੂੰ ਤੇ ਭਰਾ ਬਣਨ ਜੋਗਾ ਹੈ ਬਾਬਾ ਬਣਨ ਜੋਗਾ ਕਿੱਥੋਂ ਹੋ ਗਿਆ ਸੱਚ ਤੁਹਾਨੂੰ ਤੁਹਾਡੀ ਔਕਾਤ ਤੇ ਲੈ ਆਉਂਦਾ ਹੈ ਔਕਾਤ ਸੱਚ ਲੋਕਾਂ ਲਈ ਥੋੜਾ ਹੁੰਦਾ ਹੈ ਦੁਨੀਆ ਲਈ ਲੋਕੀ ਐ ਕਰੋ ਤੁਸੀਂ ਐ ਕਰੋ ਪਹਿਲਾਂ ਜੇ ਸੱਚ ਸਮਝ ਆਏਗਾ ਤੇ ਆਪਣੇ ਬੈਲੈਂਸ ਵਿੱਚ ਆਓ ਭਾਈ ਮਤਲਬ ਭਰਾ ਸਾਰੇ ਭਾਈਆਂ ਆ ਫਲਾਣਾ ਭਾਈ ਫਲਾਣਾ ਸਿੰਘ ਹੈ ਆ ਭਾਈ ਫਲਾਣਾ ਸਿੰਘ ਹੈ ਆ ਭਾਈ ਫਲਾਣਾ ਸਿੰਘ ਹੈ ਆ ਸਾਰੇ ਭਾਈ ਨੇ ਮੈਂ ਵੀ ਭਾਈ ਹਾਂ ਤੁਹਾਡਾ ਇੱਕੋ ਜੇ ਹੋ ਗਏ ਭੈਣ ਭਰਾ ਸਾਰੇ ਆਪੇ ਹੀ ਭਾਈ ਹੋ ਗਏ ਭਾਈ ਭਾਈ ਬਣ ਗਏ ਹੁਣ ਕੋਈ ਵੀ ਗੱਲ ਜਿਹੜੀ ਹੈ ਜ਼ਿੰਦਗੀ ਵਿੱਚ ਸਮਝ ਆਉਂਦੀ ਹੈ ਜਦੋਂ ਉੱਥੇ ਫਿਰ ਨਾਲ ਦੀ ਨਾਲ ਬੈਲੈਂਸ ਬਣ ਜਾਂਦਾ ਹੈ ਆਪਣੇ ਆਪ ਗੱਲ ਪਕੜ ਚ ਆਉਂਦੀ ਹੈ ਮੇਰੀ ਬੇਨਤੀ ਨੂੰ ਧਿਆਨ ਨਾਲ ਸਮਝਿਓ ਜਿਵੇਂ ਜਿਵੇਂ ਜ਼ਿੰਦਗੀ 'ਚ ਸੱਚ ਆਏਗਾ ਔਕਾਤ ਦਾ ਪਤਾ ਲੱਗੇਗਾ ਫਿਰ ਓਨੀ ਗੱਲ ਕਰੋਗੇ ਜਿੰਨੀ ਹੁੰਦੀ ਹੈ ਜੈਨੂਅਨ ਵੱਧ ਘੱਟ ਨਹੀਂ ਮੇਰੀ ਬੇਨਤੀ ਨੂੰ ਸਮਝੋ ਮੇਰੇ ਵੀਰੋ ਭਾਈਓ ਹਰ ਗੱਲ ਨੂੰ ਬੈਲੈਂਸ ਕਰੋ ਸੱਚ ਜੇ ਜ਼ਿੰਦਗੀ ਚ ਆਇਆ ਹੈ ਤੇ ਬਿਲਕੁਲ ਰਿਐਲਿਟੀ ਹੋਵੇ ਜੋ ਸੱਚ ਹੋਵੇ ਓਨੀ ਗੱਲ ਜੇ ਦੁਸ਼ਮਣ ਦੀ ਗੱਲ ਕਰਨੀ ਹੈ ਤੇ ਦੁਸ਼ਮਣ ਦੇ ਗੁਣ ਔਗਣ ਸਭ ਇਹ ਨਹੀਂ ਕਿ ਕਮਲਿਆਂ ਵਾਂਗੂ ਮਾੜੀ ਜੀ ਆਪਣੀ ਆਪਣੇ ਤੇ ਗੁਣ ਹੋਣ ਮਾੜੇ ਜੇ ਆਪਣੇ ਪੱਲੇ ਤੇ ਕੁਝ ਵੀ ਨਾ ਹੋਵੇ ਆਪਣੀ ਗੱਲ ਨੂੰ ਬਹੁਤ ਵੱਡੀ ਕਰਕੇ ਦੱਸੋ ਤੇ ਲੋਕਾਂ ਦੇ ਔਗਣਾ ਨੂੰ ਬਹੁਤ ਵੱਡਾ ਕਰਕੇ ਦੱਸੋ ਨਹੀਂ ਜੋ ਹੁੰਦਾ ਹੈ ਉਨਾ ਹੀ ਕਰੋ ਹਰ ਇੱਕ ਦੀ ਜਿੰਨੀ ਗੱਲ ਹੋਵੇ ਬਸ ਉਨੀ ਵੱਧ ਨਹੀਂ ਆਪਣੀਆਂ ਫੁਕਰੀਆਂ ਖਤਮ ਹੋ ਜਾਣਗੀਆਂ ਜੀ ਬਹੁਤਾ ਸਾਡਾ ਨੁਕਸਾਨ ਸਾਡੇ ਫੁਕਰਪੁਣੇ ਨੇ ਕਰਾਇਆ ਬਹੁਤ ਸਾਰੀਆਂ ਗਲਤੀਆਂ ਅਸੀਂ ਫੁਕਰੇ ਹੋ ਕੇ ਕਰਦੇ ਆਂ ਇਹ ਸਾਡੀ ਜ਼ਿੰਦਗੀ ਵਿੱਚੋਂ ਨਿਕਲਣਾ ਚਾਹੀਦਾ ਜਿਵੇਂ ਜਿਵੇਂ ਸੱਚ ਆਏਗਾ ਹੀਨ ਭਾਵਨਾ ਵੀ ਮਰਦੀ ਜਾਏਗੀ ਕਿਉਂਕਿ ਜਿੰਨੇ ਕੋ ਗੁਣ ਹੋਣਗੇ ਕੌਨਫੀਡੈਂਸ ਵੀ ਹੋਏਗਾ ਦ੍ਰਿੜਤਾ ਵੀ ਹੋਏਗੀ ਹੰਕਾਰ ਨਹੀਂ ਹੋਏਗਾ ਦ੍ਰਿੜਤਾ ਹੋਏਗੀ ਜਿੰਨੇ ਕੋ ਗੁਣ ਹੋਣਗੇ ਕੌਨਫੀਡੈਂਸ ਹੋਏਗਾ ਹੀਨ ਭਾਵਨਾ ਨਹੀਂ ਹੋਏਗੀ ਤੇ ਜੇ ਜੇ ਔਕਾਤ ਵੇਖਾਂਗੇ ਤੇ ਫਿਰ ਕਦੇ ਵੀ ਐਵੇਂ ਹੀ ਰੋਬ ਨਹੀਂ ਮਾਰਦੇ ਫਿਰਾਂਗੇ ਤੇ ਜਿਨ੍ਹਾਂ ਦੀ ਔਕਾਤ ਹੋਵੇ ਉਹਨਾਂ ਦਾ ਲੋਕੀ ਰੋਬ ਮੰਨਦੇ ਵੀ ਨਹੀਂ ਮੰਨਦੇ ਵੀ ਨਹੀਂ ਪਿੱਛੇ ਜੇ ਬੇਨਤੀ ਕੀਤੀ ਸੀ ਨਾ ਇੱਕ ਕਲਿੱਪ ਵੀ ਆਇਆ ਸੀ ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਜਿਹੜਾ ਬੰਦਾ ਯੋਗ ਹੋਵੇ ਉਹਦਾ ਰੋਬ ਮਾਣਿਆ ਜਾਂਦਾ ਮੰਨਿਆ ਹੀ ਨਹੀਂ ਜਾਂਦਾ ਅਗਲਾ ਤੁਹਾਨੂੰ ਐ ਕਹਿ ਦੇਣਾ ਵੀ ਆਹ ਕੰਮ ਕਰਨਾ ਹੈ ਸਵਾਦ ਆਉਂਦਾ ਉਹਦਾ ਹੁਕਮ ਮੰਨਣ ਨੂੰ ਕਿਉਂ ਕਿਉਂਕਿ ਬੰਦਾ ਸੱਚਾ ਹੁੰਦਾ ਹੈ ਰਿਐਲਿਟੀ ਹੁੰਦੀ ਹੈ ਔਕਾਤ ਵਾਲਾ ਹੁੰਦਾ ਹੈ ਔਕਾਤ ਹੁੰਦੀ ਹੈ ਉਹਦੀ ਹੁਕਮ ਕਰਨ ਦੀ ਰੋਬ ਮਾਰਨ ਦੀ ਔਕਾਤ ਰੱਖਦਾ ਹੈ ਤੇ ਔਕਾਤ ਰੱਖੇ ਨਾ ਹੋਵੇ ਸਿਰੇ ਦਾ ਨਕਮਾ ਤੇ ਰੋਬ ਮਾਰੇ ਉਹਦੇ ਰੋਬ ਦਾ ਵਿਰੋਧ ਹੋਏਗਾ ਗੁੱਸਾ ਚੜੇਗਾ ਵੀ ਇਹ ਕੌਣ ਹੈ ਰੋਬ ਮਾਰਨ ਵਾਲਾ ਮੇਰੇ ਤੇ ਵਿਰੋਧ ਕਰਾਂਗੇ ਆਪਾਂ ਰੋਬ ਮਾਰੇਗਾ ਜਦੋਂ ਤੇ ਜੇ ਬੰਦਾ ਸੱਚਾ ਹੈ ਜੈਨੂਅਨ ਹੋਵੇ ਉਹਦਾ ਜੀਵਨ ਵੀ ਉਦਾਂ ਦਾ ਹੋਵੇ ਫਿਰ ਜਦੋਂ ਉਹਨੇ ਕਹਿਣਾ ਨਾ ਵੀ ਆਹ ਕੰਮ ਕਰਨਾ ਹੈ ਤੇ ਜੀ ਕਰੇਗਾ ਵੀ ਇਹਦੇ ਇਹਦੀ ਗੱਲ ਮੰਨੀਏ ਉਹਦਾ ਹੁਕਮ ਮੰਨਾਂਗੇ ਵੀ ਤੇ ਉਹਦਾ ਹੁਕਮ ਮਾਣਾਂਗੇ ਵੀ ਇਸ ਕਰਕੇ ਬੇਨਤੀ ਕਰਾਂਗਾ ਕਿ ਸੱਚ ਨੂੰ ਸਮਝ ਜਾਣਾ ਆਪਣੀ ਔਕਾਤ ਨੂੰ ਔਕਾਤ ਵਿੱਚ ਆਉਣਾ ਹੈ ਜਿਹੜਾ ਬੰਦਾ ਆਪਣੀ ਔਕਾਤ ਵਿੱਚ ਨਹੀਂ ਉਹ ਐਵੇਂ ਹੀ ਕਹੀ ਜਾਂਦਾ ਮੈਂ ਸੱਚ ਨਾਲ ਜੁੜਿਆ ਮੈਂ ਰੱਬ ਨਾਲ ਜੁੜਿਆ ਨਾ ਜੀ ਨਾ ਉਹ ਤੇ ਕਿਤੇ ਹੋਰ ਹੀ ਫਿਰਦਾ ਹੈ ਅਜੇ ਤੱਕ ਰੱਬ ਨਾਲ ਨਹੀਂ ਜੁੜਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਆਪਣੀ ਔਕਾਤ ਵਿੱਚ ਆ ਜਾਣਾ ਸੱਚ ਨੂੰ ਸਮਝ ਜਾਣਾ ਆਪਣੀ ਔਕਾਤ ਵਿੱਚ ਆਉਣਾ ਸੋ ਜਦੋਂ ਅਸੀਂ ਕੁਰਬਾਨੀ ਨਾਲ ਜੁੜਦੇ ਆਂ ਸੰਗਤ ਵਿੱਚ ਆ ਕੇ ਅਸੀਂ ਪੜਨਾ ਸ਼ੁਰੂ ਕਰਦੇ ਆ ਅਸੀਂ ਇਹ ਦਿਮਾਗ ਚੋਂ ਕੱਢਤਾ ਵੀ ਉੱਥੇ ਏਸੀ ਲੱਗਾ ਹੋਵੇ ਅਸੀਂ ਇਹ ਦਿਮਾਗ ਚੋਂ ਕੱਢਤਾ ਵੀ ਬਿਲਡਿੰਗ ਹੋਵੇ ਅਸੀਂ ਇਹ ਦਿਮਾਗ ਚੋਂ ਕੱਢਤਾ ਵੀ ਲੰਗਰ ਵਿੱਚ ਕੀ ਹੈ ਅਸੀਂ ਸਾਰਾ ਕੁਝ ਦਿਮਾਗ ਚੋਂ ਕੱਢ ਕੇ ਅਸੀਂ ਇਹ ਸਮਝਣ ਲੱਗ ਗਏ ਵੀ ਅਸੀਂ ਕਲਾਸ ਅਟੈਂਡ ਕਰਨੀ ਹੈ ਅਸੀਂ ਪੜਨ ਚੱਲੇ ਆ ਹੋਲੇ ਮੱਲੇ ਦੇ ਕੀ ਕਰਨ ਚੱਲੇ ਹੋ ਪੜ ਕੇ ਆਵਾਂਗੇ ਕਿੰਨੇ ਪ੍ਰੋਗਰਾਮ ਕਲਾਸਾਂ ਲੱਗਣਗੀਆਂ ਸਭਾ ਤੇ ਚੱਲੇ ਹੋ ਕਹਿੰਦੇ ਪੜਨ ਚੱਲੇ ਆ ਪੜ ਕੇ ਆਵਾਂਗੇ ਜੇ ਸਾਡੀ ਕੌਮ ਪੜਨ ਜਾਂਦੀ ਅੱਜ ਨੂੰ ਪੜੀ ਹੁੰਦੀ ਗੁਰਮਤ ਪੜੀ ਹੁੰਦੀ ਗੁਰੂ ਦੀ ਮਤ ਦਾ ਪਤਾ ਲੱਗਿਆ ਹੁੰਦਾ ਹੁਣ ਜਿਹੜਾ ਤੁਰਿਆ ਹੈ ਪੰਜ ਚਾਰ ਦਿਨ ਖਾ ਪੀ ਕੇ ਆਵਾਂਗੇ ਆਖੋ ਸਤਨਾਮ ਵਾਹ ਵਾ ਖਾਣ ਪੀਣ ਜੋਗੀ ਰਹਿ ਗਏ ਫਿਰ ਹੁਣ ਆਪਾਂ ਗੱਲ ਹੀ ਖਾਣ ਪੀਣ ਦੀ ਕਰਦੇ ਆ ਵੀ ਖਾ ਪੀ ਕੇ ਆਵਾਂਗੇ ਤੇ ਬਾਣੀ ਨੂੰ ਸਮਝੋ ਪਿਆਰਿਓ ਬਾਣੀ ਬੈਲੈਂਸ ਵਿੱਚ ਲੈ ਆਏਗੀ ਆਪਣੇ ਆਪ ਜੇ ਪਿਆਰ ਕਰਦੇ ਹੋ ਵੇਖੋ ਕਈ ਵਾਰੀ ਬਾਣੀ ਪੜਨ ਦਾ ਹੀ ਹੰਕਾਰ ਹੋ ਜਾਂਦਾ ਬੰਦਿਆਂ ਨੂੰ ਗਿਆਨ ਦਾ ਹੀ ਹੰਕਾਰ ਹੋ ਜਾਂਦਾ ਮੈਨੂੰ ਗਿਆਨ ਬਹੁਤ ਹੈ ਕਈ ਵਾਰੀ ਨਾ ਕੈਂਸਰ ਹੈ ਜਿਹੜਾ ਕੈਂਸਰ ਉਹ ਜਿਹੜੀ ਆਪਾਂ ਦਵਾਈ ਲੈਨੇ ਆ ਕੈਂਸਰ ਦੀ ਉਹ ਦਵਾਈ ਨੂੰ ਹੀ ਖੁਰਾਕ ਬਣਾ ਲੈਂਦਾ ਪਹਿਲਾਂ ਤੇ ਕੈਂਸਰ ਮਰਦਾ ਹੈ ਥੋੜੇ ਚਿਰ ਬਾਅਦ ਦਵਾਈ ਖਾਂਦੇ ਰਹੀਏ ਖਾਂਦੇ ਰਹੀਏ ਕੈਂਸਰ ਹੈ ਜਿਹੜਾ ਉਹ ਦਵਾਈ ਨੂੰ ਹੀ ਆਪਣੀ ਖੁਰਾਕ ਬਣਾ ਕੇ ਦਵਾਈ ਨਾਲ ਹੀ ਵਧੀ ਜਾਂਦਾ ਹੁੰਦਾ ਫਿਰ ਹੋਰ ਦਵਾਈ ਲੈਣੀ ਪੈਂਦੀ ਹੈ ਕਈ ਵਾਰੀ ਗਿਆਨ ਤੇ ਚਾਹੀਦਾ ਅਕਲ ਤੇ ਲੈਣੀ ਸੀ ਵੀ ਠੀਕ ਹੋਵੇ ਪਰ ਕਈ ਵਾਰੀ ਗਿਆਨ ਹੈ ਜਿਹੜਾ ਇਹਦੇ ਨਾਲ ਹੀ ਮਨ ਹੰਕਾਰੀ ਹੋ ਜਾਂਦਾ ਵੀ ਮੈਨੂੰ ਪਤਾ ਹੀ ਬਹੁਤ ਹੈ ਜਿਵੇਂ ਪੜ੍ਹਦੇ ਆ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁੱਧ ਬਵੇਕਾ ਵਿਚਾਰਵਾਨ ਬੁੱਧੀ ਹੋਵੇ ਵਿਚਾਰ ਨੇ ਲੋਕਾਂ ਦੇ ਔਗਣ ਨਹੀਂ ਆਪਣੇ ਔਕਾਤ ਲੋਕਾਂ ਦੀ ਨਹੀਂ ਵੇਖਣੀ ਆਪਣੀ ਵੇਖਣੀ ਹੈ ਘਾਟਾਂ ਲੋਕਾਂ ਦੀਆਂ ਨਹੀਂ ਵੇਖਣੀਆਂ ਆਪਣੀਆਂ ਵੇਖਣੀਆਂ ਨੇ ਭਾਈ ਗਲਤੀਆਂ ਆਪਣੀਆਂ ਵੇਖਣੀਆਂ ਨੇ ਗੁਰਬਾਣੀ ਦਾ ਸੱਚਾ ਗਿਆਨ ਸਾਨੂੰ ਸਿੱਧੇ ਕਰ ਦੂ ਸਾਡੇ ਚਿੱਪ ਕੱਢ ਦੂ ਚਿੱਪ ਕੱਢ ਦੂ ਸਾਡੇ ਸਾਡੀ ਕੀਮਤ ਪੈ ਜਾਏਗੀ ਸੋਹਣੀ ਬਣ ਜਾਏਗੀ ਸਾਡੀ ਜ਼ਿੰਦਗੀ ਜੇ ਐਦਾਂ ਬਹਿ ਕੇ ਸੰਗਤ ਵਿੱਚ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਫਿਰ ਜ਼ਿੰਦਗੀ 'ਚ ਆਨੰਦ ਆਏਗਾ ਜਿਵੇਂ ਅੱਜ ਨਵਾਂ ਸਾਲ ਖਾਲਸੇ ਦਾ ਚੇਤ ਦਾ ਮਹੀਨਾ ਚੜਿਆ ਤੇ ਪੰਚਮ ਪਾਤਸ਼ਾਹ ਜੀ ਦਾ ਬਚਨ ਆਪਾਂ ਸਾਰਿਆਂ ਨੇ ਤੁਸੀਂ ਸਭ ਨੇ ਸੁਣਿਆ 12 ਮਾਹ ਦਾ ਸ਼ਬਦ ਰੋਜ਼ ਆਪਾਂ ਪੜ੍ਹਦੇ ਸੁਣਦੇ ਹੀ ਆ ਚਲੋ ਆਪਾਂ ਥੋੜਾ ਜਿਹਾ ਸਮਝਦੇ ਆ ਵੇਖਿਓ ਚੇਤ ਗੋਵਿੰਦ ਹੈ ਹੋਵੇ ਆਨੰਦ ਘਣਾ ਲਓ ਹੁਣ ਸੁਣਦੇ ਆਪਾਂ ਇੱਕ ਇੱਕ ਪੰਕਤੀ ਕਿਰਪਾ ਕਰਕੇ ਧਿਆਨ ਇਕਾਗਰ ਰੱਖਿਓ ਹਾਂਜੀ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ ਜਿਵੇਂ ਹੁਣ ਚੇਤ ਦਾ ਮਹੀਨਾ ਚੜਿਆ ਨਾ ਜੀ ਬਸੰਤ ਰੁੱਤ ਆ ਗਈ ਤੇ ਸਾਰੇ ਜਿਹੜੇ ਦਰਖਤ ਨੇ ਉਹ ਹਰੇ ਭਰੇ ਹੋਣੇ ਸ਼ੁਰੂ ਹੋ ਗਏ ਠੰਡ ਖਤਮ ਹੋਣ ਲੱਗ ਪਈ ਦਰਖਤ ਹਰੇ ਭਰੇ ਹੋਣ ਲੱਗ ਪਏ ਬਸੰਤ ਆਉਣ ਕਰਕੇ ਜਗਾ ਜਗਾ ਫੁੱਲ ਖਿੜੇ ਐ ਹਰ ਜਗਾ ਰੌਣਕ ਲੱਗੀ ਪਈ ਐ ਹਰਿਆਵਲ ਹਰਿਆਵਲ ਹੋਏਗੀ ਹੁਣ ਹਰਿਆਵਲ ਹਰਿਆਵਲ ਨਵੇਂ ਪੱਤੇ ਆ ਰਹੇ ਐ ਹਰ ਪਾਸੇ ਖੇੜਾ ਹੀ ਖੇੜਾ ਐ ਕਿੰਨਾ ਖੇੜਾ ਐ ਪਰ ਜਿਹੜਾ ਬੰਦਾ ਅੰਦਰੋਂ ਖਿੜਿਆ ਹੋਇਆ ਨਹੀਂ ਉਹਦੇ ਲਈ ਬਸੰਤਾਂ ਬਥੇਰੀਆਂ ਆ ਕੇ ਚਲੀਆਂ ਗਈਆਂ ਕੋਈ ਫਰਕ ਨਹੀਂ ਪਿਆ ਜਿਹੜਾ ਬੰਦਾ ਅੰਦਰੋਂ ਸੁੱਕਿਆ ਪਿਆ ਹੈ ਸੁੱਕਿਆ ਸੜਿਆ ਅੰਦਰੋਂ ਹੈ ਭਾਈ ਸੜਿਆ ਪਿਆ ਜਿਹੜਾ ਅੰਦਰੋਂ ਈਰਖਾ ਦਾ ਮਾਰਿਆ ਹੋਇਆ ਹੈ ਜੈਲਸੀ ਦਾ ਮਾਰਿਆ ਹੋਇਆ ਹੈ ਹੰਕਾਰ ਦਾ ਸੜਿਆ ਪਿਆ ਹੈ ਚਿੰਤਾ ਨਾਲ ਸੜਿਆ ਪਿਆ ਹੈ ਕਾਮ ਦਾ ਸਾੜਿਆ ਪਿਆ ਬੰਦਾ ਅੰਨਾ ਹੋਇਆ ਫਿਰਦਾ ਹੈ ਗੁੱਸੇ ਨਾਲ ਸੜਿਆ ਪਿਆ ਹੈ ਲੋਭ ਦੀ ਦਲਦਲ ਵਿੱਚ ਫਸਿਆ ਹੋਇਆ ਸੜਿਆ ਪਿਆ ਹੈ ਮੋਹ ਦੇ ਚਿੱਕੜ ਵਿੱਚ ਫਸਿਆ ਸੜਿਆ ਪਿਆ ਹੈ ਐ ਅੰਦਰੋਂ ਸੁੱਕਾ ਸੜਿਆ ਪਿਆ ਬਾਹਰੋਂ ਠੀਕ ਹੈ ਤਨ ਸਰੀਰ ਪਰ ਅੰਦਰੋਂ ਸੜਿਆ ਪਿਆ ਤੇ ਚੇਤਾ ਰੱਖਿਓ ਜੀ ਅੰਦਰੋਂ ਜਿਹੜੇ ਸੜੇ ਪਏ ਹੁੰਦੇ ਨੇ ਉਹ ਤਨ ਦੇ ਰੋਗ ਵੀ ਬਹੁਤ ਸਹੇੜ ਲੈਂਦੇ ਐ ਸਰੀਰ ਦੇ ਰੋਗ ਬਹੁਤ ਸਹੇੜਦੇ ਐ ਜਿਹੜੇ ਬੰਦੇ ਅੰਦਰੋਂ ਸੜੇ ਹੋਏ ਹੁੰਦੇ ਐ ਡਰੇ ਹੋਏ ਬੰਦੇ ਜਿਹੜੇ ਹੋਣਗੇ ਨਾ ਜ਼ਿੰਦਗੀ ਵਿੱਚ ਜਗਾ ਜਗਾ ਮੱਥੇ ਟੇਕਦੇ ਫਿਰਨਗੇ ਨੱਕ ਰਗੜਦੇ ਫਿਰਨਗੇ ਸੱਪਾਂ ਨੂੰ ਪੂਜਦੇ ਫਿਰਦੇ ਨੇ ਦੇਹਾਂ ਨੂੰ ਪੂਜਦੇ ਫਿਰਦੇ ਨੇ ਜਗਾ ਜਗਾ ਧੱਕੇ ਖਾਂਦੇ ਫਿਰਦੇ ਆ ਨਾ ਜਿਹੜੇ ਧਿਆਨ ਨਾਲ ਸੁਣਿਓ ਉਹ ਬੰਦੇ ਡਰੇ ਹੋਏ ਹੁੰਦੇ ਆ ਤੇ ਜਿਹੜਾ ਬੰਦਾ ਡਰਿਆ ਹੋਇਆ ਹੁੰਦਾ ਉਹਦਾ ਖਾਣਾ ਹਜਮ ਨਹੀਂ ਹੁੰਦਾ ਅਮਰੀਕਾ ਦੇ ਵਿੱਚ ਖੋਜ ਕੀਤੀ ਧਿਆਨ ਨਾਲ ਸੁਣਿਓ ਜੀ ਹੁਣ ਆ ਗੱਲ ਸੁਣਨ ਵਾਲੀ ਹੈ ਅਮਰੀਕਾ ਦੇ ਵਿੱਚ ਖੋਜ ਕੀਤੀ ਇੱਕ ਬਿੱਲੀ ਦੇ ਅੱਗੇ ਖਾਣਾ ਰੱਖਿਆ ਗਿਆ ਬਿੱਲੀ ਖਾਣਾ ਖਾਂਦੀ ਹੈ ਜਦੋਂ ਆਪਾਂ ਸਾਰੇ ਜਣੇ ਖਾਣਾ ਖਾਂਦੇ ਆ ਜੀ ਸਾਰੇ ਆਪਾਂ ਖਾਣਾ ਖਾਂਦੇ ਆ ਤੇ ਸਾਡੇ ਸਾਡਾ ਜਿਹੜਾ ਸਰੀਰ ਹੈ ਉਹ ਤਰ੍ਹਾਂ ਤਰ੍ਹਾਂ ਦੇ ਐਸਿਡ ਪੈਦਾ ਕਰਦਾ ਹੈ ਤਜਾਬ ਜਿਹੜੇ ਵੱਖਰੇ ਵੱਖਰੇ ਤਜਾਬ ਪੈਦਾ ਕਰਦਾ ਹੈ ਜਿਹੜੇ ਕਿ ਸਾਡੇ ਖਾਣਾ ਖਾਣੇ ਨੂੰ ਹਜਮ ਕਰਦੇ ਆ ਸਾਡੇ ਸਰੀਰ ਦਾ ਖਾਣਾ ਜਿਹੜਾ ਹਜਮ ਹੁੰਦਾ ਹੈ ਹਜਮ ਹੋਣ ਕਰਕੇ ਫਿਰ ਉਹੀ ਜਿਹੜਾ ਖਾਣਾ ਹੈ ਉਹ ਰਸ ਬਣਦਾ ਹੈ ਰਸ ਬਣਨ ਤੋਂ ਬਾਅਦ ਉਹੀ ਖਾਣਾ ਫਿਰ ਬਲੱਡ ਬਣਦਾ ਹੈ ਉਹੀ ਖਾਣਾ ਫਿਰ ਅੱਗੇ ਤਾਕਤ ਬਣਦਾ ਹੈ ਤੁਹਾਡੇ ਸਰੀਰ ਦੀ ਜੇ ਖਾਣਾ ਹਜਮ ਨਾ ਹੋਵੇ ਤੇ ਖਲਾਰਾ ਪੈ ਜਾਂਦਾ ਹੈ ਅੰਦਰ ਹੁਣ ਜਿਹੜਾ ਖਾਣਾ ਖਾਈਦਾ ਹੈ ਉਹ ਹਜਮ ਹੋਣਾ ਜ਼ਰੂਰੀ ਹੁੰਦਾ ਹੈ ਤੇ ਜਦੋਂ ਸਰੀਰ ਨੂੰ ਚਿੰਤਾ ਹੋਵੇ ਤੇ ਤੁਹਾਡਾ ਸਰੀਰ ਉਹ ਐਸਿਡ ਜਿਹੜੇ ਤੇਜ਼ਾਬ ਖਾਣੇ ਨੂੰ ਹਜਮ ਕਰਦੇ ਐ ਸਾੜਦੇ ਐ ਗਾਲਦੇ ਐ ਖਾਣੇ ਨੂੰ ਗਾਲਣ ਵਾਸਤੇ ਸਰੀਰ ਵਿੱਚ ਤਜਾਬ ਨੇ ਉਹ ਤਜਾਬ ਜਦੋਂ ਪੈਦਾ ਨਹੀਂ ਨਾ ਹੁੰਦੇ ਉਹ ਖਾਣਾ ਗਲਦਾ ਨਹੀਂ ਕਿਵੇਂ ਹੁਣ ਜਰਾ ਕਿਰਪਾ ਕਰਕੇ ਇਹਨੂੰ ਸਮਝਿਓ ਆ ਗੱਲ 2 ਮਿੰਟ ਧਿਆਨ ਨਾਲ ਸੁਣਿਓ ਸਮਝਿਓ ਸੰਸਾਰ ਦੇ ਵਿੱਚ 95% ਲੋਕ ਖਾਣਾ ਵੱਧ ਖਾਣ ਕਰਕੇ ਮਰਦੇ ਐ 5% ਮਰਦੇ ਆ ਖਾਣਾ ਜਿਨ੍ਹਾਂ ਨੂੰ ਮਿਲਦਾ ਨਹੀਂ 5% ਮਰਦੇ ਆ ਜਿਨ੍ਹਾਂ ਨੂੰ ਖਾਣਾ ਘੱਟ ਮਿਲਦਾ ਹੈ ਭੁੱਖ ਨਾਲ ਮਰਦੇ ਆ 95% ਲੋਕ ਉਹ ਨੇ ਜਿਹੜੇ ਜ਼ਿਆਦਾ ਖਾਣ ਕਰਕੇ ਮਰਦੇ ਆ ਜ਼ਿਆਦਾ ਖਾਣ ਕਰਕੇ ਕਿਵੇਂ ਬਿਮਾਰੀਆਂ ਲੱਗਦੀਆਂ ਨੇ ਕਈਆਂ ਨੂੰ ਖਾਣ ਦਾ ਚਸਕਾ ਹੁੰਦਾ ਨਾ ਜ਼ਿਆਦਾ ਜਿਵੇਂ ਹੁਣ ਘਰ ਵਾਲੀ ਨੇ ਸਬਜ਼ੀ ਬਣਾਈ ਹੈ ਆ ਵੀ ਆਪਣੇ ਘਰਾਂ 'ਚ ਇਦਾਂ ਲੈ ਲਓ ਜੀ ਇੱਕ ਕੜਛੀ ਕ ਬਚ ਗਈ ਚਲੋ ਬਾਹਰ ਖਰਾਬ ਹੀ ਹੋ ਜੂਆ ਲੈ ਲਓ ਆ ਪਿਆ ਇਦਾਂ ਕਰ ਨਹੀਂ ਦਿੰਦੇ ਵੀ ਹੁਣ ਆ ਕੱਪੀ ਕ ਰਹਿ ਗਈ ਜਾ ਦੀ ਲੈ ਪਵਾ ਲੈ ਹੁਣ ਅੱਗੇ ਆ ਵੀ ਪਵਾ ਲੈ ਆਪਣੇ ਵਰਗਾ ਚੱਲ ਫਿਰ ਪਾ ਦੇ ਹੁਣ ਜੀ ਤੇ ਕਰਦਾ ਨਹੀਂ ਬੰਦਾ ਰੱਜਿਆ ਹੋਇਆ ਹੁੰਦਾ ਹੈ ਵੀ ਮੈਂ ਹੋਰ ਖਾਵਾਂ ਪਰ ਕਹਿੰਦੇ ਚੱਲ ਇੱਕ ਇੱਕ ਕੜਛੀ ਹੋਰ ਪਵਾ ਲਈ ਉਹ ਜਿਹੜੀ ਕਰਛੀ ਪਵਾ ਲਈ ਇਹਨੂੰ ਬਾਹਰ ਖਰਾਬ ਹੋ ਜਾਣ ਦੇ ਬਾਹਰ ਤੇ ਕੱਲਾ ਖਾਣਾ ਹੀ ਖਰਾਬ ਹੁੰਦਾ ਹੈ ਜਦੋਂ ਅਸੀਂ ਖਾ ਜਾਂਦੇ ਆ ਫਿਰ ਖਾਣਾ ਵੀ ਖਰਾਬ ਹੋਊ ਤੇ ਤੈਨੂੰ ਵੀ ਖਰਾਬ ਕਰੂ ਇਹ ਉਨਾ ਹੀ ਖਾਓ ਜਿੰਨੀ ਲੋੜ ਹੈ ਧਿਆਨ ਨਾਲ ਸੁਣਿਓ ਕੋਈ ਵੀ ਜਾਨਵਰ ਹੈ ਨਾ ਜਿਹੜਾ ਪੰਛੀ ਉਹ ਵੱਧ ਨਹੀਂ ਖਾਂਦਾ ਕੋਈ ਵੀ ਪੰਛੀ ਜਿੰਨੀ ਉਹਦੀ ਖੁਰਾਕ ਹੈ ਉਨਾ ਹੀ ਖਾਂਦਾ ਜਿੰਨੀ ਉਹਦੀ ਖੁਰਾਕ ਹੈ ਨਾ ਉਨਾ ਹੀ ਖਾਂਦਾ ਹੈ ਇਹ ਬੰਦੇ ਦੇ ਹਿਸਾਬ ਵਿੱਚ ਨਹੀਂ ਲੱਗਦਾ ਜੀ ਸਾਡੇ ਹਿਸਾਬ ਵਿੱਚ ਨਹੀਂ ਲੱਗਦਾ ਸਾਡੇ 'ਚ ਤੇ ਕਈ ਬੰਦੇ ਇਦਾਂ ਦੇ ਐ ਜਿਹੜੇ ਨਾ ਗਿਣ ਕੇ ਨਹੀਂ ਖਾਂਦੇ ਤੈ ਲਾ ਕੇ ਖਾਂਦੇ ਐ ਕਈ ਇਦਾਂ ਦੇ ਆ ਵੀ ਰੋਟੀਆਂ ਐ ਨਹੀਂ ਵੀ ਐ ਨਹੀਂ ਹਿਸਾਬ ਹੁੰਦਾ ਵੀ ਦੋ ਖਾਂਦੇ ਕਿ ਚਾਰ ਬਸ ਇਕੱਠਾ ਰੁੱਕ ਜਾ ਚੁੱਕ ਲੈਣਾ ਵੀ ਪੰਜ ਸਾ ਪੰਜ ਆ ਗਈਆਂ ਸੱਤ ਆ ਗਈਆਂ ਜਿੰਨੀਆਂ ਆ ਗਈਆਂ ਚੱਲਣ ਦੇ ਚਲੋ ਵੇਖੋ ਕੰਮ ਵਾਲਿਆਂ ਨੇ ਤੇ ਖਾਣਾ ਹੀ ਹੁੰਦਾ ਹੈ ਪ੍ਰਸ਼ਾਦਾ ਜਿਹੜੇ ਬੰਦੇ ਕੰਮ ਕਰਦੇ ਐ ਮਿਹਨਤ ਕਰਦੇ ਐ ਜੇ ਕਈ ਦਾ ਕੰਮ ਕਰਦਾ ਅਗਲਾ ਸੱਤ ਵੀ ਖਾ ਲੂ ਹਜਮ ਹੋ ਜਾਣਗੀਆਂ ਜਿਹੜਾ ਮੇਰੇ ਵਰਗਾ ਵਿਹਲਾ ਹੁਣ ਮੈਂ ਰੋਟੀ ਖਾ ਕੇ ਗੱਡੀ 'ਚ ਬਹਿਣਾ ਹੈ ਮੈਂ 3 ਘੰਟੇ ਸਫ਼ਰ ਕਰਨਾ ਹੈ 3 ਘੰਟੇ ਮੈਂ ਆਇਆ ਤੇ ਜੇ ਮੈਂ ਸੱਤ ਪ੍ਰਸ਼ਾਦੇ ਛਕ ਲਾਂ ਮੇਰਾ ਬਣੂ ਕੀ ਹਜਮ ਕਿੱਥੇ ਕਰਾਂਗੇ ਹਜਮ ਕਿਵੇਂ ਕਰਾਂਗੇ ਹੁਣ ਵੇਖੋ ਉਹਨਾਂ ਕੁ ਛਕੋ ਜਿੰਨਾ ਕੁ ਭੁੱਖ ਹੈ ਪਰ ਸਾਨੂੰ ਮਾਰਿਆ ਜੀ ਸਵਾਦਾਂ ਨੇ ਮਹਾਰਾਜ ਨੇ ਇੱਕ ਇਸ਼ਾਰਾ ਕਰਤਾ ਇਹਦੇ ਲਈ ਸਿੱਧਾ ਇਸ਼ਾਰਾ ਇੰਨਾ ਹੀ ਬਹੁਤ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾ ਤੇਰੀਆਂ ਖੁਸ਼ੀਆਂ ਨੂੰ ਖਵਾਰ ਕਰੇਗਾ ਤੇਰਾ ਖਾਣ ਦਾ ਲਾਲਚ ਤੇਰਾ ਚਸਕਾ ਖਾਣ ਦਾ ਇੱਕ ਤੇ ਲੋੜ ਹੈ ਇੱਕ ਲੋੜ ਤੋਂ ਵੱਧ ਕੇ ਜਿਹੜਾ ਹੋਰ ਖਾਣਾ ਹੈ ਇੱਕ ਤੇ ਲੋੜ ਸੀ ਦੋ ਪ੍ਰਸ਼ਾਦਿਆਂ ਦੀ ਛਕ ਲਿਆ ਪਰ ਇੱਕ ਜਿਹੜਾ ਚਸਕੇ ਦੇ ਵਿੱਚ ਪੈ ਕੇ ਸਵਾਦਾਂ 'ਚ ਪੈ ਕੇ ਹੋਰ ਹੋਰ ਹੋਰ ਖਾਣਾ ਹੈ ਉਹ ਭਾਈ ਤੈਨੂੰ ਤੰਗ ਕਰੂ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀ ਐ ਮਨ ਮਹਿ ਚੱਲੇ ਵਕਾਰ ਇਹ ਤੇਰੇ ਅੰਦਰ ਵਕਾਰ ਪੈਦਾ ਕਰਨਗੇ ਸੁਣੋ ਪ੍ਰਸ਼ਾਦਾ ਜਿਹੜਾ ਛਕਣਾ ਹੈ ਇਹ ਸਰੀਰ 'ਚ ਪਚਣਾ ਚਾਹੀਦਾ ਬਿੱਲੀ ਨੂੰ ਪਾ ਦਿੱਤੀ ਖੁਰਾਕ ਤੇ ਬਿੱਲੀ ਜਦੋਂ ਖਾਣਾ ਖਾਣ ਲੱਗੀ ਅਮਰੀਕਾ ਵਾਲਿਆਂ ਨੇ ਖੋਜ ਕੀਤੀ ਬਿੱਲੀ ਜਦੋਂ ਖਾਣਾ ਖਾਣ ਲੱਗੀ ਉਸੇ ਵੇਲੇ ਕੁੱਤਾ ਛੱਡਦਾ ਉੱਥੇ ਕੁੱਤਾ ਲੈ ਆਂਦਾ ਕੁੱਤੇ ਨੇ ਜਦੋਂ ਮਾੜਾ ਜਿਹਾ ਮਾੜਾ ਜਿਹਾ ਭੌਂਕਿਆ ਕੁੱਤਾ ਤੇ ਬਿੱਲੀ ਤੇ ਡਰ ਗਈ ਕੈਮਰੇ ਲੱਗੇ ਹੋਏ ਸੀ ਕੁੱਤੇ ਨੂੰ ਤੇ ਵਾਪਸ ਲੈ ਗਏ ਬਿੱਲੀ ਡਰੀ ਇੰਨੀ 6 ਘੰਟੇ ਉਹਦੇ ਅੰਦਰ ਜਿਹੜੇ ਤਜਾਬ ਪੈਦਾ ਕਰਨੇ ਸੀ ਬੌਡੀ ਨੇ ਕੀਤੇ ਹੀ ਨਹੀਂ 6 ਘੰਟੇ ਲਈ ਉਹਦਾ ਸਰੀਰ ਇੰਨਾ ਸੁੰਗੜਿਆ ਡਰੀ ਤੇ ਡਰਦੀ ਹੋਈ ਬਿੱਲੀ ਨੇ ਉਹ ਜਿਹੜੇ ਤਜਾਬ ਪੈਦਾ ਕਰਨੇ ਸੀ ਉਹਦੇ ਸਰੀਰ ਨੇ ਪੈਦਾ ਨਹੀਂ ਕੀਤੇ ਕਿਉਂ ਨਹੀਂ ਕੀਤੇ ਕਿਉਂਕਿ ਬਿੱਲੀ ਡਰ ਗਈ ਤਰੀ ਹੋਈ ਬਿੱਲੀ ਹੈ 6 ਘੰਟਿਆਂ ਬਾਅਦ ਜਦੋਂ ਉਹਦੇ ਸਰੀਰ ਨੇ ਉਹ ਐਸਿਡ ਛੱਡੇ ਉਦੋਂ ਨੂੰ ਖਾਣਾ ਠੰਡਾ ਹੋ ਗਿਆ ਬਿਮਾਰ ਹੋਈ ਉਹ ਅੰਦਰ ਹੀ ਪਿਆ ਰਹਿ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਜਿਹੜੇ ਖਾਣਾ ਖਾਂਦੇ ਆ ਨਾ ਜੀ ਵੇਖਿਓ 95% ਲੋਕ ਜ਼ਿਆਦਾ ਖਾਣ ਕਰਕੇ ਕਿਉਂ ਮਰਦੇ ਐ ਖਾਣ ਦਾ ਚਸਕਾ ਇੱਕ ਰਾਜਾ ਉਹਨੇ ਪਤਾ ਪਹਿਲਾਂ ਕੀ ਕੀਤਾ ਉਹਨੂੰ ਇੰਨਾ ਖਾਣ ਦਾ ਚਸਕਾ ਸੀ ਦਿਨ ਵਿੱਚ ਕਹਿੰਦਾ ਸੀ ਮੈਂ 25 ਵਾਰੀ ਖਾਣ ਦਾ ਸਵਾਦ ਲੈਣਾ ਹੈ ਉਹਨੂੰ ਇੰਨਾ ਸਵਾਦ ਲੱਗਦਾ ਸੀ ਖਾਣਾ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਉਂਦਾ ਸੀ ਕਹਿੰਦਾ 25 ਵਾਰੀ ਖਾਣਾ ਹੈ 25 ਵਾਰੀ ਖਾਣਾ ਮੈਂ ਫਿਰ ਕਹਿੰਦੇ ਕੀ ਕਰੀਏ ਉਹ ਉਹਨੇ ਬੰਦੇ ਰੱਖੇ ਹੋਏ ਸੀ ਵੈਦ ਰੱਖੇ ਸੀ ਜੀ ਡਾਕਟਰ ਉਹਨਾਂ ਵੇਲਿਆਂ 'ਚ ਡਾਕਟਰ ਰੱਖੇ ਸੀ ਵੈਦ ਰੱਖੇ ਸੀ ਜਦੋਂ ਖਾਣਾ ਖਾਂਦਾ ਸੀ ਉਹਨੂੰ 5 ਮਿੰਟਾਂ ਬਾਅਦ ਹੀ ਉਲਟੀ ਕਰਾ ਦਿੰਦੇ ਸੀ ਉਹ ਕਹਿੰਦਾ ਸੀ ਮੈਨੂੰ ਫੇਰ ਤਿਆਰ ਕਰ ਦਿਓ ਘੰਟੇ ਬਾਅਦ ਫੇਰ ਖਾਣਾ ਖਾਂਦਾ ਸੀ ਫੇਰ ਉਹਦੀ ਉਲਟੀ ਕਰਾ ਉਹਨੂੰ ਸਵਾਦ ਇੰਨਾ ਲੱਗਦਾ ਸੀ ਪਚੇ ਉਲਟੀ ਕਰ ਦਿੰਦਾ ਸੀ ਹਾਲ ਸਾਡਾ ਵੀ ਇਹ ਹੈ ਆਪਾਂ ਬੰਦੇ ਤੇ ਰੱਖ ਨਹੀਂ ਸਕਦੇ ਡਾਕਟਰ ਰੱਖੇ ਹੋਏ ਨੇ ਪੱਕੇ ਡਾਕਟਰ ਨੇ ਉਹ ਸਾਡੇ ਅੰਦਰ ਹੀ ਜਿਹੜਾ ਪਿਆ ਰਹਿੰਦਾ ਹੈ ਆਪਾਂ ਫਿਰ ਉਹ ਇਕੱਠਾ ਹੀ ਕਢਾ ਕੇ ਆਉਂਦੇ ਆ ਜਦੋਂ ਕੋਲੇਸਟ੍ਰੋਲ ਵੱਧ ਗਿਆ ਤੇਰੇ ਆ ਵੱਧ ਗਿਆ ਉਹ ਹੁੰਦਾ ਉਹੀ ਹੈ ਜਿਹੜਾ ਵੱਧ ਖਾਦਾ ਹੈ ਆਪੋ ਸਤਨਾਮ ਹੈ ਉਹੀ ਹੈ ਜਿਹੜਾ ਖਾਣਾ ਸਾਡੇ ਅੰਦਰ ਜ਼ਹਿਰ ਬਣ ਜਾਂਦਾ ਹੈ ਤੇ ਜਦੋਂ ਬੰਦਾ ਡਰਿਆ ਹੋਇਆ ਹੁੰਦਾ ਹੈ ਜਦੋਂ ਚਿੰਤਾ ਵਿੱਚ ਹੁੰਦਾ ਹੈ ਉਸ ਵੇਲੇ ਉਹਦਾ ਸਰੀਰ ਉਹ ਜਿਹੜੇ ਤਜਾਬ ਪੈਦਾ ਹੀ ਨਹੀਂ ਕਰਦਾ ਜਿਹੜਾ ਖਾਣਾ ਸਾੜੇ ਉਹ ਐਸਿਡ ਪੈਦਾ ਨਹੀਂ ਹੁੰਦੇ ਖਾਣਾ ਖਾਣਾ ਹਜਮ ਕਰਨ ਜਿਹੜੇ ਜਿਹੜੇ ਸਾਡੇ 'ਚ ਡਰੇ ਹੋਏ ਬੰਦੇ ਆ ਨਾ ਡਰੋਕਲ ਸਾਡੇ ਵਿੱਚ ਜਿਹੜੇ ਬੰਦੇ ਜ਼ਿਆਦਾ ਚਿੰਤਾ ਕਰਦੇ ਐ ਹਰ ਵੇਲੇ ਸੋਚੀ ਜਾਂਦੇ ਐ ਸੁੱਕੇ ਸੜੇ ਮੈਂ ਜਿਹੜੀ ਗੱਲ ਪਹਿਲਾਂ ਕੀਤੀ ਵੀ ਕਾਮ ਵਿੱਚ ਸੜਿਆ ਬੰਦਾ ਖਾਣਾ ਹਜਮ ਨਹੀਂ ਹੋਣਾ ਉਹਦਾ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਹੈ ਉਹਦੇ ਵੱਲ ਵੇਖ ਲੈ ਕਦੇ ਉਹਦੇ ਵੱਲ ਸੁਪਨੇ ਲਈ ਜਾਂਦਾ ਹੈ ਗੰਦਮੰਦ ਬੜਾ ਕੁਝ ਭੈੜਾ ਸੋਚਦਾ ਹੈ ਹਰ ਵੇਲੇ ਖਿਆਲ ਮਾੜੇ ਮਾੜੇ ਖਿਆਲ ਮਾੜੇ ਖਿਆਲ ਇਹੋ ਜਿਹੇ ਬੰਦੇ ਦੇ ਸਰੀਰ ਦਾ ਸਿਸਟਮ ਖਰਾਬ ਹੁੰਦਾ ਹੈ ਜ਼ਿਆਦਾ ਗੁੱਸਾ ਕਰਨ ਵਾਲੇ ਬੰਦੇ ਦੇ ਖਾਣਾ ਹਜਮ ਨਹੀਂ ਹੋਏਗਾ ਜ਼ਿਆਦਾ ਲੋਭੀ ਬੰਦੇ ਦੇ ਖਾਣਾ ਹਜਮ ਨਹੀਂ ਹੋਏਗਾ ਹੰਕਾਰੀ ਬੰਦੇ ਦੇ ਖਾਣਾ ਹਜਮ ਨਹੀਂ ਹੋਏਗਾ ਕਿਉਂ ਕਿਉਂਕਿ ਸੱਚ ਨਾਲੋਂ ਟੁੱਟਿਆ ਬੰਦਾ ਤਨ ਵੀ ਰੋਗੀ ਕਰ ਲੈਂਦਾ ਹੈ ਇਹੋ ਜੇ ਬੰਦੇ ਦਾ ਦੁਨੀਆ 'ਚ ਕੋਈ ਇਲਾਜ ਨਹੀਂ ਸਤਿਗੁਰ ਦੀ ਬਾਣੀ ਪੜ੍ਹਦੇ ਆ ਨਾ ਆਪਾਂ ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਪੜੋ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਮਨ ਨੂੰ ਸਜ਼ਾ ਮਿਲਦੀ ਹੈ ਭਾਈ ਨਿਸਚਿੰਤ ਹੋਵੋ ਆਪਣੇ ਆਪ ਨੂੰ ਚਿੰਤਾ ਤੋਂ ਮੁਕਤ ਕਰੋ ਤੇ ਇੱਕ ਪਰਮਾਤਮਾ ਨਾਲ ਜੁੜੇ ਬਿਨਾ ਡਰ ਖਤਮ ਨਹੀਂ ਹੁੰਦੇ ਨਿਰਭਉ ਜਪੈ ਸਗਲ ਭਉ ਮਿਟਾਇ ਇੱਕ ਰੱਬ ਨਾਲ ਜੁੜ ਕੇ ਡਰ ਖਤਮ ਹੁੰਦੇ ਆ ਜੀ ਹੁਣ ਵੇਖੋ ਜੀ ਬਾਹਰ ਦੀ ਹਰਿਆਵਲ ਕਿਆ ਕਰੇਗੀ ਬਸੰਤ ਆ ਗਈ ਜੀ ਫੁੱਲ ਖਿੜੇ ਪਏ ਆ ਜਿਹੜਾ ਅੰਦਰੋਂ ਸੜਿਆ ਪਿਆ ਉਹਦੇ ਲਈ ਫੁੱਲ ਕਿਸ ਕੰਮ ਨੇ ਆ ਬਾਹਰਲੀ ਬਸੰਤ ਉਹਦੇ ਲਈ ਕੀ ਹੈ ਬਈ ਅੰਦਰ ਹੀ ਖੇੜਾ ਕੋਈ ਨਹੀਂ ਅੰਦਰੋਂ ਸੁੱਕਿਆ ਸੜਿਆ ਪਿਆ ਜਿਹੜਾ ਉਹਦੇ ਲਈ ਬਾਹਰਲੀ ਬਸੰਤ ਦਾ ਕੀ ਅਰਥ ਹੈ ਬਾਹਰ ਪੱਤੀਆਂ ਆਈ ਜਾਣ ਬਾਹਰ ਫੁੱਲ ਖਿੜਦੇ ਰਹਿਣ ਕੀ ਅਰਥ ਹੈ ਉਹਦਾ ਇਸ ਕਰਕੇ ਪੰਚਮ ਪਾਤਸ਼ਾਹ ਜੀ ਕਹਿੰਦੇ ਐ ਚੇਤ ਦਾ ਮਹੀਨਾ ਹੈ ਇਸ ਚੇਤ ਦੇ ਮਹੀਨੇ ਵਿੱਚ ਜੇ ਕਿਤੇ ਰੱਬ ਨਾਲ ਜੁੜ ਜਾਈਏ ਭਾਵ ਕਿ ਪ੍ਰਮਾਤਮਾ ਨਾਲ ਜਿਹੜਾ ਜੁੜਿਆ ਹੋਇਆ ਬੰਦਾ ਹੈ ਉਹ ਤੇ ਕਹਿੰਦੇ ਬਹੁਤਾ ਹੀ ਆਨੰਦ ਮਾਣਦਾ ਕਿਉਂ ਕਿਉਂਕਿ ਅੰਦਰ ਵੀ ਆਨੰਦ ਹੈ ਤੇ ਕੁਦਰਤੀ ਬਾਹਰ ਵੀ ਆਨੰਦ ਹੈ ਆਖੋ ਸਤਨਾਮ ਬਾਹਰ ਵੀ ਕਿੰਨਾ ਆਨੰਦ ਹੈ ਪੱਤੇ ਆ ਰਹੇ ਐ ਫੁੱਲ ਖਿੜ ਰਹੇ ਐ ਅੰਦਰ ਵੀ ਆਨੰਦ ਹੈ ਬਾਹਰ ਵੀ ਆਨੰਦ ਹੈ ਤੇ ਜਿਹੜਾ ਬੰਦਾ ਅੰਦਰੋਂ ਦੁਖੀ ਹੈ ਉਹਦੇ ਲਈ ਬਾਹਰਲਾ ਆਨੰਦ ਕਿਸ ਕੰਮ ਹੈ ਭਾਈ ਇਸ ਕਰਕੇ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ ਕਹਿੰਦੇ ਬਹੁਤਾ ਹੀ ਆਨੰਦ ਆਉਂਦਾ ਹੈ ਜੇ ਰੱਬ ਨਾਲ ਜੁੜਿਆ ਹੋਇਆ ਹੋਵੇ ਪਰਮਾਤਮਾ ਨਾਲ ਤੇਰੀ ਸੁਰਤ ਜੁੜ ਜਾਏ ਬੜਾ ਆਨੰਦ ਆਵੇ ਜ਼ਿੰਦਗੀ ਬੜੀ ਸੋਹਣੀ ਬਣ ਜਾਏ ਹਾਂਜੀ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾਂ ਕਹਿੰਦੇ ਗੁਰਮੁਖ ਨੇ ਜਿਹੜੇ ਗੁਰਮੁਖ ਸੰਤ ਜਨ ਉਹ ਪਿਆਰੇ ਗੁਰਮੁਖ ਸਤ ਸੰਗੀ ਉਹਨਾਂ ਨੂੰ ਮਿਲ ਕੇ ਜਾਂ ਜੇ ਇੱਥੇ ਗੁਰੂ ਅਰਥ ਵੀ ਕਰੀਏ ਵਿਚਾਰ ਸੋਹਣੀ ਵਿਚਾਰ ਜਿੱਥੋਂ ਮਿਲੇ ਉਹ ਉਹਨਾਂ ਨਾਲ ਮਿਲ ਕੇ ਜੁੜ ਕੇ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਬਣਾ ਰਸਨਾ ਤੇ ਫਿਰ ਮਾਲਕ ਦੇ ਗੁਣ ਗਾਉਣ ਲੱਗ ਜਾਈਦੇ ਆ ਜਿਹੜੀ ਜੀਵ ਪਰਮਾਤਮਾ ਦੇ ਗੁਣ ਗਾਉਂਦੀ ਹੈ ਪਰਮਾਤਮਾ ਦੇ ਗੁਣਾਂ ਨੂੰ ਜਿਉਣਾ ਹੀ ਰੱਬ ਦੇ ਗੁਣ ਗਾਉਣਾ ਹੁੰਦਾ ਹੈ ਕਿਰਪਾ ਕਰਕੇ ਇਸ ਗੱਲ ਨੂੰ ਵੀ ਸਮਝੋ ਗੁਣ ਗਾਉਣਾ ਮਤਲਬ ਗੁਣਾਂ ਨੂੰ ਜਿਉਣਾ ਕਿਵੇਂ ਵੇਖਿਓ ਸੁਣੋ ਜੀ ਜਰਾ ਐਕਟਿਵ ਹੋ ਕੇ ਸੁਣੋ ਗੁਣ ਗਾਉਣ ਦਾ ਮਤਲਬ ਕੀ ਹੈ ਗੁਣਾ ਨੂੰ ਜਿਉਣਾ ਜੇ ਮੈਂ ਰੱਬ ਦੇ ਗੁਣਾ ਨੂੰ ਜਿਉਂਦਾ ਨਹੀਂ ਤੇ ਮੇਰੇ ਗੁਣ ਗਾਉਣ ਦਾ ਕੋਈ ਅਰਥ ਨਹੀਂ ਗੁਣਾ ਨੂੰ ਰੱਬ ਦੇ ਗੁਣਾ ਨੂੰ ਜਿਉਣਾ ਹੁੰਦਾ ਹੈ ਜਿਵੇਂ ਹੁਣ ਵੇਖੋ ਨਾ ਜੀ ਕਿਸੇ ਬੰਦੇ ਦੀ ਸਿਫਤ ਕਰੀ ਚੱਲੋ ਵੀ ਫਲਾਣਾ ਬੰਦਾ ਤੇ ਬਹੁਤ ਫਿੱਟ ਹੈ ਫਲਾਣਾ ਬੰਦਾ ਤੇ ਐਕਸਰਸਾਈਜ਼ ਬਹੁਤ ਕਰਦਾ ਹੈ ਫਲਾਣਾ ਬੰਦਾ ਭੱਜਦਾ ਬਹੁਤ ਹੈ ਲੈ ਐਦਾਂ ਗੁਣ ਗਾਈ ਜਾਓ ਉਹਦੇ ਕਿਸੇ ਬੰਦੇ ਦੇ ਗੁਣ ਗਾਈ ਜਾਓ ਬੰਦਾ ਭੱਜਦਾ ਬਹੁਤ ਹੈ ਸਰੀਰ ਬੜਾ ਫਿੱਟ ਹੈ ਖਾਂਦਾ ਬਿਲਕੁਲ ਠੀਕ ਠੀਕ ਹੈ ਬੈਲੈਂਸ ਰੱਖਦਾ ਹੈ ਬਹੁਤ ਵਧੀਆ ਹੈ ਐਦਾਂ ਕਹੀ ਜਾਓ ਕਹੀ ਜਾਓ ਉਹਦਾ ਕੀ ਅਰਥ ਹੈ ਆਪਾਂ ਕਹਾਂਗੇ ਵੀ ਕਹੀ ਤੇ ਜਾਣਾ ਹੈ ਸਵਾਦ ਤੇ ਤਾਂ ਹੈ ਵੀ ਤੂੰ ਵੀ ਫਿੱਟ ਹੋ ਕੇ ਵਿਖਾ ਖੋ ਸਤਨਾਮ ਉਹਦੀ ਨਕਲ ਕਰਕੇ ਵਿਖਾ ਜੇ ਉਹ ਬੰਦਾ ਜਿਹਦੇ ਨਾਲ ਪਿਆਰ ਕਰਦਾ ਹੈ ਉਹਦੇ ਵਾਂਗੂ ਜਿਉਂ ਕੇ ਵਿਖਾਵੇ ਅਸਲ ਵਿੱਚ ਫੇਰ ਹੀ ਆਪਾਂ ਕਹਾਂਗੇ ਵੀ ਉਹਦੇ ਵਾਂਗੂ ਜਿਉਂਦਾ ਹੈ ਗੁਣਾ ਨੂੰ ਜਿਉਣਾ ਗੁਣ ਗਾਉਣਾ ਹੁੰਦਾ ਹੈ ਜਿਹੜਾ ਬੰਦਾ ਰੱਬ ਦੇ ਗੁਣਾਂ ਨੂੰ ਜਿਉਂਦਾ ਤੇ ਹੈ ਨਹੀਂ ਤੇ ਗਾਈ ਜਾਂਦਾ ਹੈ ਉਹਦਾ ਕੀ ਅਰਥ ਹੈ ਗੁਣਾਂ ਨੂੰ ਗਾਉਣਾ ਅਸਲ ਵਿੱਚ ਗੁਣਾਂ ਨੂੰ ਜਿਉਣਾ ਹੁੰਦਾ ਹੈ ਗੁਣ ਜਿਉਣਾ ਹੀ ਗਾਉਣਾ ਹੈ ਜਿਹੜਾ ਜ਼ਿੰਦਗੀ 'ਚ ਗੁਣਾਂ ਨੂੰ ਜਿਉਂਦਾ ਨਹੀਂ ਉਹ ਕਾਦੇ ਗੁਣ ਗਾਉਂਦਾ ਰੱਬ ਦੇ ਰੱਬ ਦੇ ਗੁਣ ਗਾਉਣ ਵਾਲਿਓ ਗੁਣਾਂ ਨੂੰ ਜਿਉਣਾ ਸਿੱਖੋ ਜਿਹੜੇ ਬੰਦੇ ਗਾਇਕਾਂ ਨਾਲ ਪਿਆਰ ਕਰਦੇ ਆ ਨਾ ਉਹ ਗਾਇਕਾਂ ਵਰਗੇ ਵਾਲਾਂ ਦਾ ਸਟਾਈਲ ਵੀ ਬਣਾ ਲੈਂਦੇ ਐ ਗਾਇਕਾਂ ਵਾਂਗੂ ਤੁਰਨਗੇ ਉਹਨਾਂ ਦੇ ਕੱਪੜੇ ਐਕਟਰਾਂ ਵਾਲੇ ਕੱਪੜੇ ਪਾਣਗੇ ਸ਼ੀਸ਼ੇ ਅੱਗੇ ਖੜ ਕੇ ਉਹਨਾਂ ਨੂੰ ਐ ਲੱਗਦਾ ਵੀ ਮੈਂ ਉਹੀ ਆ ਐ ਲੱਗਦਾ ਉਹਨਾਂ ਨੂੰ ਵੀ ਮੈਂ ਤੇ ਉਹੀ ਆ ਕਿਉਂ ਲੱਗਦਾ ਭਲਾ ਉਹ ਉਹਨਾਂ ਦੇ ਗੁਣਾਂ ਨੂੰ ਜੋ ਵੇਖਦੇ ਆ ਜੋ ਉਹਦੇ 'ਚ ਉਹ ਜਿਉਣ ਲੱਗ ਪੈਂਦੇ ਆ ਜੇ ਕੁਰਬਾਨੀ ਪੜਦੇ ਆ ਰੱਬ ਦੇ ਗੁਣਾ ਨੂੰ ਵੇਖੋ ਉਹਨਾਂ ਦੇ ਗੁਣਾ ਰੱਬ ਦੇ ਗੁਣਾ ਨੂੰ ਜਿਉਣ ਲੱਗ ਜਾ ਜਿਉਣ ਨਕਲ ਕਰ ਕਾਪੀ ਕਰ ਕਲਗੀਧਰ ਸੱਚੇ ਪਾਤਸ਼ਾਹ ਨਾਲ ਪਿਆਰ ਕਰਦਾ ਹੈ ਤੇ ਕਲਗੀਧਰ ਜੀ ਦੇ ਗੁਣਾ ਨੂੰ ਆਪਣੀ ਜ਼ਿੰਦਗੀ ਵਿੱਚ ਜਿਉ ਭਾਈ ਤਾਰੂ ਸਿੰਘ ਨਾਲ ਪਿਆਰ ਕਰਦੇ ਹੋ ਤੇ ਭਾਈ ਤਾਰੂ ਸਿੰਘ ਦੇ ਗੁਣਾ ਨੂੰ ਜਿਉ ਕੇ ਵਿਖਾਓ ਜਿਹੜਾ ਬੰਦਾ ਗੁਣਾ ਨੂੰ ਜਿਉਂਦਾ ਹੈ ਉਹੀ ਰੱਬ ਦੇ ਗੁਣ ਗਾਉਂਦਾ ਹੈ ਆਪਣੀ ਜ਼ਿੰਦਗੀ 'ਚ ਗੁਣਾਂ ਨੂੰ ਜਿਉਂ ਕੇ ਵਿਖਾਓ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਗੁਣ ਗੁਣ ਕਿਹੜੇ ਐ ਏਕ ਓੰਕਾਰ ਇਹ ਗੁਣ ਨੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਇਹ ਗੁਣ ਨੇ ਤੇ ਗੁਰੂ ਦੀ ਕਿਰਪਾ ਨਾਲ ਸਮਝ ਕੇ ਗੁਣਾਂ ਨੂੰ ਜਿਉਂ ਕੇ ਵਿਖਾਓ ਇਹੀ ਗੁਣ ਗਾਉਣਾ ਹੈ ਜਿਹੜਾ ਬੰਦਾ ਗੁਣ ਜਿਉਂਦਾ ਹੈ ਉਹੀ ਗੁਣ ਗਾਉਂਦਾ ਹੈ ਗੁਣਾ ਨੂੰ ਜਿਉਂਦਾ ਨਹੀਂ ਜਿਹੜਾ ਉਹ ਰੱਬ ਦੇ ਕੋਈ ਗੁਣ ਨਹੀਂ ਗਾਉਂਦਾ ਗੁਣਾ ਨੂੰ ਜਿਉਣਾ ਸਿੱਖੀਏ ਸੁਣੋ ਧਿਆਨ ਨਾਲ ਜਿਹੜਾ ਬੰਦਾ ਸੰਗਤ ਵਿੱਚ ਆ ਕੇ ਬੈਠਦਾ ਹੈ ਆਪਣੇ ਆਪ ਹੀ ਮੇਰ ਹੋ ਜਾਂਦੀ ਹੈ ਤਾਂ ਹੀ ਆਪਾਂ ਅਰਦਾਸ ਕਰਦੇ ਆ ਨਾ ਜੀ ਰੋਜ਼ ਆਓ ਪੜੀਏ ਉਹ ਜਿੰਨਾ ਮਿਲਿਆ ਤੇਰਾ ਨਾਮ ਜਿਤ ਆਵੇ ਮੇਲੀ ਉਹਨਾਂ ਪਿਆਰਿਆਂ ਮਿਲਿਆ ਤੇਰਾ ਨਾਮ ਜਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਜਿਤ ਆਵੇ ਮਿਲੀ ਉਹਨਾਂ ਪਿਆਰਿਆਂ ਤੇਰਾ ਨਾਮ ਤੇ ਪਿਆਰਾ ਰਜੇ ਜੀਓ ਮਾਤਾ ਪਿਆਰਾ ਜਿੰਨਾ ਮਿਲਿਆ ਤੇਰਾ ਨਾਮ ਤੇ ਪਿਆਵੇ ਮੇਲੀ ਨਾ ਪਿਆਰਿਆ ਪੜੋ ਜਰਾ ਪੜੋ ਬਈ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਮੇਲੀ ਪਿਆਰਿਆ ਜਿੱਦਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਮੇਲੀ ਉਹਦਾ ਪਿਆਰਿਆ ਨੂੰ ਜਿੱਦਾਂ ਤੇਰਾ ਨਾਮ ਚੇਤੇ ਆਵੇ ਮੇਲੀ ਉਹਦਾ ਪਿਆਰਿਆ ਬੋਲੋ ਬੋਲੋ ਗੱਜ ਕੇ ਤੇਰਾ ਨਾਮ ਚੇਤੇ ਆਵੇ ਮੇਲੀ ਉਹਦਾ ਪਿਆਰਿਆ ਜਿੱਦਾਂ ਨਾ ਪਿਆਰਿਆ ਦਾਤਾ ਜੀ ਮਿਲਿਓ ਤਾਂ ਪਿਆਰਿਆ ਦਾਤਾ ਜੀ ਮਿਲਿਓ ਤਾਂ ਪਿਆਰਿਆ ਨੂੰ ਦਾਤਾ ਜੀ ਮਿਲਿਓ ਤਾਂ ਪਿਆਰਿਆ ਦਾਤਾ ਜੀ ਮੇਰੀ ਉਹਦਾ ਪਿਆਰ ਦਾਤਾ ਜੀ ਮੇਰੀ ਉਹਦਾ ਪਿਆਰ ਦਾਤਾ ਜੀ ਮੇਰੀ ਉਹਦਾ ਪਿਆਰ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਮੇਰੀ ਉਹਦਾ ਪਿਆਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੰਗਤ ਕਰਕੇ ਸਤਿਗੁਰ ਦੀ ਵਿਚਾਰ ਸੁਣ ਕੇ ਫਿਰ ਗੱਲ ਅਸਲ ਵਿੱਚ ਬਣਦੀ ਫਿਰ ਜ਼ਿੰਦਗੀ ਬਦਲਦੀ ਹੈ ਜੀ ਆਨੰਦ ਆ ਜਾਂਦਾ ਤੇ ਐਸਾ ਆਨੰਦ ਆਉਂਦਾ ਜਿਹੜਾ ਕਦੇ ਮੁੜ ਕੇ ਖਤਮ ਨਹੀਂ ਹੁੰਦਾ ਉਹਦਾ ਕੋਈ ਟਾਈਮ ਨਹੀਂ ਵੀ ਇੰਨੇ ਦਿਨਾਂ ਵਾਸਤੇ ਇੰਨੇ ਮਹੀਨਿਆਂ ਵਾਸਤੇ ਇੰਨੇ ਸਾਲਾਂ ਵਾਸਤੇ ਐਸਾ ਆਨੰਦ ਜ਼ਿੰਦਗੀ 'ਚ ਆ ਜਾਂਦਾ ਫਿਰ ਉਹ ਆਨੰਦ ਕਦੇ ਖਤਮ ਨਹੀਂ ਹੁੰਦਾ ਸੁਣੋ ਜਿਹੜਾ ਬੰਦਾ ਗੁਰਬਾਣੀ ਦਾ ਗਿਆਨ ਲੈ ਕੇ ਇੱਕ ਵਾਰੀ ਆਨੰਦ ਵਿੱਚ ਆ ਗਿਆ ਸਮਝ ਆ ਗਈ ਜਿਹਨੂੰ ਜਿਹਨੂੰ ਜ਼ਿੰਦਗੀ ਜਿਉਣ ਦਾ ਚੱਜ ਇੱਕ ਵਾਰੀ ਆ ਗਿਆ ਭੁੱਲਦਾ ਨਹੀਂ ਮੈਂ ਬੇਨਤੀ ਅੱਗੇ ਵੀ ਕੀਤੀ ਸੀ ਫੇਰ ਕਰਦਾ ਸੁਣਿਓ ਧਿਆਨ ਨਾਲ ਵੀ ਗੁਰਮਖੋ ਸੁਣੋ ਧਿਆਨ ਨਾਲ ਸੁਣੋ ਜਿਹੜੇ ਬੰਦੇ ਨੂੰ ਵਾਜਾ ਵਜਾਉਣਾ ਆਉਂਦਾ ਹੈ ਸੁਣੋ ਧਿਆਨ ਨਾਲ ਜਿਹੜੇ ਬੰਦੇ ਨੂੰ ਵਾਜਾ ਵਜਾਉਣਾ ਆਉਂਦਾ ਹੈ ਬੰਸਰੀ ਵਜਾਉਣੀ ਆਉਂਦੀ ਹੈ ਕਿਸੇ ਬੰਦੇ ਨੂੰ ਬੰਸਰੀ ਵਜਾਉਣੀ ਆਉਂਦੀ ਹੈ ਉਹ ਇੱਥੇ ਵਜਾ ਦੇਗਾ ਨਾ ਸਾਰਿਆਂ 'ਚ ਵਜਾ ਦੇਗਾ ਨਾ ਆਪਣੇ ਘਰ ਵਿੱਚ ਵੀ ਵਜਾ ਦੇਗਾ ਉਸ ਬੰਦੇ ਨੂੰ ਤੁਸੀਂ ਜੇਲ੍ਹ 'ਚ ਲੈ ਜਾਓ ਭਲਾ ਜੇਲ੍ਹ 'ਚ ਵਜਾ ਦੇਗਾ ਕਿ ਉੱਥੇ ਭੁੱਲ ਜਾਏਗਾ ਜਾ ਕੇ ਵਜਾ ਦੂ ਬੈੱਡ ਤੇ ਵੀ ਵਜਾ ਦੂ ਕੰਡਿਆਂ ਤੇ ਵੀ ਵਜਾ ਦੂ ਜੇ ਵਜਾਉਣੀ ਆ ਗਈ ਜਿੱਥੇ ਹੋਇਆ ਬੰਸਰੀ ਫੜਾ ਦਿਓ ਉੱਥੇ ਹੀ ਵਜਾ ਦੂ ਆਖੋ ਸਤਨਾਮ ਜੇ ਵਜਾਉਣੀ ਆ ਗਈ ਜੇ ਆ ਗਈ ਵਜਾਉਣੀ ਜੇ ਜਿਹੜੇ ਬੰਦੇ ਨੂੰ ਤੁਹਾਡੇ ਵਿੱਚੋਂ ਭੰਗੜਾ ਪਾਉਣਾ ਆ ਗਿਆ ਸਾਡੇ 'ਚ ਹੈ ਨਹੀਂ ਨੱਚਣਾ ਕੁੱਦਣਾ ਪਰ ਐਗਜ਼ੈਂਪਲ ਦੇ ਰਿਹਾ ਜਿਹੜਾ ਬੰਦਾ ਪ੍ਰੋਪਰ ਭੰਗੜਾ ਸਿੱਖ ਗਿਆ ਮੰਨ ਲਓ ਇੱਥੇ ਵੀ ਵਿੱਚ ਪਾ ਕੇ ਵਿਖਾ ਸਕਦਾ ਹੈ ਉਹਦੇ ਲਈ ਜੇਲ੍ਹ 'ਚ ਢੋਲ ਵਜਾ ਦਿਓ ਉੱਥੇ ਵੀ ਪਾ ਕੇ ਵਿਖਾ ਦੂ ਕਿ ਭੁੱਲ ਜੂ ਉੱਥੇ ਜਾ ਕੇ ਇਹ ਹੋ ਸਕਦਾ ਕਦੇ ਵੀ ਬੰਦੇ ਨੂੰ ਕੋਈ ਚੀਜ਼ ਸਿਖਾ ਦਿਓ ਮੁੜ ਕੇ ਉਹ ਭੁੱਲ ਜੇ ਜਿਹਨੂੰ ਬੰਸਰੀ ਵਜਾਉਣੀ ਆਉਂਦੀ ਹੋਵੇ ਉਧਰੋਂ ਤੇ ਫਾਂਸੀ ਤੇ ਟੰਗਿਆ ਜਾਣ ਲੱਗਿਆ ਹੋਵੇ ਵੀ ਆ ਪਿਆ 5 ਮਿੰਟਾਂ ਨੂੰ ਤੈਨੂੰ ਫਾਂਸੀ ਤੇ ਟੰਗਾਂਗੇ ਬੰਸਰੀ ਫੜਾ ਦਿਓ ਜੇ ਉਹਨੂੰ ਵਜਾਉਣੀ ਆਉਂਦੀ ਹੈ ਉਦੋਂ ਵੀ ਵਜਾ ਦੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਨਹੀਂ ਵਜਾ ਸਕਦਾ ਭੁੱਲਦੀ ਨਹੀਂ ਜੇ ਆ ਗਈ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆਉਂਦੀ ਹੈ ਨਾ ਉਹ ਮਖਮਲੀ ਸੇਜ ਤੇ ਵੀ ਵਜਾ ਸਕਦਾ ਹੈ ਤੇ ਕੰਡਿਆਂ ਤੇ ਵੀ ਵਜਾ ਸਕਦਾ ਹੈ ਜਿਹੜੇ ਬੰਦੇ ਨੂੰ ਗੁਰਬਾਣੀ ਦੇ ਗਿਆਨ ਤੋਂ ਆਨੰਦ 'ਚ ਰਹਿਣਾ ਆ ਗਿਆ ਖੁਸ਼ ਰਹਿਣਾ ਆ ਗਿਆ ਜਿੰਨੂੰ ਇੱਕ ਵਾਰ ਆ ਗਿਆ ਚੱਜ ਆ ਗਿਆ ਨਾ ਹੋਵੇ ਆਨੰਦ ਘਣਾ ਜਿਸ ਬੰਦੇ ਨੂੰ ਆਨੰਦ 'ਚ ਰਹਿਣਾ ਆ ਗਿਆ ਉਹ ਸੋਹਣੀ ਕੋਠੀ 'ਚ ਵੀ ਆਨੰਦ 'ਚ ਰਹਿ ਸਕਦਾ ਹੈ ਤੇ ਉਸ ਬੰਦੇ ਨੂੰ ਤੁਸੀਂ ਕੰਡਿਆਂ ਤੇ ਵੀ ਪਾ ਦਿਓ ਉਹ ਉਦਣ ਵੀ ਆਨੰਦ 'ਚ ਰਹਿ ਸਕਦਾ ਜੇ ਆਉਂਦਾ ਹੈ ਆਨੰਦ 'ਚ ਰਹਿਣਾ ਜਾਚ ਹੈ ਜੇ ਨੂੰ ਅੱਛਾ ਇੱਕ ਗੱਲ ਹੋਰ ਸੁਣੋ ਜੀ ਸੁਣੋ ਬੰਦੇ ਨੂੰ ਬੰਸਰੀ ਵਜਾਉਣੀ ਨਾ ਆਉਂਦੀ ਹੋਵੇ ਉਹਦੇ ਉਸਤਾਦ ਨੇ ਮੱਥਾ ਮਾਰਿਆ ਬਹੁਤ ਵੀ ਸਿੱਖ ਲੈ ਸਿੱਖ ਲੈ ਲਓ ਸੁਣੋ ਜੀ ਉਹਨੂੰ ਆਈ ਨਹੀਂ ਵਜਾਉਣੀ ਭਲਾ ਜੇ ਉਸ ਬੰਦੇ ਨੂੰ ਆਪਾਂ ਮੋਟਰਸਾਈਕਲ ਲੈ ਦੇ ਲੈ ਦਈਏ ਫਿਰ ਵਜਾਉਣੀ ਆਜੂ ਨਹੀਂ ਚਲੋ ਜੇ ਉਸ ਬੰਦੇ ਨੂੰ ਗੱਡੀ ਲੈ ਦਈਏ ਫਿਰ ਵਜਾਉਣੀ ਆਜੂ ਨਹੀਂ ਉਸ ਬੰਦੇ ਨੂੰ ਅਮਰੀਕਾ ਵੀ ਲੈ ਜਾਓ ਜਿਹਨੂੰ ਨਹੀਂ ਆਉਣੀ ਉਹਨੂੰ ਨਹੀਂ ਆਉਣੀ ਅਮਰੀਕਾ ਜਾ ਕੇ ਕੀ ਸਿੱਖ ਜੂਓ ਜਿਹੜੇ ਬੰਦੇ ਨੂੰ ਨਹੀਂ ਆਉਂਦੀ ਉਹਨੂੰ ਨਹੀਂ ਆਉਂਦੀ ਉਸ ਬੰਦੇ ਨੂੰ ਨਾ ਤੁਸੀਂ ਅਮਰੀਕਾ ਦੇ ਦਿਓ ਭਾਵੇਂ ਉਹਨੂੰ ਨਹੀਂ ਆਉਣੀ ਚੇਤਾ ਰੱਖਿਓ ਆ ਗੱਲ ਧਿਆਨ 'ਚ ਰੱਖੋ ਸਾਡੇ ਮਨ 'ਚ ਭਲੇਖਾ ਹੈ ਵੀ ਆਨੰਦ 'ਚ ਨਹੀਂ ਮੈਂ ਰਹਿੰਦਾ ਵੀ ਮੈਂ ਕਿਵੇਂ ਆਨੰਦ 'ਚ ਰਹੂੰ ਜੇ ਮੋਟਰਸਾਈਕਲ ਖਰੀਦ ਲਿਆ ਫਿਰ ਆਨੰਦ 'ਚ ਆਉਂ ਹੁਣ ਤੇ ਲੈ ਲਿਆ ਹੋ ਗਿਆ ਸੁਖੀ ਉਹ ਸਾਡਾ ਕੱਚਾ ਕੋਠਾ ਹੈ ਤਾਂ ਆਨੰਦ ਨਹੀਂ ਸਾਡੀ ਜ਼ਿੰਦਗੀ 'ਚ ਜਿੱਦੇ ਕੋਠੀ ਪਾਵਾਂਗੇ ਫਿਰ ਆਨੰਦ ਲਵਾਂਗੇ ਕੋਠੀ ਪਾ ਲੈ ਜੇ ਤੂੰ ਗੁਰੂ ਤੋਂ ਆਨੰਦ 'ਚ ਰਹਿਣਾ ਨਹੀਂ ਸਿੱਖਿਆ ਤੇ ਤੈਨੂੰ ਕੋਠੀ 'ਚ ਵੀ ਆਨੰਦ ਨਹੀਂ ਆਉਣਾ ਚੇਤਾ ਰੱਖਿਓ ਆਨੰਦ 'ਚ ਰਹਿਣਾ ਇੱਕ ਕਲਾ ਹੈ ਬੰਸਰੀ ਵਜਾਉਣੀ ਇੱਕ ਕਲਾ ਹੈ ਬਾਜਾ ਵਜਾਉਣਾ ਇੱਕ ਕਲਾ ਹੈ ਸੁਣੋ ਉਸਤਾਦ ਨੇ ਜਿੰਨੂੰ ਬੰਸਰੀ ਵਜਾਉਣੀ ਸਿਖਾਤੀ ਜਿਹਨੂੰ ਉਸਤਾਦ ਨੇ ਸਿਖਾਤੀ ਉਹ ਘਰ 'ਚ ਵੀ ਵਜਾ ਸਕਦਾ ਹੈ ਜੇਲ੍ਹ 'ਚ ਵੀ ਵਜਾ ਸਕਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਆਨੰਦ 'ਚ ਰਹਿਣਾ ਸਿਖਾਤਾ ਉਹ ਹਰ ਜਗ੍ਹਾ ਆਨੰਦ 'ਚ ਰਹਿ ਸਕਦਾ ਹੈ ਇਸੇ ਕਰਕੇ ਪੁਰਾਣੇ ਸਾਰੇ ਸਿੱਖਾਂ ਦਾ ਜੀਵਨ ਪੜ੍ਹ ਕੇ ਵੇਖੋ ਤਵੀ ਤੇ ਬੈਠੇ ਸੀ ਉਹਦੇ ਵੀ ਆਨੰਦ 'ਚ ਸੀ ਦੇਗ 'ਚ ਉਬਲਦੇ ਸੀ ਉਦੋਂ ਵੀ ਆਨੰਦ 'ਚ ਸੀ ਕੰਡਿਆਂ ਤੇ ਪਏ ਸੀ ਉਦੋਂ ਵੀ ਆਨੰਦ ਵਿੱਚ ਸੀ ਖੋਪਰ ਲਵਾ ਰਹੇ ਸੀ ਉਦੋਂ ਵੀ ਆਨੰਦ 'ਚ ਸੀ ਕਿਉਂ ਕਿਉਂਕਿ ਉਹਨਾਂ ਨੂੰ ਆਨੰਦ 'ਚ ਰਹਿਣ ਦੀ ਜਾਚ ਆ ਚੁੱਕੀ ਹੈ ਤੇ ਜਿਹਨੂੰ ਆਨੰਦ 'ਚ ਰਹਿਣਾ ਨਹੀਂ ਆਇਆ ਤੁਸੀਂ ਜੋ ਮਰਜ਼ੀ ਕਰ ਲਓ ਤੇ ਬੰਸਰੀ ਵਜਾਉਣ ਲਈ ਕੋਈ ਨਾ ਕੋਈ ਉਸਤਾਦ ਚਾਹੀਦਾ ਹੈ ਆ ਢੋਲਕ ਵਜਾਉਣ ਸਿੱਖਣੀ ਹੋਵੇ ਇਹਦੇ ਲਈ ਕੋਈ ਨਾ ਕੋਈ ਉਸਤਾਦ ਵਾਜਾ ਵਜਾਉਣ ਲਈ ਕੋਈ ਨਾ ਕੋਈ ਉਸਤਾਦ ਇਸੇ ਤਰ੍ਹਾਂ ਜੇ ਆਨੰਦ ਚ ਰਹਿਣਾ ਤੇ ਉਹ ਵੀ ਉਸਤਾਦ ਹੀ ਸਿਖਾਊ ਤੇ ਕਿਹੜਾ ਉਸਤਾਦ ਸਿਖਾਊ ਜੀ ਕਲਾ ਕਿਵੇਂ ਆਊ ਵੀ ਆਨੰਦ ਚ ਕਿਵੇਂ ਰਹੀਏ ਇਹ ਕਲਾ ਸਾਨੂੰ ਸਿਖਾਉਣਗੇ ਸਾਡੇ ਗੁਰੂ ਗ੍ਰੰਥ ਸਾਹਿਬ ਫੇਰ ਆਪਾਂ ਮਾਨ ਨਾਲ ਕਵਾਂਗੇ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਮੈਂ ਹੁਣ ਆਨੰਦ 'ਚ ਰਹਿਣਾ ਜੀ ਕਿਉਂਕਿ ਅਕਲ ਆ ਗਈ ਸਿੱਖ ਗਿਆ ਹੁਣ ਮੈਂ ਆਨੰਦ 'ਚ ਰਹਿਣਾ ਹੁਣ ਲੈ ਰੋਣਾ ਹੁਣ ਰੋਂਦੂ ਬਣੂ ਮੈਂ ਕਿਤੇ ਹੁਣ ਮੈਂ ਮੁਰਝਾਇਆ ਜਾਉ ਕਿਤੇ ਹੁਣ ਕੀ ਹੈ ਲੈ ਜਿੱਥੇ ਮਰਜ਼ੀ ਲੈ ਜਾਓ ਬੰਸਰੀ ਵਾਲਾ ਕਹਿੰਦਾ ਲੈ ਜਾਓ ਜਿੱਥੇ ਮਰਜ਼ੀ ਉੱਥੇ ਵਜਾ ਕੇ ਦਿਖਾ ਦੇ ਭੁੱਖਾ ਵੀ ਹੋਇਆ ਤਾਂ ਵੀ ਵਜਾ ਕੇ ਵਿਖਾ ਦੇ ਕੰਡਿਆਂ ਤੇ ਬਿਠਾ ਦਿਓ ਉੱਥੇ ਵੀ ਵਜਾ ਕੇ ਵਿਖਾ ਦੂ ਹੁਣ ਆਉਂਦੀ ਹੈ ਵਜਾਉਣੀ ਆਨੰਦ 'ਚ ਰਹਿਣਾ ਜਿਹੜਾ ਸਿੱਖ ਚੁੱਕਿਆ ਗੁਰੂ ਗ੍ਰੰਥ ਸਾਹਿਬ ਤੋਂ ਉਸ ਉਹ ਦੁਨੀਆ 'ਚ ਮੇਰੀ ਗੱਲ ਨੋਟ ਕਰ ਲਓ ਜੀ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਆਨੰਦ 'ਚ ਰਹਿਣ ਦੀ ਕਲਾ ਸਿਖਾ ਸਕੇ ਅਮਰੀਕਾ ਨੇ ਆਨੰਦ 'ਚ ਰਹਿਣਾ ਨਹੀਂ ਸਿਖਾਉਣਾ ਅਮਰੀਕਾ ਗਈ ਦੁਨੀਆ ਬਥੇਰੀ ਹੈ ਵੱਡੇ ਵੱਡੇ ਘਰ ਆ ਵੱਡੀਆਂ ਵੱਡੀਆਂ ਗੱਡੀਆਂ ਆ ਪਰ ਆਨੰਦ 'ਚ ਰਹਿਣ ਦੀ ਕਲਾ ਨਹੀਂ ਸਿੱਖੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਸਿੱਖਿਆ ਉਹ ਉੱਥੇ ਅਮਰੀਕਾ 'ਚ ਵੀ ਸੁਖੀ ਹੈ ਇੱਥੇ ਵੀ ਛੱਪਰੀ 'ਚ ਰਹਿ ਕੇ ਵੀ ਸੁਖੀ ਹੈ ਕਹਿੰਦਾ ਆਨੰਦ ਬਹੁਤ ਹੈ ਕਿਉਂਕਿ ਆਨੰਦ 'ਚ ਰਹਿਣਾ ਸਿੱਖ ਗਿਆ ਆਨੰਦ 'ਚ ਰਹਿਣਾ ਸਿੱਖੋ ਪਿਆਰਿਓ ਇਹ ਕਲਾ ਹੈ ਇਹਨੂੰ ਸਿੱਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਿਖਾ ਦੇਗੀ ਆਨੰਦ ਆ ਜਾਏਗਾ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ ਸੋ ਜਿਹੜੀ ਗੱਲ ਆਪਾਂ ਬਚਨ ਪੜ੍ਹਦੇ ਸੀ ਵੀ ਚੇਤ ਗੋਵਿੰਦ ਅਰਾਧੀ ਐ ਹੋਵੇ ਆਨੰਦ ਕਣ ਆਨੰਦ ਆ ਜਾਏਗਾ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ ਭਾਈ ਆਨੰਦ ਚ ਰਹਾਂਗੇ ਇਸ ਕਰਕੇ ਅੱਗੇ ਸੁਣਿਓ ਧਿਆਨ ਨਾਲ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾਂ ਉਹ ਆਨੰਦ ਹੈ ਜਿਹੜਾ ਉਹ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਸਤਿਗੁਰੂ ਨੂੰ ਮਿਲ ਕੇ ਆਨੰਦ ਆਉਂਦਾ ਹੈ ਹਾਂਜੀ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਫਿਰ ਗਿਣੋ ਹੀ ਉਹਨਾਂ ਦਾ ਆਇਆ ਪ੍ਰਵਾਣੀ ਹੀ ਉਹਨਾਂ ਦਾ ਆਏ ਤਿਸ ਹੈ ਗਣਾ ਗਿਣਤੀ ਹੋਈ ਉਹਨਾਂ ਦੀ ਕਰ ਸਕਦੇ ਆ ਜੀ ਆਪਾਂ ਵੀ ਆ ਆਇਆ ਸੀ ਜ਼ਿੰਦਗੀ 'ਚ ਆਨੰਦ 'ਚ ਸਾਨੂੰ ਕੋਈ ਬੰਦਾ ਕਵੇ ਯਾਰ ਬੰਦਾ ਮਰਨ ਲੱਗਾ ਸੀ ਬੰਸਰੀ ਵਜਾਉਂਦਾ ਸੀ ਤੇ ਆਪਾਂ ਹੈਰਾਨ ਹੋਵਾਂਗੇ ਆਪਾਂ ਕਹਾਂਗੇ ਯਾਰ ਉਹਨੂੰ ਆਉਂਦੀ ਸੀ ਹੈਰਾਨੀ ਵਾਲੀ ਕਿਹੜੀ ਗੱਲ ਹੈ ਉਹਨੂੰ ਆਉਂਦੀ ਸੀ ਜਦੋਂ ਆਪਾਂ ਨੂੰ ਕੋਈ ਕਹਿੰਦਾ ਨਾ ਵੀ ਬੰਦਾ ਮਰਨ ਲੱਗਿਆ ਸੀ ਫਿਰ ਵੀ ਹੱਸਦਾ ਸੀ ਆਪਾਂ ਫਿਰ ਕਹਾਂਗੇ ਓਏ ਉਹਨੂੰ ਖੁਸ਼ ਰਹਿਣਾ ਆਉਂਦਾ ਸੀ ਉਹ ਤਾਂ ਖੁਸ਼ ਰਹਿ ਗਿਆ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਸੀਗੇ ਪਿਤਾ ਸਨ ਜਿਹੜੇ ਬਾਪੂ ਤਰਲੋਕ ਸਿੰਘ ਤੇ ਮੈਨੂੰ ਕਈ ਵਾਰੀ ਉਹਨਾਂ ਨੇ ਮਿਲਣਾ ਸ਼ਹੀਦ ਸਤਵੰਤ ਸਿੰਘ ਇੰਦਰਾ ਗਾਂਧੀ ਦਾ ਜਿਨ੍ਹਾਂ ਨੇ ਤੁਸੀਂ ਸਾਰੇ ਜਾਣਦੇ ਹੀ ਹੋ ਨਾ ਵੀ ਜਿਹੜਾ ਉਹ ਕੀਤੀ ਦਾ ਫਲ ਭੁਗਤਾਇਆ ਕੀਤੀ ਦਾ ਫਲ ਭੁਗਤਾਇਆ ਭਾਈ ਸਤਵੰਤ ਸਿੰਘ ਹੋਣਾ ਨੇ ਬੇਅੰਤ ਸਿੰਘ ਹੋਣਾ ਨੇ ਤੇ ਉਹ ਜਿਹੜੇ ਸਿੰਘ ਸੀ ਨਾ ਉਹਨਾਂ ਦੇ ਪਿਤਾ ਬਾਪੂ ਤਰਲੋਕ ਸਿੰਘ ਸੀ ਮੈਂ ਉਹ ਇਤਿਹਾਸ ਵੀ ਸੁਣਾਇਆ ਜੇ ਵੈਸੇ ਤੁਹਾਡੇ ਕੋਲ ਸੁਣਿਆ ਹੋਇਆ ਜਿਨ੍ਹਾਂ ਨੇ ਉਹ ਤੇ ਠੀਕ ਹੈ ਜੇ ਕੋਈ ਨਹੀਂ ਜਿਨੇ ਸੁਣਿਆ ਖਾਸ ਕਰਕੇ ਭੈਣਾ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ ਅਨੋਖਾ ਵਿਆਹ ਇੱਕ ਸੀਡੀ ਹੈ ਅਨੋਖਾ ਵਿਆਹ ਜਿਨੇ ਨਹੀਂ ਸੁਣੀ ਜਰੂਰ ਸੁਣਿਓ ਹੈ ਤੇ ਪੁਰਾਣੀ ਹੈ 4-5 ਸਾਲ ਪਹਿਲਾਂ ਦਾ ਦੀਵਾਨ ਹੈ ਪਰ ਮੁੜ ਕੇ ਮੈਂ ਤੋਂ ਲੱਗਾ ਨਹੀਂ ਉਹ ਇੱਕ ਵਾਰੀ ਹੋਈ ਲੱਗਿਆ ਬਸ ਅਨੋਖਾ ਵਿਆਹ ਉਹਦੀ ਘਰਵਾਲੀ ਨੇ ਫੋਟੋ ਨਾਲ ਵਿਆਹ ਕਰਾਇਆ ਸੀ ਤਸਵੀਰ ਨਾਲ ਤਸਵੀਰ ਦੇ ਨਾਲ ਆਨੰਦ ਕਾਰਜ ਕਰਵਾਏ ਸੀ ਬੀਬੀ ਨੇ ਐਡੀ ਦ੍ਰਿੜਤਾ ਵਾਲੀ ਸੀ ਤੇ ਬਾਪੂ ਤਰਲੋਕ ਸਿੰਘ ਹੋਣੀ ਮੈਨੂੰ ਕਈ ਵਾਰੀ ਮਿਲੇ ਸਾਡੇ ਕੋਲ ਵੀ ਆਉਂਦੇ ਹੁੰਦੇ ਸੀ ਹੁਣ ਤੇ ਚੜ੍ਹਾਈ ਕਰ ਗਏ ਭਾਈ ਸਤਵੰਤ ਸਿੰਘ ਸ਼ਹੀਦ ਸਤਵੰਤ ਸਿੰਘ ਦੇ ਪਿਤਾ ਨੇ ਮੈਨੂੰ ਦੱਸਿਆ ਕਹਿੰਦੇ ਜਦੋਂ ਮੇਰੇ ਪੁੱਤ ਨੇ ਸ਼ਹੀਦ ਹੋਣਾ ਸੀ ਨਾ ਸਟੇਜ ਤੇ ਸੁਣਾਉਂਦੇ ਹੁੰਦੇ ਸੀ ਮੈਂ ਉਹਨਾਂ ਨੂੰ ਕਹਿਣਾ ਬਾਪੂ ਦੀ ਸਟੇਜ ਤੇ ਬੋਲ ਕੇ ਦੱਸੋ ਸਟੇਜ ਤੇ ਉਹਨਾਂ ਨੇ ਖੜੇ ਹੋ ਕੇ ਕਹਿਣਾ ਮੈਨੂੰ ਸਤਵੰਤ ਸਿੰਘ ਨੇ ਕਿਹਾ ਸੀ ਬਾਪੂ ਜਦੋਂ ਮੈਨੂੰ ਅੰਦਰ ਫਾਂਸੀ ਲੱਗ ਰਹੀ ਹੋਏਗੀ ਤੂੰ ਰੋਈਂਗਾ ਤੂੰ ਰੋਣਾ ਨਹੀਂ ਜਦੋਂ ਨਿਕਲੇਗਾ ਤੇ ਜਕਾਰੇ ਲਾਉਂਦਾ ਜਾਈ ਮੀਡੀਆ ਖੜਾ ਹੋਏਗਾ ਤੂੰ ਜ਼ੋਰ-ਜ਼ੋਰ ਨਾਲ ਜਕਾਰੇ ਲਾਈ ਮੈਨੂੰ ਅੰਦਰ ਤੱਕ ਤੇਰੀ ਆਵਾਜ਼ ਆਉਣੀ ਚਾਹੀਦੀ ਵੀ ਮੇਰਾ ਪਿਓ ਬਾਹਰ ਜਕਾਰੇ ਲਾ ਰਿਹਾ ਮੈਨੂੰ ਅੰਦਰ ਸੁਣੇ ਤੇਰੀ ਆਵਾਜ਼ ਇੰਨੇ ਜ਼ੋਰ ਨਾਲ ਜਕਾਰੇ ਲਾਈ ਬਾਪੂ ਤੇ ਤਰਲੋਕ ਸਿੰਘ ਨੇ ਕਹਿਣਾ ਉਧਰਲੇ ਗੁਰਦਾਸਪੁਰੀਏ ਨੇ ਨਾ ਉਹ ਭਾਸ਼ਾ ਵੀ ਉਧਰਲੀ ਹੈ ਤੇ ਉਹਨੇ ਕਹਿਣਾ ਬਾਪੂ ਤਰਲੋਕ ਸਿੰਘ ਨੇ ਉਹਨੇ ਆਖਣਾ ਉਹ ਪੁੱਤਰਾ ਮੈਨੂੰ ਪਤਾ ਹੈ ਮੈਂ ਕਿਵੇਂ ਕੰਧਾਂ ਨੂੰ ਹੱਥ ਪਾ ਪਾ ਕੇ ਬਾਹਰ ਨਿਕਲਣਾ ਹੈ ਤੂੰ ਕਈ ਜਨਾਂ ਜਕਾਰੇ ਲਾਈ ਮੈਨੂੰ ਪਤਾ ਮੈਂ ਕਿਵੇਂ ਹੱਥ ਪਾ ਪਾ ਕੇ ਕੰਧਾਂ ਨੂੰ ਜਦੋਂ ਜਵਾਨ ਪੁੱਤ ਨੂੰ ਅੰਦਰ ਫਾਂਸੀ ਲੱਗੇਗੀ ਤੇ ਮੈਂ ਕਿਵੇਂ ਕੰਧਾਂ ਨੂੰ ਹੱਥ ਪਾ ਪਾ ਕੇ ਬਾਹਰ ਨਿਕਲਣਾ ਤੇ ਤੂੰ ਜਕਾਰੇ ਆਣਾ ਉਹਨੇ ਆਖਣਾ ਬਾਪੂ ਜਕਾਰੇ ਲਈ ਤੇ ਤਰਲੋਕ ਸਿੰਘ ਬਾਪੂ ਜੀ ਨੇ ਸਟੇਜ ਤੇ ਖੜ ਕੇ ਕਹਿਣਾ ਜਦੋਂ ਉਧਰ ਮੇਰੇ ਪੁੱਤਰ ਨੇ ਫਾਂਸੀ ਲੱਗੀ ਤੇ ਮੈਂ ਆਪਣੇ ਆਪ ਨੂੰ ਦਿਲ ਤਕੜਾ ਕਰਕੇ ਤੇ ਜਕਾਰੇ ਲਾਏ ਜਿੱਥੇ ਵੀ ਮੈਂ ਕਹਿੰਦਾ ਜਾਨਾ ਮੈਂ ਦੱਸਦਾ ਤੇ ਬਾਪੂ ਨੇ ਜਕਾਰੇ ਲਾ ਕੇ ਵਿਖਾਉਣੇ ਉਧਰ ਫਾਂਸੀ ਤੇ ਬਾਹਰ ਜਕਾਰੇ ਤੇ ਕਹਿੰਦੇ ਲੱਡੂ ਵੰਡੀ ਜਦੋਂ ਮੈਂ ਮਰਿਆ ਤੇ ਲੱਡੂ ਵੰਡੀ ਰੋਈ ਨਾ ਹੁਣ ਆਪਾਂ ਹੈਰਾਨ ਹੋ ਰਹੇ ਆ ਨਾ ਸਾਰੇ ਵੀ ਯਾਰ ਇਦਾਂ ਕਿਵੇਂ ਪਰ ਹੈਰਾਨੀ ਵਾਲੀ ਗੱਲ ਨਹੀਂ ਜਿਹਨੂੰ ਖੁਸ਼ ਰਹਿਣਾ ਆਉਂਦਾ ਹੋਵੇ ਸਿੱਖਿਆ ਜਿਹੜਾ ਗੁਰੂ ਤੋਂ ਉਹ ਫਾਂਸੀ ਦੇ ਤਖਤੇ ਤੇ ਵੀ ਖੁਸ਼ ਰਹਿ ਸਕਦਾ ਉਹ ਸਿੱਖਿਆ ਹੋਇਆ ਸੀ ਉਹ ਉਹਨੂੰ ਕਲਾ ਆਉਂਦੀ ਸੀ ਖੁਸ਼ ਰਹਿਣ ਦੀ ਸਾਡੇ ਵਾਂਗੂ ਨਹੀਂ ਸਾਨੂੰ ਆਉਂਦੀ ਨਹੀਂ ਸਾਨੂੰ ਤੁਸੀਂ ਭਾਵੇਂ ਕਰੋੜ ਰੁਪਏ ਦੀ ਗੱਡੀ ਦੇ ਦਿਓ ਜਿਹਨੂੰ ਬੰਸਰੀ ਨਹੀਂ ਵਜਾਉਣੀ ਆਉਂਦੀ ਕਰੋੜ ਦੀ ਗੱਡੀ 'ਚ ਵਜਾੜੂ ਉਹ ਨਹੀਂ ਆ ਸਕਦੀ ਉਹ ਤੁਸੀਂ 5 ਕਰੋੜ ਦਾ ਬੰਗਲਾ ਬਣਾ ਦਿਓ ਉਹਨੂੰ ਕਿਵੇਂ ਨਹੀਂ ਵਜਾ ਸਕਦਾ ਉਹ ਜਿਹਨੂੰ ਖੁਸ਼ ਰਹਿਣ ਦੀ ਕਲਾ ਨਹੀਂ ਆਉਂਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਸਿੱਖਣਾ ਚਾਹੁੰਦਾ ਉਹਨੇ ਆਨੰਦ 'ਚ ਰਹਿਣਾ ਨਹੀਂ ਸਿੱਖਣਾ ਤੇ ਫਿਰਦਾ ਰਹੇ ਫਿਰ ਭਾਈ ਉਸ ਬੰਦੇ ਨੂੰ ਨਹੀਂ ਆ ਸਕਦਾ ਜੀ ਜਿਹੜਾ ਸਿੱਖਿਆ ਹੋਵੇ ਉਹਦੀ ਸਿੱਖਿਆ ਤੇ ਕੋਈ ਸ਼ੱਕ ਨਹੀਂ ਹੁੰਦਾ ਵੀ ਕਰ ਸਕਦਾ ਵੀ ਆਪਾਂ ਕਹਾਂਗੇ ਯਾਰ ਬਜਾਲੀ ਹੋਣੀ ਹੈ ਫਿਰ ਇਹਦੀ ਚ ਕਿਹੜੀ ਗੱਲ ਹੈ ਜਦੋਂ ਆਉਂਦੀ ਸੀ ਅਗਲੇ ਆਨੰਦ ਚ ਰਹਿਣਾ ਸਿੱਖੋ ਪਿਆਰਿਓ ਇਹ ਇਹ ਇਹ ਇਸ ਟੌਪਿਕ ਨੂੰ ਜ਼ਰੂਰ ਸੁਰਤ ਵਿੱਚ ਰੱਖਿਓ ਇਸ ਟੌਪਿਕ ਨੂੰ ਜ਼ਰੂਰ ਸੁਰਤ 'ਚ ਰੱਖਿਓ ਵੀ ਆਨੰਦ 'ਚ ਰਹਿਣਾ ਹੈ ਸਿੱਖਣਾ ਹੈ ਗੁਰਬਾਣੀ ਦਾ ਗਿਆਨ ਹੈ ਬੰਦੇ ਨੂੰ ਖੁਸ਼-ਖੁਸ਼ ਰੱਖਦਾ ਹੈ ਫਿਰ ਐ ਜੇ ਨਹੀਂ ਵੀ ਮਰ ਜਾਗੇ ਕੀ ਬਣੂ ਬੱਚਿਆਂ ਦਾ ਪਤਾ ਉਹ ਪਤਾ ਹੀ ਹੈ ਯਾਰ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਾਹੇ ਰੇ ਮਨ ਚਿਤਮਹਿ ਉਦਮ ਰੋਜ਼ ਪੜਦੇ ਆ ਜਦੋਂ ਐ ਪੜਨਾ ਹੈ ਵੀ ਇਹ ਮਹਾਰਾਜ ਨੇ ਕਲਾ ਹੀ ਸਿਖਾਈ ਪਈ ਹੈ ਕਿਉਂ ਐਵੇਂ ਚਿਤ ਬਨੀਆਂ ਜੀਆਂ ਕਰਦਾ ਕਾਹੇ ਰੇ ਮਨ ਐਦਾਂ ਪੜਿਆ ਕਰੋ ਰਹਿ ਰਸ ਚਿਤਮਹਿ ਉਦਮ ਜਾ ਆਹਰ ਹਰ ਜੀਉ ਪਰਿਆ ਆਰੇ ਤੇ ਰੱਬ ਲੱਗੇ ਹੀ ਹੋਇਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ ਉਹ ਤੇ ਸਾਰਿਆਂ ਨੂੰ ਦੇਈ ਜਾਂਦਾ ਹੈ ਤੂੰ ਉਹਨੂੰ ਚੇਤਾ ਕਰਿਆ ਕਰ ਕਰੀ ਚੱਲ ਮਿਹਨਤ ਜੇ ਤੂੰ ਨਹੀਂ ਹੋਏਗਾ ਇਹ ਦੁਨੀਆ ਇਦਾਂ ਹੀ ਚੱਲੂ ਐਵੇਂ ਨਾ ਕਿਹਾ ਕਰ ਮੇਰਾ ਘਰ ਹੈ ਮੇਰਾ ਆ ਮੇਰਾ ਗੁਰੂ ਸਾਹਿਬ ਤੇ ਇਥੋਂ ਤੱਕ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਤ ਨਹੀਂ ਕਿਛ ਤੇਰਾ ਉਹ ਕਹਿੰਦੇ ਤੂੰ ਸ਼ਰਮ ਨਾਲ ਮਰਦਾ ਨਹੀਂ ਗੁਰੂ ਗ੍ਰੰਥ ਸਾਹਿਬ ਇਦਾਂ ਕਹਿੰਦੇ ਆ ਜੀ ਵੇਖੋ ਜਦੋਂ ਐਂ ਜੇ ਕਰਦਾ ਹੁੰਦਾ ਹੈ ਵੀ ਮੇਰੀ ਇੰਨੇ ਕਿੱਲੇ ਮੇਰੀ ਇੰਨੀ ਪ੍ਰਾਪਰਟੀ ਮੇਰੀ ਇੰਨੀ ਜ਼ਮੀਨ ਮੇਰੀ ਇੰਨੀ ਪ੍ਰਾਪਰਟੀ ਉਹ ਕਹਿੰਦੇ ਤੈਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਮਰਦਾ ਨਹੀਂ ਤੂੰ ਸ਼ਰਮ ਨਾਲ ਜਦੋਂ ਐਂ ਕਹਿੰਦਾ ਮੇਰੀ ਜ਼ਮੀਨ ਇਹ ਜ਼ਮੀਨਾਂ ਤੈਨੂੰ ਤੇਰੇ ਲਈ ਨਹੀਂ ਰੋਂਦੀਆਂ ਮਹਾਰਾਜ ਕਹਿੰਦੇ ਖਸਮ ਮਰੈ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਖਸਮ ਮਰ ਜਾਵੇ ਨਾਰ ਨਹੀਂ ਰੋਂਦੀ ਖਸਮ ਮਰ ਜਾਵੇ ਨਾਰ ਨਹੀਂ ਰੋਂਦੀ ਕਿਉਂ ਨਹੀਂ ਰੋਂਦੀ ਉਹ ਕਹਿੰਦੀ ਹੈ ਮੈਨੂੰ ਸਾਂਭਣ ਵਾਲੇ ਹੋਰ ਬਥੇਰੇ ਐ ਅਰਥ ਵੇਖੋ ਕਿਦਾਂ ਦਾ ਬਣ ਗਿਆ ਪਰ ਜੇ ਇਹਦਾ ਭਾਵ ਅਰਥ ਸਮਝੋਗੇ ਇਹਦਾ ਅਰਥ ਇਹ ਹੈ ਚੰਗੀ ਤਰ੍ਹਾਂ ਸਮਝਿਓ ਅਰਥ ਇਹਦਾ ਇਹ ਹੈ ਵੀ ਜਿਹੜੀ ਜਿਹੜਾ ਬੰਦਾ ਆਪਣੇ ਆਪ ਨੂੰ ਖਸਮ ਬਣਿਆ ਹੋਇਆ ਹੈ ਵੀ ਮੇਰੀ ਇੰਨੀ ਪ੍ਰਾਪਰਟੀ ਮੈਂ ਇਹਦਾ ਮਾਲਕ ਮੈਂ ਐਨੇ ਪਲਾਟਾਂ ਦਾ ਮਾਲਕ ਐਨੇ ਪੈਸੇ ਦਾ ਮੈਂ ਮਾਲਕ ਕਹਿੰਦੇ ਓਏ ਖਸਮਾ ਮਾਫ ਕਰਨਾ ਸ਼ਬਦ ਕਹਿਣਾ ਪੈ ਗਿਆ ਉਹ ਖਸਮ ਬਣਿਆ ਹੋਇਆ ਜਿਹੜਾ ਉਹ ਕਹਿੰਦਾ ਜਿੱਦਣ ਤੂੰ ਮਰ ਗਿਆ ਤੇਰੀ ਨਾਰ ਭਾਵ ਇਹ ਪ੍ਰਾਪਰਟੀ ਨੂੰ ਜਿਹਨੂੰ ਮਾਲਕ ਨੇ ਨੂੰ ਨਾਰ ਬਣਾਈ ਫਿਰਦਾ ਹੈ ਆਪਣੇ ਆਪ ਨੂੰ ਖਸਮ ਬਣਿਆ ਫਿਰਦਾ ਹੈ ਇਹਨੇ ਰੋਣਾ ਥੋੜਾ ਹੈ ਕਦੇ ਤੁਸੀਂ ਜ਼ਮੀਨ ਰੋਂਦੀ ਵੇਖੀ ਹੈ ਵੀ ਹਾਏ ਸਾਡਾ ਮਾਲਕ ਮਰ ਗਿਆ ਕਦੇ ਪਲਾਟ ਰੋਂਦੇ ਵੇਖੇ ਆ ਵੀ ਸਾਡਾ ਮਾਲਕ ਮਰ ਗਿਆ ਕਦੇ ਕੋਠੀ ਰੋਂਦੀ ਵੇਖੀ ਆ ਵੀ ਸਾਡਾ ਮਾਲਕ ਮਰ ਗਿਆ ਉਹ ਕਹਿੰਦੇ ਕਿਉਂ ਰੋਈਏ ਜ਼ਮੀਨ ਕਹਿੰਦੀ ਤੂੰ ਮਰ ਮਗਰੋਂ ਲੈ ਅਗ ਦੂਜਾ ਤਿਆਰ ਬੈਠਾ ਆ ਕੋ ਸਤਨਾਮ ਅੱਜ ਤੂੰ ਮਰ ਜਾ ਨਾਲ ਦੀ ਨਾਲ ਬੱਚਿਆਂ ਦੇ ਨਾਮ ਛੱਡ ਜੂ ਦੂਜਾ ਖਸਮ ਤਿਆਰ ਹੈ ਜਦੋਂ ਦੂਜੇ ਨੇ ਮਰਨਾ ਤੀਜਾ ਤਿਆਰ ਹੈ ਤੀਜਾ ਮਰ ਗਿਆ ਚੌਥਾ ਤਿਆਰ ਹੈ ਕਹਿੰਦੇ ਇਹ ਨਾਰ ਹੈ ਜਿਹੜੀ ਰੋਣੀ ਨਹੀਂ ਤੂੰ ਧੱਕੇ ਨਾਲ ਹੀ ਖਸਮ ਬਣਿਆ ਫਿਰ ਇਹ ਥੋੜਾ ਪਿਆਰ ਕਰਦੀ ਹੈ ਤੈਨੂੰ ਵੀ ਤੂੰ ਨਾ ਮਰੀ ਉਹ ਨਹੀਂ ਕਹਿੰਦੀ ਕਿਤੇ ਮਰ ਮਗਰੋਂ ਲੈ ਦੂਜਾ ਤਿਆਰ ਹੈ ਇਹ ਇਹ ਪ੍ਰਾਪਰਟੀਆਂ ਜਿਹੜੀਆਂ ਨੇ ਇਹ ਮਾਲਕ ਬਦਲਦੀਆਂ ਨੇ ਆ ਜਿਹੜੀ ਜ਼ਮੀਨ ਤੇ ਬੈਠੇ ਹੋ ਪਤਾ ਨਹੀਂ ਕਿੰਨਿਆਂ ਕਦੇ ਨਾਮ ਤੇ ਬੋਲ ਚੁੱਕੀ ਹੈ ਅੱਜ ਤੱਕ ਅੱਜ ਕਿਹਦੇ ਨਾਂ ਤੇ ਮੰਡੀ ਹੈ ਕੀ ਹੈ ਜ਼ਮੀਨ ਹੀ ਹੈ ਕਿਸੇ ਦੀ ਖੇਤ ਹੀ ਹੈ ਅੱਜ ਜਿਹਦੇ ਨਾਂ ਬੋਲਦੀ ਹੈ 20 ਸਾਲ ਪਹਿਲਾਂ ਹੋਰ ਦੇ ਨਾਮ ਬੋਲਦੀ ਹੂ ਰਿਕਾਰਡ ਖੁਲਾ ਲਓ 50 ਸਾਲ ਪਹਿਲਾਂ ਹੋਰ ਦੇ ਨਾਮ ਬੋਲਦੀ ਹੂ 100 ਸਾਲ ਪਹਿਲਾਂ ਹੋਰ ਦੇ ਨਾਮ ਇਹਦੇ ਆਰਾਮ ਨਾਲ ਬੈਠੀਏ ਤੁਸੀਂ ਆਈ ਚੱਲੋ ਜਾਈ ਚੱਲੋ ਆਏ ਆਓ ਮੇਰੇ ਮਾਲਕ ਬਣੋ ਫਿਰ ਜਾਓ ਫਿਰ ਆ ਗਿਆ ਫਿਰ ਜਾ ਐਵੇਂ ਹੀ ਆਕੜਾ ਕਰਦਾ ਫਿਰਦਾ ਮੈਂ ਤੇ ਇੱਥੇ ਬੈਠੀ ਆ ਤੂੰ ਤੁਰ ਗਿਆ ਛੱਡ ਕੇ ਤੂੰ ਤੁਰ ਗਿਆ ਅਗਲੇ ਨੇ ਉਹਦੀ ਅੱਗ ਵਿਖਾ ਦੇਣੀ ਜਿਵੇਂ ਸ਼ਹਿਦ ਇਕੱਠਾ ਕਰਦੀਆਂ ਨਾ ਮੱਖੀਆਂ ਮੱਖੀਆਂ ਸ਼ਹਿਦ ਇਕੱਠਾ ਕਰੀ ਜਾਂਦੀਆਂ ਕਰੀ ਜਾਂਦੀਆਂ ਫਿਰ ਆਪਣੇ ਵਰਗੇ ਜਿਹੜੇ ਆਉਂਦੇ ਨੇ ਸਿਆਣੇ ਅੱਗ ਲਾ ਕੇ ਉਹਦੇ ਉੱਤੇ ਐ ਐ ਕਰ ਦਿੰਦੇ ਨੇੜੇ ਵੀ ਭੱਜ ਜਾ ਹੁਣ ਉਹ ਮੱਖੀਆਂ ਭੱਜ ਜਾਂਦੀਆਂ ਸਾਰਾ ਸ਼ਹਿਦ ਆਪਾਂ ਚੋ ਲਿਉਂਦੇ ਆ ਇਦਾਂ ਹੀ ਨਿਆਣਿਆਂ ਨੇ ਅੱਗ ਵਿਖਾ ਦੇਣੀ ਵੀ ਚੱਲ ਹੁਣ ਤੂੰ ਆ ਸ਼ਹਿਦ ਸਾਡੇ ਲਈ ਛੱਡ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਦਾਂ ਹੀ ਛੱਡਣਗੇ ਨਾ ਵੀ ਭੱਜ ਜਾ ਇੱਥੋਂ ਸਭ ਮੱਖੀਆਂ ਉੱਡ ਜਾਂਦੀਆਂ ਬਾਅਦ ਫਿਰ ਤੇ ਗੁਰੂ ਜੀ ਕਹਿੰਦੇ ਲਾਜ ਨਾ ਮਰੋ ਲਾਜ ਨਾ ਮਰੋ ਕਹੋ ਘਰ ਮੇਰਾ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਜਦੋਂ ਐ ਕਹਿੰਦਾ ਵੀ ਮੇਰਾ ਘਰ ਹੈ ਵੱਡੇ ਵੱਡੇ ਆਏ ਲੈ ਕੇ ਗਏ ਇਥੋਂ ਆਨੰਦ ਚ ਰਹਿਣਾ ਸਿੱਖ ਲੈ ਕਲਾ ਸਿੱਖ ਲੈ ਇਹ ਜ਼ਮੀਨਾਂ ਮਾਲਕ ਬਦਲਦੀਆਂ ਨੇ ਬੜੇ ਆਏ ਬੜੇ ਚਲੇ ਗਏ ਨੰਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਬੜੇ ਆਏ ਤੇ ਤੁਰ ਗਏ ਆ ਵੇਖੋ ਐਦਾਂ ਬਾਣੀ ਦੇ ਗਿਆਨ ਨਾਲ ਨਾ ਸਾਡੇ ਚਿੱਪ ਨਿਕਲਦੇ ਐ ਦਿਮਾਗ ਟਿਕਾਣੇ ਆਉਂਦਾ ਐ ਦਿਮਾਗ ਸੈੱਟ ਹੁੰਦਾ ਸਾਡਾ ਥੋੜੇ ਪੈਣੇ ਚਾਹੀਦੇ ਐ ਸਵੇਰੇ ਸ਼ਾਮ ਤਾਂ ਸੈੱਟ ਰਵਾਂਗੇ ਆਪਾਂ ਨਿਆਣੇ ਅਥਰੇ ਆ ਆਪਾਂ ਅਥਰੇ ਨਿਆਣਿਆਂ ਵਰਗੇ ਆ ਬੀਬੀਆਂ ਜਿਨ੍ਹਾਂ ਦੀ ਮੈਲ ਕੱਪੜੇ ਦੀ ਨਹੀਂ ਨਿਕਲਦੀ ਉਦੋਂ ਫਿਰ ਥਾਪਾ ਚੱਕ ਲੈਂਦੀਆਂ ਨੇ ਵੀ ਤੈਨੂੰ ਮੈਂ ਹੁਣ ਕਰਦੀਆਂ ਸਿੱਧਾ ਕੱਪੜਾ ਜਿਹੜਾ ਨਾ ਹੀ ਐਂ ਜੇ ਕਰਕੇ ਚਮਕੇ ਫਿਰ ਥਾਪੇ ਨਾਲ ਨਹੀਂ ਕੁੱਟਦੀਆਂ ਖੇਸ ਮੈਲ ਤੰਦ ਮੈਲ ਪਈ ਜਿੰਨਾਂ ਦੇ ਆਪਾਂ ਸਾਰੇ ਥਾਪੇ ਵਾਲੇ ਆ ਜੀ ਮੇਰੇ ਤੇ ਸਵੇਰੇ ਸ਼ਾਮ ਰੋਜ਼ ਥਾਪੇ ਵੱਜਣ ਤਾਂ ਮੈਂ ਸੈੱਟ ਰਹੂੰ ਐਦਾਂ ਸਮਝੀਏ ਵੀ ਗਿਆਨ ਦੇ ਥੋੜੇ ਵੱਜਣ ਤਾਂ ਮੇਰਾ ਦਿਮਾਗ ਜਿਆ ਸੈੱਟ ਰਹਿੰਦਾ ਹੈ ਨਹੀਂ ਤੇ ਗੰਦ ਪੈ ਜਾਂਦਾ ਮੈਲ ਪੈ ਜਾਂਦੀ ਇਹਦੇ 'ਚ ਉਹ ਮੈਲ ਕੱਢਣ ਲਈ ਸਵੇਰੇ ਵੀ ਸ਼ਾਮ ਵੀ ਦੁਪਹਿਰੇ ਵੀ ਜਦੋਂ ਜੀ ਕਰੇ ਸਹਿਜ ਪਾਠ ਕਰੋ ਲਓ ਜੀ ਹੋਰ ਥੋੜੇ ਵੱਜਣ ਗਿਆਨ ਦੇ ਵੀ ਮੈਨੂੰ ਸੈੱਟ ਰੱਖਣ ਮੇਰਾ ਦਿਮਾਗ ਜਿਹਾ ਟਿਕਾਣੇ ਰਵੇ ਕਾਇਮ ਜੇ ਹੋ ਜੀ ਹੌਸਲਾ ਮਿਲਿਆ ਰਵੇ ਦ੍ਰਿੜਤਾ ਬਣੀ ਰਵੇ ਫਿਰ ਆਨੰਦ ਚ ਰਹਿਣ ਦੀ ਜਦੋਂ ਜਾਚ ਆ ਗਈ ਫਿਰ ਤੇ ਆ ਪੜਦੇ ਆ ਨਾ ਜਦੋਂ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ 'ਚ ਜਿੰਨਾ ਆਪ ਲਾਈਆਂ ਤਾਰੀਆਂ ਕਹਿੰਦੇ ਗੱਲਾਂ ਹੀ ਨਿਆਰੀਆਂ ਐ ਪਿਆਰਿਓ ਉਹਨਾਂ ਦੀਆਂ ਤੇ ਗੱਲਾਂ ਹੀ ਵੱਖਰੀਆਂ ਨੇ ਫਿਰ ਇਹੋ ਜੇ ਹੋ ਜਾਂਦੇ ਐ ਆਪਣੇ ਖੂਨ ਵਿੱਚ ਆਪ ਹੀ ਤਾਰੀਆਂ ਲਾਉਂਦੇ ਐ ਫਿਰ ਇਹ ਕੌਣ ਨੇ ਜੀ ਸਾਹਿਬਜ਼ਾਦੇ ਦੇਖੋ ਹੋ ਗਈ ਹੈਰਾਨੀ ਪਿੰਨੀਆਂ 'ਚ ਖੜ ਕੇ ਖੁਸ਼ ਰਹਿਣਾ ਸਿੱਖੇ ਹੋਏ ਸੀ ਕਲਗੀਧਰ ਨੇ ਸਿਖਾਇਆ ਹੋਇਆ ਸੀ ਨੀਆਂ 'ਚ ਵੀ ਦੁਖੀ ਨਹੀਂ ਹੋਏ ਜਿਹੜਾ ਬੰਦਾ ਇੱਕ ਵਾਰੀ ਗੁਰੂ ਸਾਹਿਬ ਤੋਂ ਸੁਖੀ ਰਹਿਣਾ ਖੁਸ਼ ਰਹਿਣਾ ਸਿੱਖ ਗਿਆ ਸਾਰੀ ਦੁਨੀਆ ਦੇ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦੇ ਜਿਹੜੇ ਬੰਦੇ ਨੂੰ ਕਲਾ ਨਹੀਂ ਆਉਂਦੀ ਸੁਖੀ ਰਹਿਣ ਦੀ ਉਹਨੂੰ ਸਾਰੀ ਦੁਨੀਆ ਦੇ ਸੁੱਖ ਸੁਖੀ ਨਹੀਂ ਕਰ ਸਕਦੇ ਸਾਰੀ ਦੁਨੀਆ ਦੇ ਦੁੱਖ ਦੁਖੀ ਨਹੀਂ ਕਰ ਸਕਦੇ ਜਿਹੜਾ ਗੁਰੂ ਸਾਹਿਬ ਦਾ ਸਿੱਖ ਹੈ ਸਿੱਖਿਆ ਹੋਇਆ ਜਿਹੜਾ ਜਿੰਨੇ ਮਰਜ਼ੀ ਦੁੱਖ ਲੈ ਆਓ ਪਹਾੜ ਡਿੱਗ ਪੈਣ ਦੁੱਖਾਂ ਦੇ ਦੁਖੀ ਨਹੀਂ ਹੁੰਦੇ ਦੁਖੀ ਨਹੀਂ ਹੁੰਦੇ ਕਦੇ ਤੇ ਜਿਹੜੇ ਬੰਦੇ ਆ ਅੰਦਰੋਂ ਨਹੀਂ ਸਮਝ ਸਕਿਆ ਉਹ ਸਾਰੀ ਦੁਨੀਆ ਦੇ ਸੁੱਖ ਲੈ ਆਓ ਉਹਦੇ ਸਾਹਮਣੇ ਉਹਨੇ ਰੋਂਦੇ ਦਾ ਰੋਂਦਾ ਹੀ ਰਹਿਣਾ ਹੈ ਜਦੋਂ ਵੀ ਉਹਨੂੰ ਪੁੱਛੋਗੇ ਰੋਂਦਾ ਹੀ ਰਹੇਗਾ ਉਹ ਆ ਗਾਈਏ ਜਰਾ ਪੜੀਏ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਇਹ ਗੱਲਾਂ ਨਿਆਰੀਆਂ ਹਰ ਕੇ ਸੇਵਕ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ ਭਗਤਾਂ ਕੀ ਚਾਲ ਨਰਾਲੀ ਚਾਲ ਮਤਲਬ ਸਟਾਈਲ ਚਾਲ ਮਤਲਬ ਜ਼ਿੰਦਗੀ ਜਿਉਣ ਦਾ ਸਟਾਈਲ ਲਾਈਫ ਸਟਾਈਲ ਚਾਲ ਦਾ ਮਤਲਬ ਹੈ ਉਹਨਾਂ ਦੀ ਚਾਲ ਵੱਖਰੀ ਹੈ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਇਹ ਇਹ ਵੱਖਰੇ ਨੇ ਉਹ ਸਾਰਿਆਂ ਨਾਲੋਂ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਆਵ ਹੈ ਨਾ ਜਾਹੇ ਨਾ ਕਬਹੁ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਸੁਣੋ ਜਰਾ ਭਾਈ ਤਾਰੂ ਸਿੰਘ ਵਰਗੇ ਖੋਪਰ ਲੈ ਗਿਆ ਸਾਰੇ ਸਰੀਰ ਦੇ ਉੱਤੇ ਖੂਨ ਐ ਐ ਭਿੱਜ ਗਿਆ ਸਾਰਾ ਬਾਬੇ ਦੀਪ ਸਿੰਘ ਵਰਗੇ 18 ਸ਼ੇਰ ਦਾ ਖੰਡਾ ਲੈ ਕੇ ਜੋਧਾ ਲੜਦਾ ਗਿਆ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਵਰਗੇ ਇੱਥੇ ਉਹ ਸੂਰਮੇ ਭਾਈ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਵਰਗੇ ਚਰਖੜੀ ਘੁੰਮਦੀ ਗਈ ਉਹ ਉਹ ਦ੍ਰਿੜਤਾ ਰੱਖੀ ਉਹਨਾਂ ਨੇ ਅੰਮ੍ਰਿਤ ਛਕਿਆ ਠੰਡੇ ਦੀ ਪੌਲ ਲਈ ਤੇ ਬਾਣੀ ਨਾਲ ਜੁੜੇ ਹੋਏ ਆਨੰਦ ਚ ਰਹਿਣ ਦੀ ਜਾਚ ਸਿੱਖ ਚੁੱਕੇ ਐ ਸਿੱਖ ਨੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਜਿਹੜੇ ਗੁਰੂ ਦੇ ਪੱਕੇ ਸਿੱਖ ਸਖਿਆਰਥੀ ਸਿੱਖੇ ਹੋਏ ਐ ਚੰਡੇ ਹੋਏ ਸਿੱਖ ਦਾ ਮਤਲਬ ਹੈ ਚੰਡਿਆ ਹੋਇਆ ਜਿਹੜਾ ਜਿਹੜਾ ਜਿਹਨੂੰ ਦੁਨੀਆ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ ਦੁਨੀਆ ਦੀ ਕੋਈ ਤਾਕਤ ਉਹਨੂੰ ਦੁਖੀ ਨਹੀਂ ਕਰ ਸਕਦੀ ਚੰਡਿਆ ਹੋਇਆ ਗੁਰੂ ਸਾਹਿਬ ਨੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਚੰਡਿਆ ਹੋਇਆ ਜਿਹੜਾ ਇਸ ਕਰਕੇ ਐ ਧਾਰਾਂ ਵਹਿ ਜਾਂਦੀਆਂ ਸੀ ਖੂਨ ਦੀਆਂ ਐ ਸਰੀਰ ਪਰ ਪਰਵਾਹ ਨਹੀਂ ਸੀ ਕੋਈ ਬੜੇ ਰੰਗ ਵਿੱਚ ਬੜੇ ਆਨੰਦ ਵਿੱਚ ਰਹਿੰਦੇ ਸੀ ਲੋ ਆ ਸੁਣੋ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਉਹ ਸ਼ਹੀਦਾਂ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਦੀ ਗੱਲ ਨਹੀਂ ਇੱਥੇ ਭਾਈ ਲక్ష్మణ ਸਿੰਘ ਧਾਰੋਵਾਲ ਨੇ ਕਹਿਣਾ ਸੁਣੋ ਭਾਈ ਲక్ష్మణ ਸਿੰਘ ਧਾਰੋਵਾਲ ਨੇ ਕਿਹਾ ਅਰਦਾਸ ਕੀਤੀ ਤਰਨਤਾਰਨ ਸਾਹਿਬ ਦੀ ਧਰਤੀ ਉੱਤੇ ਅਰਦਾਸ ਕਰਕੇ ਕਿਹਾ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਵੀ ਆਜ਼ਾਦ ਕਰਾਉਣਾ ਹੈ ਮਹਾਰਾਜ ਕਿਰਪਾ ਕਰੋ ਸ਼ਹੀਦੀ ਮੇਰੀ ਹੋਵੇ ਤੇ ਪ੍ਰਬੰਧ ਤੁਹਾਡੀ ਸੰਗਤ ਦੇ ਹੱਥ ਵਿੱਚ ਆਵੇ ਪ੍ਰਬੰਧ ਪੰਥ ਦੇ ਹੱਥ ਵਿੱਚ ਆਵੇ ਤੇ ਸ਼ਹੀਦੀ ਮੇਰੀ ਹੋਵੇ ਇੱਥੇ ਅੱਜ ਕੱਲ ਕਹਿੰਦੇ ਨੇ ਮਰਨ ਬਗਾਨਿਆਂ ਦੇ ਪੁੱਤ ਪ੍ਰਧਾਨ ਮੈਂ ਬਣਾ ਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਮੋਰਚਿਆਂ ਤੇ ਮਰਨ ਬਗਾਨੇ ਜੇਲਾਂ ਵਿੱਚ ਬਗਾਨੇ ਸੜਨ ਐਸ਼ ਅਸੀਂ ਕਰੀਏ ਮਰਨ ਬਗਾਨੀਆਂ ਮਾਵਾਂ ਦੇ ਪੁੱਤ ਮੌਜਾਂ ਅਸੀਂ ਲੁੱਟੀਏ ਕੁਰਸੀਆਂ ਤੇ ਅਸੀਂ ਬੈਠੀਏ ਪ੍ਰਧਾਨਗੀਆਂ ਅਸੀਂ ਕਰੀਏ ਉਹ ਕਹਿੰਦੇ ਹੁੰਦੇ ਸੀ ਕੌਮ ਤੇਰੀ ਦੇ ਹੱਥ ਪ੍ਰਬੰਧ ਆਵੇ पंथ तेरा प्रबंध सांभे संगत तेरी प्रबंध सांभे ते शहीदी मेरी होवे मरा मैं शहीदी मेरी होवे ਇਹ ਕਹਿੰਦੇ ਰਹੇ लक्ष्मण सिंह वर्ग लो पंथ दे ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਇਆ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਇਆ ਤਾਰੀਆਂ ਦੇਖ ਚੁਇਓ ਬੋਲਿਆ ਦੇਖੀਆਂ ਰੇ ਵਾਲਿਆ ਤੂੰ ਦੇਖੀ ਕਿਤੇ ਡੋਲਿਆ ਦੇਗ ਚੁਇਓ ਬਾਲੇ ਖਾਂਦਾ ਕੋਈ ਵੀਰ ਬੋਲਿਆ ਦੇਖੀ ਆਰੇ ਵਾਲਿਆ ਤੂੰ ਦੇਖੀ ਕਿਤੇ ਡੋਲੇ ਜਾਲਮਾਂ ਦੇ ਸੀਨੇ ਵਿੱਚ ਧਸ ਗਈਆਂ ਯਾਰੀਆਂ ਆਪਣੇ ਲਹੂ ਚ ਜਿਨਾਇਆ ਭੁਲਾਇਆ ਤਾਰੀਆਂ ਆਪਣੇ ਲਹੂ ਚ ਜਿਨਾਇਆ ਭੁਲਾਇਆ ਤਾਰੀਆਂ ਬੰਦਗੀ ਚ ਕਿਸੇ ਬੰਦ ਬੰਦ ਕਟੂਆ ਲਿਆ ਹਾਸੋ ਹਸ ਕਿਸੇ ਨੇ ਕੋਪਰ ਲੋਹਾਲਿਆ ਬੰਦਗੀ ਚ ਕਿਸੇ ਬੰਦ ਬੰਦ ਕਟਵਾਲਿਆ ਹਾਸੋ ਹਸ ਕਿਸੇ ਨੇ ਕੋਪਰ ਲੋਹਾ ਸਿੱਖੀ ਪਿੱਛੇ ਜਾਨੋ ਵੀ ਨਹੀਂ ਕੀਤੀਆਂ ਪਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਇਆ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਲਾਈਆਂ ਤਾਰੀਆਂ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨਾਂ ਆਪ ਲਾਇਆ ਪਾਰੀਆਂ ਨਿਆਰੀਆਂ ਗੱਲਾਂ ਨੇ ਵੱਖਰੀਆਂ ਗੱਲਾਂ ਜੀ ਵੱਖਰੀਆਂ ਗੁਰਸਿੱਖ ਦਾ ਤੇ ਜਿਉਣਾ ਵੀ ਵੱਖਰਾ ਮਰਨਾ ਵੀ ਵੱਖਰਾ ਇੱਕ ਗੱਲ ਹੋਰ ਕਰਦੇ ਆ 1 ਮਿੰਟ ਲਈ ਸੁਣੋ ਸ਼ਹੀਦੀ ਤੇ ਲਾਸਟ ਪੜਾ ਹੁੰਦਾ ਹੈ ਜ਼ਿੰਦਗੀ ਦਾ ਜਿੱਦਣ ਤੋਂ ਸਿੱਖ ਸਿੱਖ ਬਣ ਜਾਂਦਾ ਹੈ ਸਿਰ ਉਦਣ ਤੋਂ ਹੀ ਤਲੀ ਤੇ ਧਰ ਲੈਂਦਾ ਭਾਈ ਭਗਤ ਪੂਰਨ ਸਿੰਘ ਵਰਗੇ ਨਾ ਸਾਰੀ ਜ਼ਿੰਦਗੀ ਸ਼ਹੀਦ ਹੀ ਰਹੇ ਐ ਸ਼ਹੀਦ ਜ਼ਰੂਰੀ ਨਹੀਂ ਹੁੰਦਾ ਕਿ ਤਲਵਾਰ ਨਾਲ ਹੀ ਤੁਹਾਨੂੰ ਕੋਈ ਮਾਰੇਗਾ ਜ਼ਰੂਰੀ ਨਹੀਂ ਹੁੰਦਾ ਵੀ ਗਰਦਨ ਹੀ ਕੱਟੀ ਜਾਏਗੀ ਇਸ ਰਾਹ ਤੇ ਤੁਰਨਾ ਸੱਚ ਦੇ ਰਾਹ ਤੇ ਤੁਰਨਾ ਤੇ ਤੁਰੀ ਜਾਣਾ ਖੜਨਾ ਨਾ ਸੱਚ ਦੇ ਰਾਹ ਤੇ ਤੁਰਨਾ ਤੇ ਤੁਰੀ ਜਾਣਾ ਰੁਕਣਾ ਨਾ ਇਸ ਰਾਹ ਤੇ ਤੁਰਨਾ ਹੀ ਸ਼ਹੀਦ ਹੋਣਾ ਹੈ ਭਾਈ ਇਹ ਤੇ ਲਾਸਟ ਪੜਾ ਹੈ ਪਰ ਗੁਰੂ ਦਾ ਪਿਆਰਾ ਜਦੋਂ ਤੁਰ ਪਿਆ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਇਸ ਕਰਕੇ ਭਾਈ ਆਨੰਦ ਚ ਰਹਿਣ ਦੀ ਜਾਚ ਸਿੱਖੀਏ ਫਿਰ ਆਪਣੇ ਲਹੂ ਵਿੱਚ ਤਾਰੀਆਂ ਲਾਉਣ ਵਾਲੇ ਵੀ ਆਨੰਦ ਵਿੱਚ ਰਹਿਆ ਜਾ ਸਕਦਾ ਹੈ ਪਰ ਜੇ ਅਸੀਂ ਖੰਡੇ ਦੀ ਪੌਲ ਪ੍ਰਾਪਤ ਕਰੀਏ ਪਹਿਲਾਂ ਦਾਖਲਾ ਲੈ ਲਈਏ ਫਿਰ ਪੜ੍ਹਾਈ ਸ਼ੁਰੂ ਕਰੀਏ ਪੜ੍ਹਦੇ ਪੜ੍ਹਦੇ ਪੜ੍ਹਦੇ ਫਿਰ ਹੌਲੀ ਹੌਲੀ ਉਹ ਆਨੰਦ ਦੀ ਅਵਸਥਾ ਬਣੇ ਅਵਸਥਾ ਮਨ ਆਨੰਦ ਵਿੱਚ ਰਵੇ ਮਨ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਹਰ ਵੇਲੇ ਉਹ ਖੇੜਾ ਬਣਿਆ ਰਵੇ ਸਰਸਨ ਹਰਸਨ ਹਰ ਵੇਲੇ ਆਨੰਦ ਬਣਿਆ ਰਵੇ ਖੇੜਾ ਬਣਿਆ ਰਵੇ ਟਿਕਾਓ ਬਣਿਆ ਰਵੇ ਪਰਮਾਤਮਾ ਦੀ ਸ਼ੋਅ ਮਿਲਦੀ ਰਵੇ ਮਨ ਖੇੜੇ ਵਿੱਚ ਰਵੇ ਪਾਈ ਇਸ ਕਰਕੇ ਜੋ ਪੜ ਰਹੇ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਵੀ ਆਨੰਦ ਵਿੱਚ ਰਹਿਣਾ ਸਿੱਖ ਗਏ ਜੇ ਇੱਕ ਵਾਰ ਗੱਲ ਬਣ ਜੇ ਹਾਂਜੀ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਬਸ ਜਾਣੋ ਬਿਰਥਾ ਜੀਵਨ ਹੈ ਉਹਦੇ ਬਿਨਾ ਇੱਕ ਖਿਨ ਵੀ ਜੀਵਣਾ ਇੱਕ ਖਿੰਨ ਇੱਕ ਮਿੰਟ ਇੱਕ ਸੈਕਿੰਡ ਵੀ ਜੀਵਣਾ ਜਿਹੜਾ ਰੱਬ ਬਿਨਾ ਪਰਮਾਤਮਾ ਬਿਨਾ ਕਹਿੰਦੇ ਬੇਅਰਥ ਜਿਹਾ ਹੋ ਜਾਂਦਾ ਜੀਵਨ ਬੇਅਰਥ ਬਿਰਥਾ ਬਿਰਥਾ ਜਾਣੋ ਬਿਰਥਾ ਹਾਂਜੀ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸਾਰੇ ਪਾਸੇ ਉਸੇ ਪਰਮਾਤਮਾ ਦੀ ਜੋਤ ਹੈ ਉਹੀ ਰਵਿਆ ਹੈ ਉਹੀ ਇੱਕ ਹਰ ਪਾਸੇ ਜਿਵੇਂ ਸ਼ੁਰੂ ਕੀਤਾ ਸੀ ਸਭੈ ਘਟ RAM ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਨੇ ਸਾਰੇ ਪਾਸੇ ਉਸ ਘਟਾਂ ਘਟਾਂ ਵਿੱਚ ਵਸੇ ਹੋਏ ਨੂੰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਉਹਨੂੰ ਵੇਖੀਏ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇਆੜਾ ਮੇਰਾ ਸਾਜਣੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿਨਾ ਸਕੰਦਾ ਸੁਆਉ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਜੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਸਾਰੇ ਪਾਸੇ ਵਸਿਆ ਉਹ ਇੱਕ ਪਰਮਾਤਮਾ ਹਾਂਜੀ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ ਉਹ ਕਿੰਨਾ ਕੁ ਦੁਖੀ ਹੋਣਗੇ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਐ ਜਿਹੜੇ ਰੱਬ ਨਾਲ ਜੁੜੇ ਨਹੀਂ ਜਿਨ੍ਹਾਂ ਨੂੰ ਕਲਾ ਹੀ ਨਹੀਂ ਆਈ ਜਿਉਣ ਦਾ ਚੱਜ ਹੀ ਨਹੀਂ ਆਇਆ ਕਿੰਨਾ ਕੁ ਦੁਖੀ ਹੋਣਗੇ ਇਹ ਗਿਣਿਆ ਨਹੀਂ ਜਾ ਸਕਦਾ ਕਿੰਨੇ ਔਖੇ ਹੋਣਗੇ ਉਹ ਹਾਂਜੀ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਉਹਨਾਂ ਦੇ ਚੰਗੇ ਭਾਗ ਨੇ ਜੀ ਉਹਨਾਂ ਦੇ ਭਾਗ ਬਹੁਤ ਚੰਗੇ ਐ ਚੰਗੀ ਸੋਚ ਐ ਉਹਨਾਂ ਦੀ ਜਿਹੜੇ ਪਰਮਾਤਮਾ ਨਾਲ ਮਾਲਕ ਨਾਲ ਜੁੜ ਗਏ ਪੰਚਮ ਪਾਤਸ਼ਾਹ ਦੇ ਹਾਂਜੀ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਮਹਾਰਾਜ ਕਹਿੰਦੇ ਮੇਰੇ ਅੰਦਰ ਵੀ ਪਿਆਸ ਪੈਦਾ ਹੋਈ ਹੈ ਮੇਰਾ ਵੀ ਜੀ ਕਰਦਾ ਪਰਮਾਤਮਾ ਘਟਾ ਘਟਾਂ ਵਿੱਚ ਵਸਿਆ ਮੈਨੂੰ ਮਹਿਸੂਸ ਹੋਵੇ ਮੇਰੇ ਤੇ ਵੀ ਮਿਹਰ ਹੋਵੇ ਮੇਰੇ ਮਾਲਕ ਜੀ ਹਾਂਜੀ चेत मिलाए सो प्रभु ਤਿਸ ਕੈ ਪਾਏ ਲੱਗਾ ਬਸ ਜਿਹੜਾ ਮੈਨੂੰ ਉਸ ਮਾਲਕ ਨਾਲ ਜੋੜੇ ਉਹਦੇ ਪਾਏ ਪੈਰੀ ਲੱਗਾ ਪੈਰੀ ਲੱਗਣ ਦਾ ਮਤਲਬ ਮੈਂ ਨੀਵਾ ਹੋਵਾਂ ਉਹਦੇ ਅੱਗੇ ਪੈਰੀ ਹੱਥ ਲਾਉਣ ਦੀ ਗੱਲ ਨਹੀਂ ਇੱਥੇ ਉਹਦੇ ਅੱਗੇ ਨੀਵਾ ਹੋਵਾਂ ਜੇ ਮੈਨੂੰ ਮੇਰਾ ਗੁਰੂ ਮਿਲੇ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਇਸ ਨੂੰ ਸੇਵ ਸੌਂਪੀ ਹੈ ਵਿੱਚੋਂ ਆਪ ਜਾਣੋ ਐਸਾ ਸਤਗੁਰ ਜੇ ਮਿਲੇ ਐਸਾ ਇਸ ਨੂੰ ਸੇਵ ਸੌਂਪੀ ਹੈ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਜਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਜਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਹੋ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਹੋ ਆਪ ਜਾਏ ਵਿੱਚੋਂ ਹੋ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਤਿਸ ਨਉ ਸਿਰ ਸੌਪੀਐ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਰੱਜ ਕੇ ਬਈ ਐਸਾ ਸਤਗੁਰ ਜੇ ਮਿਲੇ ਤਿਸ ਨਉ ਸਿਰ ਸੌਪੀਐ ਵਿੱਚੋਂ ਆਪ ਜਾਏ ਬੋਲੋ ਸਤਗੁਰ ਜੇ ਮਿਲੈ ਐਸਾ ਜਿਸਨੋ ਸਿਰ ਸੌਂਪੀਐ ਆਪ ਜਾਏ ਵਿੱਚੋਂ ਆਪ ਜਾਏ Ah! ਜਾਵਾਂ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਫਿਰ ਕੋ ਸਿੰਘ ਆਪ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਬੋਲੋ ਇੱਕ ਵਾਰ ਐਸਾ ਸਤਗੁਰ ਤਿਸ ਨੂੰ ਸਿਰ ਸੌਂਪੀਐ ਜੀ ਵਿੱਚੋਂ ਆਪ ਜੀ ਵਿੱਚੋਂ ਆਪ ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੇ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ ਸਿਰ ਦਈਏ ਆਪਣਾ ਇਹ ਸਿਰ ਨੀਵਾ ਕਰੀਏ ਮਹਾਰਾਜ ਇਹਦੇ ਚ ਭਰ ਦਿਓ ਸਾਰਾ ਕੁਝ ਜਿਵੇਂ ਇੱਕ ਨਿਆਣਾ ਟੀਚਰ ਦੇ ਅੱਗੇ ਸਿਰ ਭੇਂਟ ਕਰਦਾ ਵੀ ਕਰ ਦਿਓ ਜੀ ਇਹਨੂੰ ਭਰ ਦਿਓ ਇਹਦੇ ਚ ਭਰੋ ਕਿਰਪਾ ਕਰੋ ਪੜਾਓ ਕੁਝ 10 15 ਸਾਲ ਲੱਗਦੇ ਐ ਸਮਝ ਆ ਜਾਂਦੀ ਐ ਭਾਈ ਇਸ ਕਰ ਗੁਰੂ ਜੀ ਦੇ ਅੱਗੇ ਆਪਣਾ ਸਿਰ ਅਰਪਣ ਕਰੋ ਗਾਉਣ ਵਾਲਿਆਂ ਅੱਗੇ ਵੀ ਕੀਤਾ ਹੀ ਹੈ ਜੀ ਉਹਨਾਂ ਨੇ ਕੀ ਕੁਝ ਭਰਤਾ ਸਾਡੇ ਦਿਮਾਗ 'ਚ ਕਿੰਨਾ ਕੁਝ ਭਰਤਾ ਆਪਾਂ ਗੁਰੂ ਜੀ ਅੱਗੇ ਆਪਣਾ ਸਿਰ ਕਰੋ ਸੋਹਣੇ ਸੋਹਣੇ ਵਿਚਾਰ ਭਰ ਭਰ ਦੇਣ ਕਿਰਪਾ ਹੋ ਜੇ ਸੋਹਣੇ ਸੋਹਣੇ ਵਿਚਾਰ ਭਰ ਦੇਣ ਸਾਡੇ ਕਿਰਪਾ ਹੋ ਜੇ ਇਸ ਕਰਕੇ ਕੋਸ਼ਿਸ਼ ਕਰੀਏ ਯਤਨ ਕਰੀਏ ਆਪਣੇ ਗੁਰੂ ਜੀ ਅੱਗੇ ਆਪਣਾ ਸਿਰ ਪੇਟ ਕਰੀਏ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਕੱਲ ਨੂੰ ਗੁਰਦੁਆਰਾ ਸਾਹਿਬ ਜੋ ਇੱਥੇ ਸਾਹਮਣੇ ਨੇੜੇ ਨੇੜੇ ਹੀ ਹੈ ਜਿੱਥੇ ਤੁਸੀਂ ਵੇਖਿਆ ਤਿਆਰੀ ਹੋਈ ਗੁਰੂ ਘਰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹੀ 8ਵੀਂ ਮੇਰੇ ਖਿਆਲ ਯਾਦ ਵਿੱਚ ਬਣਾਇਆ ਹੋਇਆ ਸਥਾਨ ਹੈ ਕਿਉਂਕਿ 8ਵੇਂ ਪਾਤਸ਼ਾਹ ਤੇ ਇੱਧਰ ਨਹੀਂ ਆਏ ਉਹਨਾਂ ਦੀ ਯਾਦ ਵਿੱਚ ਸਥਾਨ ਇਹਨਾਂ ਨੇ ਬਣਾਇਆ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਜੀ ਉਹ ਆਪੋ ਆਪਣੇ ਮਨ ਬਣਾਓ ਨਾਮ ਲਿਖਾਓ ਜੇ ਨਾਮ ਨਹੀਂ ਵੀ ਲਿਖੇ ਜਾਣਗੇ ਤਾਂ ਵੀ ਕੋਈ ਨਹੀਂ ਮੈਨੂੰ ਅੱਜ ਵੀ ਸੱਜਣ ਮਿਲੇ ਸੀ ਕੁਝ ਮੈਨੂੰ ਕਹਿੰਦੇ ਸਾਡੇ ਇਲਾਕੇ 'ਚ ਜ਼ਰੂਰ ਦੀਵਾਨ ਵੱਧ ਦਿਆ ਕਰੋ ਮੈਂ ਕਿਹਾ ਪੱਕੀ ਗੱਲ ਹੈ ਮੇਰਾ ਵੀ ਮਨ ਕਰਦਾ ਚੰਗਾ ਲੱਗਾ ਸਿੰਗੋ ਆਇਆ ਸੀ ਪਿੱਛੇ ਜੇ ਬੜਾ ਵਧੀਆ ਉੱਥੇ ਪ੍ਰੋਗਰਾਮ ਹੋਇਆ ਬੜਾ ਇਕੱਠ ਵੀ ਹੋਇਆ ਮੀਂਹ ਪੈਂਦੇ ਵਿੱਚ ਵੀ ਸੰਗਤ ਆਈ ਮੈਂ ਬਹੁਤ ਹੈਰਾਨ ਸੀ ਉਦੋਂ ਸੋ ਐਦਕੀ ਇੱਥੇ ਵੀ ਸੰਗਤ ਬਥੇਰੀ ਹੈ ਕੱਲ ਨੂੰ ਅਜੇ ਲਾਸਟ ਦੀਵਾਨ ਹੈ ਤੇ ਸੰਗਤ ਤੇ ਅੱਜ ਹੀ ਬਹੁਤ ਜ਼ਿਆਦਾ ਪੰਡਾਲ ਤੋਂ ਬਾਹਰ ਦੂਰ ਤੱਕ ਹੈ ਤੇ ਕੱਲ ਨੂੰ ਸੰਗਤ ਇਦੋਂ ਵੀ ਵੱਧ ਜਾਣੀ ਹੈ ਵੇਖੋ ਡਿਊਟੀ ਹੋ ਜਾਣੀ ਕਿੱਡਾ ਵੱਡਾ ਇਕੱਠ ਤੇ ਕਿੰਨੇ ਟਿਕਾ ਨਾਲ ਤੁਸੀਂ ਬੈਠੇ ਹੋ ਕਿੰਨੀ ਵੱਡੀ ਵਧੀਆ ਗੱਲ ਹੈ ਇਹ ਤੇ ਜਿੰਨੇ ਮੇਰੇ ਵੀਰ ਤੁਸੀਂ ਰਮਾਲਾਂ ਵਾਲੇ ਹੋ ਹੌਲੀ ਹੌਲੀ ਜੇ ਦਸਤਾਰਾਂ ਵਾਲੇ ਹੋ ਜਾਓ ਸਾਲ 2 ਸਾਲ 4 ਸਾਲ ਚ ਦਸਤਾਰਾਂ ਹੀ ਦਸਤਾਰਾਂ ਹੋਣ ਵੇਖੋ ਵੀ ਕਿੰਨੀ ਵਧੀਆ ਪਿਕਚਰ ਬਣੇਗੀ ਕਿੰਨਾ ਵਧੀਆ ਲੱਗੇਗਾ ਇੱਥੇ ਬਹਿ ਕੇ ਸਾਰੀ ਦੁਨੀਆ ਵਿੱਚ ਕੈਮਰਾ ਜਦੋਂ ਵੇਖੇ ਵੇਖਣਗੇ ਵੀ ਕਮਾਲ ਹੋਣਗੇ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਅਸੀਂ ਮੈਂ ਪੜਿਆ ਕਿੰਨੇ ਸਾਲ ਹੋ ਗਏ ਵੇਖੋ ਕੋਈ ਬਹੁਤੀ ਪੁਰਾਣੀ ਗੱਲ ਥੋੜੋ ਹੈ ਤੇ ਸਾਡੇ ਸਕੂਲ ਵਿੱਚ ਇੱਕ ਵੀ ਬੱਚਾ ਨਹੀਂ ਸੀ ਜਿਹਦੇ ਕੇਸ ਕੱਟੇ ਹੋਏ ਹੋ ਜਾਨੀ ਕਿ 90 ਦੀਆਂ ਗੱਲਾਂ ਹੀ ਨੇ ਕੋਈ ਬਹੁਤੀ ਪਰ 90 91 92 93 94 95 ਇਹਨਾਂ ਪੰਜਾਂ ਕ ਸਾਲਾਂ 95 ਤੋਂ ਬਾਅਦ ਕੰਮ ਖਰਾਬ ਜਿੰਨੇ ਅਸੀਂ ਉੱਥੇ ਸਕੂਲ 'ਚ ਪੜਨ ਵਾਲੇ ਸੀ ਸਾਰਿਆਂ ਦੇ ਦਸਤਾਰਾ ਹੁੰਦੀਆਂ ਜਾਂ ਪਟਕੇ ਬੰਨਦੇ ਸੀ ਜਾਂ ਫਿਰ ਪੱਗਾਂ ਬੰਨਦੇ ਸੀ ਦਸਤਾਰਾਂ ਬੰਨਦੇ ਪਤਾ ਹੀ ਨਹੀਂ ਸੀ ਤੇ ਦੋ ਤਿੰਨ ਜਿਹੜੇ ਜਿਹੜੇ ਬਾਣੀਆਂ ਦੇ ਬੱਚੇ ਸੀ ਕਈ ਦੋ ਤਿੰਨ ਸੀ ਉਹ ਸੀ ਬਸ ਜਿਨ੍ਹਾਂ ਦੇ ਕੇਸ ਨਹੀਂ ਸੀ ਹੁੰਦੇ ਬਾਕੀ ਤੇ ਸਾਰੇ ਦਸਤਾਰਾਂ ਵਾਲੇ ਸੀ ਇਹ ਹੌਲੀ ਹੌਲੀ ਇੱਕ ਹਵਾ ਚੱਲ ਪਈ ਸਾਡੇ ਪੰਜਾਬ ਵਿੱਚ ਔਰ ਐਸੀ ਹਵਾ ਚੱਲੀ ਟੀਵੀ ਆਇਆ 2000 ਦੇ ਵਿੱਚ ਹੌਲੀ ਹੌਲੀ ਰੰਗਦਾਰ ਜੇ ਟੀਵੀ ਆਉਣ ਲੱਗੇ ਪਹਿਲਾਂ ਤੇ ਦੂਜੇ ਹੀ ਹੁੰਦੇ ਸੀ ਦੂਰਦਰਸ਼ਨ ਹੀ ਹੁੰਦਾ ਸੀ ਕੱਲਾ ਉਸ ਤੋਂ ਬਾਅਦ ਹੌਲੀ ਹੌਲੀ 2000 ਦੇ ਵਿੱਚ ਕੇਬਲਾਂ ਆਉਣੀਆਂ ਸ਼ੁਰੂ ਹੋਈਆਂ ਪਿੰਡਾਂ 'ਚ ਕੇਬਲ ਆ ਗਈ ਸ਼ਹਿਰਾਂ 'ਚ ਆ ਗਈ ਪਿੰਡਾਂ 'ਚ ਆ ਗਈ 2001 2 3 4 5 ਵਿੱਚ ਤੇ ਫੇਰ ਆ ਫੋਨ ਲੱਗ ਪਏ ਹੁਣ ਇਹਦੇ ਜੀ ਕੈਮਰਿਆਂ ਵਾਲੇ ਲੱਗ ਪਏ ਸਟਾਰਟ ਹੋ ਗਿਆ ਬਸ 5 ਤੋਂ ਲੈ ਕੇ ਆ 12 ਸਾਲ ਹੋ ਗਏ ਵੇਖੋ ਫਿਰ ਕਿੰਨਾ ਉਹਦਾ ਅਸਰ ਹੋਇਆ ਜਿਹੜੇ ਜਿਹੜੇ ਵੀ ਵੇਖਦੇ ਗਏ ਘਰ ਘਰ ਵਿੱਚ ਨਾਟਕ ਘਰ ਘਰ ਨਾਟਕ ਚੱਲਣ ਲੱਗ ਪਏ ਸੀਰੀਅਲ ਚੱਲਣ ਲੱਗ ਪਏ ਘਰ ਘਰ ਗਾਉਣ ਵਜਾਉਣ ਉਹ ਵੇਖ ਵੇਖ ਕੇ ਫਿਰ ਕੈਸਾ ਮਾਹੌਲ ਬਣ ਗਿਆ ਸਾਰੇ ਦਾ ਸਾਰਾ ਸਿਸਟਮ ਬਦਲ ਗਿਆ ਪਰ ਇਸ ਕਰਕੇ ਆਓ ਦਸਤਾਰਾਂ ਸਿਰਾਂ ਤੇ ਸਜਾਓ ਮੁਖ ਤੇ ਦਾੜੇ ਰੱਖੋ ਹੌਲੀ ਹੌਲੀ ਹੌਲੀ ਹੌਲੀ ਵੇਖੋ ਹੌਲੀ ਹੌਲੀ ਕਹਿ ਰਿਹਾ ਮੈਂ ਕਿਹੜਾ ਕਹਿੰਦਾ ਵੀ ਹੁਣੇ ਹੀ ਮੇਰੇ ਵੀਰ ਜਿਹੜੇ ਨੌਜਵਾਨ ਹੋ ਨਾ ਚਾਹ ਨਾਲ ਪਿਆਰ ਨਾਲ ਹੌਲੀ ਹੌਲੀ ਇੱਧਰ ਨੂੰ ਆਈਏ ਗੁਰਬਾਣੀ ਦਾ ਗਿਆਨ ਲਈਏ ਗੁਰੂ ਜੀ ਨਾਲ ਪਿਆਰ ਕਰੀਏ ਸਾਡੇ ਗੁਰੂ ਜੀ ਸਾਨੂੰ ਕਿੰਨਾ ਵਧੀਆ ਸਮਝਾਉਂਦੇ ਆ ਆ ਜਿੰਨਾ ਤੁਸੀਂ ਇਹ ਕਿਰਪਾ ਕਰਕੇ ਸੁਣਦੇ ਹੋ ਜਿੰਨੇ ਪਿਆਰ ਨਾਲ ਸੁਣਦੇ ਹੋ ਇੰਨੇ ਪਿਆਰ ਨਾਲ ਹੀ ਮੰਨੋ ਜੇ ਮੰਨਿਆ ਹੀ ਨਾ ਤੇ ਫਾਇਦਾ ਮੈਂ ਜਿਵੇਂ ਸ਼ਨੀਵਾਰ ਦੇ ਦੀਵਾਨ ਤੇ ਬੇਨਤੀ ਕੀਤੀ ਸੀ ਨਾ ਵੀ ਉੱਥੇ ਨਾ ਫਰਾਂਸ ਦੇ ਵਿੱਚ ਫਰਾਂਸ ਦੇ ਵਿੱਚ ਕਿਸੇ ਬੰਦੇ ਨੇ ਨਪੋਲੀਅਨ ਦਾ ਬੁੱਤ ਲੱਗਿਆ ਹੋਇਆ ਸੀ ਉੱਥੇ ਉਹਨੇ ਆਪਣੇ ਬੱਚੇ ਨੂੰ ਰੋਜ਼ ਲੈ ਜਾਣਾ ਤੇ ਉਹਨਾਂ ਨਪੋਲੀਅਨ ਘੋੜੇ ਤੇ ਚੜੇ ਦੀ ਨਾ ਇਦਾਂ ਮੂਰਤੀ ਬਣੀ ਸੀ ਤੇ ਆਪਣੇ ਬੱਚੇ ਨੂੰ ਇਦਾਂ ਰੋਜ਼ ਵਿਖਾਇਆ ਕਰੇ ਇਹ ਨਪੋਲੀਅਨ ਸੀ ਬਹੁਤ ਬਹਾਦਰ ਸੀ ਉਹਦੇ ਕਿੱਸੇ ਸੁਣਾਇਆ ਕਰੇ ਬਹਿ ਕੇ ਉਹ ਬੱਚਾ ਛੋਟਾ ਜਿਹਾ ਸੀ 4 ਸਾਲ ਦਾ ਸੁਣੀ ਗਿਆ ਉਹ ਰੋਜ਼ ਲੈ ਕੇ ਜਾਇਆ ਕਰੇ ਉਹਦੇ ਉਹਦੇ ਬੁੱਤ ਦੇ ਸਾਹਮਣੇ ਐ ਖਿਲਾਰ ਕੇ ਬੇਟਾ ਇਹ ਬਹੁਤ ਬਹਾਦਰ ਸੀ ਇਹ ਬਹੁਤ ਵਧੀਆ ਸੀ ਇਹ ਬਹੁਤ ਉਹ ਸੁਣੀ ਗਿਆ ਸੁਣੀ ਗਿਆ ਸਾਲ ਸੁਣਾਈ ਗਿਆ ਵੀ ਮੇਰਾ ਬੱਚਾ ਵੀ ਬਹਾਦਰ ਬਣੂ ਸਾਲ ਬਾਅਦ ਉਹਨੂੰ ਪੁੱਛਿਆ ਕਹਿੰਦਾ ਕਾਕਾ ਜੇ ਕੋਈ ਇੰਨਾ ਸਾਲ ਦਾ ਮੈਂ ਤੈਨੂੰ ਸੁਣਾਉਣਾ ਤੇ ਤੇਰੇ ਅੰਦਰ ਕੋਈ ਸਵਾਲ ਹੈ ਤੇ ਪੁੱਛ ਲੈ ਵੀ ਨਪੋਲੀਅਨ ਬਾਰੇ ਕੁਝ ਪੁੱਛਣਾ ਤੇ ਬੱਚਾ ਪਤਾ ਕੀ ਕਹਿੰਦਾ ਕਹਿੰਦਾ ਬਾਪੂ ਇਹ ਦੱਸ ਵੀ ਨਪੋਲੀਅਨ ਉੱਤੇ ਜਿਹੜਾ ਆ ਬੰਦਾ ਚੜਿਆ ਹੋਇਆ ਇਹ ਕੌਣ ਹੈ ਉਹ ਘੋੜੇ ਨੂੰ ਹੀ ਨਪੋਲੀਅਨ ਸਮਝੀ ਗਿਆ ਸਾਲ ਸਾਲ ਸੁਣ ਕੇ ਕਹਿੰਦਾ ਜਿਹੜਾ ਆ ਨਪੋਲੀਅਨ ਦੇ ਉੱਤੇ ਜਿਹੜਾ ਬੰਦਾ ਜਾ ਚੜਿਆ ਇਹ ਕਿਹੜਾ ਹੈ ਉਹ ਕਹਿੰਦਾ ਤੂੰ ਉਹ ਘੋੜੇ ਨੂੰ ਹੀ ਵੇਖੀ ਗਿਆ ਵੀ ਖੈ ਜਦ ਮੇਰਾ ਬਾਪੂ ਘੋੜੇ ਦੇ ਕਿਸੇ ਸੁਣਾਈ ਜਾਂਦਾ ਹੈ ਹੁਣ ਵੇਖੋ ਸੁਣਦੇ ਕਿੰਨੇ ਪਿਆਰ ਨਾਲ ਤੁਸੀਂ ਕਿੰਨੇ ਪਿਆਰ ਨਾਲ ਸੁਣਿਆ ਤੇ ਟਕਾ ਨਾਲ ਸੁਣਦੇ ਹੋ ਤੇ ਮੇਰੇ ਵੀਰੋ ਜੇ ਤੁਸੀਂ ਕੋਸ਼ਿਸ਼ ਕਰੋ ਜੋ ਸੁਣਦੇ ਹੋ ਇਹਨੂੰ ਸਮਝ ਜਾਓ ਤੇ ਸਮਝ ਕੇ ਫਿਰ ਮੰਨ ਲਓ ਕੇਸ ਰੱਖ ਲਈਏ ਪਰਮਾਤਮਾ ਨੇ ਜਿੱਦਾਂ ਦੇ ਬਣਾਇਆ ਵੇਖੋ ਮੁੰਡਨ ਹੋ ਗਿਆ ਹਿੰਦੂ ਬਣ ਗਿਆ ਸੁੰਨਤ ਹੋ ਗਈ ਮਾਸ ਕੱਟਤਾ ਮੁਸਲਮਾਨ ਬਣ ਗਿਆ ਗੁਰੂ ਜੀ ਕਹਿੰਦੇ ਕਿਉਂ ਰੱਬ ਦੇ ਬਣਾਇਆ ਤੇ ਨਿਸ਼ਾਨੀਆਂ ਜੀਆਂ ਲਾਈ ਜਾਂਦੇ ਹੋ ਜਿੱਦਾਂ ਦੇ ਰੱਬ ਦੇ ਬਣਾਏ ਨੇ ਉਦਾਂ ਦੇ ਰਹਿਣ ਦਿਓ ਪਰਮਾਤਮਾ ਦਾ ਧਰਮ ਹੈ ਜੋ ਰੱਬ ਦਾ ਬਣਾਇਆ ਹੈ ਉਹੀ ਰਹਿਣਾ ਚਾਹੀਦਾ ਗੁਰੂ ਜੀ ਨੇ ਕੋਈ ਨਵਾਂ ਧਰਮ ਬਣਾਇਆ ਨਹੀਂ ਸਾਡੇ ਗੁਰੂ ਜੀ ਕਹਿੰਦੇ ਪਰਮਾਤਮਾ ਦਾ ਬਣਾਇਆ ਹੋਇਆ ਧਰਮ ਹੈ ਪਰਮਾਤਮਾ ਦੇ ਬਣਾਏ ਹੋਏ ਧਰਮ ਨੂੰ ਮੰਨੋ ਗੁਰੂ ਨਾਨਕ ਜੀ ਨੇ ਧਰਮ ਨਹੀਂ ਬਣਾਇਆ ਗੁਰੂ ਨਾਨਕ ਜੀ ਸੱਚੇ ਧਰਮੀ ਸਨ ਧਰਮੀ ਰੱਬ ਦਾ ਬਣਾਇਆ ਹੋਇਆ ਧਰਮ ਹੈ ਉਸੇ ਧਰਮ ਨੂੰ ਮੰਨੋ ਨਿਯਮ ਮੰਨੋ ਗੁਰੂ ਜੀ ਨੇ ਇੱਕ ਰਾਹ ਬਣਾਇਆ ਨਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਵੱਖਰਾ ਰਾਹ ਬਣਾਇਆ ਰੱਬ ਦਾ ਬਣਾਇਆ ਹੋਇਆ ਧਰਮ ਹੈ ਕਿਉਂ ਮਨੁੱਖਤਾ ਤੇ ਨਿਸ਼ਾਨੀਆਂ ਲਾਉਂਦੇ ਹੋ ਕਿਸੇ ਨੇ ਕੇਸ ਕੱਟਤੇ ਕਿਸੇ ਨੇ ਮਾਸ ਕੱਟਤਾ ਕਹਿੰਦੇ ਸੁਨਨਤ ਕਰਤੀ ਮੁਸਲਮਾਨ ਮੁੰਡਨ ਕਰਤਾ ਹਿੰਦੂ ਗੁਰੂ ਜੀ ਕਹਿੰਦੇ ਮੇਰੇ ਵਾਲੇ ਜਿੱਦਾਂ ਦੇ ਰੱਬ ਨੇ ਬਣਾਏ ਨੇ ਉਦਾਂ ਦੇ ਹੀ ਰਹਿਣਗੇ ਹੁਣ ਵੇਖੋ ਨਾ ਸਵਾਲ ਕੋਈ ਬੰਦਾ ਕਰਦਾ ਹੈ ਸਵਾਲ ਕਰਦਾ ਹੈ ਬਈ ਤੂੰ ਕੇਸ ਕਿਉਂ ਰੱਖੇ ਐ ਪੁੱਛਦੇ ਨਾ ਕਈ ਵਿਦੇਸ਼ਾਂ ਵਿੱਚ ਵੀ ਕਈ ਬੱਚੇ ਪੜਨ ਜਦੋਂ ਜਾਂਦੇ ਆ ਦਸਤਾਰ ਬੰਨ ਕੇ ਤੇ ਉਹਨਾਂ ਨੂੰ ਲੋਕੀ ਪੁੱਛਦੇ ਆ ਕੇਸ ਕਿਉਂ ਰੱਖੇ ਆ ਇਹ ਸਵਾਲ ਉਹਨਾਂ ਲਈ ਹੈ ਬਿਲਕੁਲ ਨਹੀਂ ਕਿਉਂਕਿ ਹੁਣ ਵੇਖੋ ਮਾਂ ਨੇ ਜਿੱਦਾਂ ਦੇ ਜੰਮਿਆ ਕਿਸੇ ਨੇ ਕਦੇ ਪੁੱਛਿਆ ਕਿ ਤੂੰ ਨੱਕ ਕਿਉਂ ਰੱਖਿਆ ਨੱਕ ਲੈ ਨੱਕ ਰੱਖਣ ਹੈ ਤੇ ਰੱਖਿਆ ਹੀ ਹੋਇਆ ਬੜਾ ਜਿਵੇਂ ਜੰਮੇ ਸੀ ਲੱਗਿਆ ਹੋਇਆ ਸੀ ਅੱਜ ਵੀ ਲੱਗਿਆ ਹੀ ਹੋਇਆ ਅਗਲਾ ਕਹਿੰਦਾ ਤੂੰ ਕੰਨ ਕਿਉਂ ਰੱਖਿਆ ਕੋਈ ਪੁੱਛਦਾ ਯਾਰ ਕੰਨ ਲੱਗੇ ਹੀ ਹੋਏ ਸੀ ਰੱਖੇ ਹੋਇਆ ਬਸ ਤੇ ਕੇਸ ਕਿਉਂ ਰੱਖਿਆ ਨਾ ਪੁੱਛਦਾ ਕੀ ਹੈ ਭਾਈ ਜਿੱਦਾਂ ਦੇ ਮਾਂ ਦੇ ਜੰਮਿਆ ਸੀ ਪਰ ਲੱਗੇ ਹੋਏ ਸੀ ਅੱਜ ਵੀ ਲੱਗੇ ਹੀ ਹੋਏ ਆਖੋ ਸਤਨਾਮ ਪਰਮਾਤਮਾ ਨੇ ਲਾਤ ਤੇ ਅੱਜ ਵੀ ਲੱਗੇ ਹੋਏ ਨੇ ਨੱਕ ਵੀ ਲਾਤਾ ਨੱਕ ਵੀ ਲੱਗਿਆ ਹੋਇਆ ਕੰਨ ਵੀ ਲਾਤਾ ਕੰਨ ਵੀ ਲੱਗੇ ਹੋਏ ਨੇ ਜੋ ਲਾਇਆ ਕੰਨ ਕੰਨ ਲਾਤਾ ਨੱਕ ਲਾਤਾ ਵਾਲ ਲਾਤ ਤੇ ਵਾਲ ਵੀ ਲੱਗੇ ਪਏ ਇਦਾਂ ਹੀ ਹੈ ਕਦੇ ਕਿਹਾ ਕਿਸੇ ਨੇ ਪੁੱਛਣਾ ਕਿੰਨੂੰ ਚਾਹੀਦਾ ਹੈ ਜਿਹਦੀ ਬਾਹ ਕੱਟੀ ਹੋਵੇ ਫਿਰ ਆ ਪੁੱਛ ਜਾਵੇ ਕਿਵੇਂ ਕੱਟੀ ਗਈ ਕੀ ਹੋ ਗਿਆ ਸੀ ਫੇਰ ਹੀ ਪੁੱਛਦੇ ਜੇ ਅਗਲੇ ਦਾ ਨੱਕ ਵੱਡਿਆ ਹੋਵੇ ਫਿਰ ਪੁੱਛਦੇ ਕਿਉਂ ਵੱਡਿਆ ਯਾਰ ਇਹ ਸਵਾਲ ਫਿਰ ਕਿੰਨਾਂ ਨੂੰ ਪੁੱਛਣਾ ਚਾਹੀਦਾ ਜਿਨ੍ਹਾਂ ਨੇ ਕੱਟੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਵੀਰਾ ਯਾਰ ਤੈਂ ਕਿਉਂ ਕੱਟਤੇ ਹੁਣ ਤੂੰ ਦੱਸ ਰੱਖਣ ਵਾਲਿਆਂ ਲਈ ਤੇ ਸਵਾਲ ਹੀ ਨਹੀਂ ਜਿੱਦਾਂ ਦੇ ਪੈਦਾ ਕੀਤੇ ਉਦਾਂ ਦੇ ਹੀ ਆ ਬਸ ਰੱਬ ਨੇ ਸਾਨੂੰ ਜਿੱਦਾਂ ਦੇ ਬਣਾਇਆ ਅਸੀਂ ਉਦਾਂ ਦੇ ਹੀ ਆ ਇਹ ਕੁਐਸਚਨ ਕਿੰਨਾ ਲਈ ਹੈ ਜਿਨ੍ਹਾਂ ਨੇ ਕੱਟੇ ਹੈ ਹੁਣ ਉਹਨਾਂ ਨੂੰ ਪੁੱਛਦੇ ਆ ਵੀ ਕਿਉਂ ਰ ਕੱਟੇ ਸੀ ਯਾਰ ਦੱਸੀ ਭਲਾ ਉਹ ਫਿਰ ਪਤਾ ਕੀ ਕਹਿੰਦਾ ਉਹ ਐਕਟਰ ਨੂੰ ਵੇਖਿਆ ਮੈਂ ਉਹਦੇ ਵੱਲ ਵੇਖ ਕੇ ਮੇਰਾ ਵੀ ਜੀ ਕੀਤਾ ਵੀ ਚਲ ਆਪਾਂ ਵੀ ਫਲਾਣੇ ਨੇ ਕੱਟੇ ਸੀ ਫਲਾਣੇ ਨੇ ਕੱਟੇ ਸੀ ਫਲਾਣੇ ਨੇ ਕੱਟੇ ਸੀ ਰੀਸ ਪੈ ਗਈ ਪਰ ਆਓ ਜਿਹੜੇ ਸਾਡੇ ਰੋਲ ਮਾਡਲ ਹੈ ਨਾ ਮੇਰੇ ਉਹ ਵੀਰੋ ਸਾਡੇ ਰੋਲ ਮਾਡਲ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬੋਲਿਓ ਬਾਬਾ ਫਤਿਹ ਸਿੰਘ ਜੀ ਇਹ ਸਾਡੇ ਮਾਡਲ ਆ ਉਹਨਾਂ ਨੇ ਨਹੀਂ ਕੱਟੇ ਸਾਡੇ ਪਿਤਾ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੇ ਵੀ ਨਹੀਂ ਕੱਟੇ ਪਾਈ ਉਹਨਾਂ ਨੇ ਵੀ ਰੱਖੇ ਹੋਏ ਜਿੱਦਾਂ ਰੱਬ ਨੇ ਬਣਾਇਆ ਉਵੇਂ ਦੇ ਹੀ ਨੇ ਉਵੇਂ ਦੇ ਹੀ ਆ ਜੀ ਜਿੱਦਾਂ ਦੇ ਰੱਬ ਨੇ ਬਣਾਇਆ ਉਵੇਂ ਹੀ ਰਹਿਣਾ ਹੈ ਉਵੇਂ ਹੀ ਰਹਿਣਾ ਹੈ ਮਾਲਕ ਨੇ ਜਿੱਦਾਂ ਦੇ ਪੈਦਾ ਕਰਤਾ ਬਸ ਉਵੇਂ ਤੇ ਮੇਰੀ ਬੇਨਤੀ ਨੂੰ ਜ਼ਰੂਰ ਮੰਨਿਓ ਵੀ ਕੋਸ਼ਿਸ਼ ਕਰੋ ਮੇਰਿਓ ਵੀਰੋ ਹੌਲੀ ਹੌਲੀ ਰਮਾਲਾਂ ਤੋਂ ਦਸਤਾਰਾਂ ਬੰਨੋ ਹੌਲੀ ਹੌਲੀ ਦਮਾਲੇ ਦਸਤਾਰਾਂ ਬਸ ਐ ਆ ਜਿਹੜਾ ਇਲਾਕਾ ਹੈ ਨਾ ਜਦੋਂ ਆਈਏ ਸਿੰਘ ਇੱਧਰ ਜ਼ਿਆਦਾ ਆ ਜੀ ਉਧਰ ਸਿੰਘੋ ਦੇ ਇਲਾਕੇ 'ਚ ਫਿਰ ਵੀ ਮੈਂ ਵੇਖਿਆ ਸੀ ਵੀ ਸਿੰਘੋ ਦੇ ਸਟੇਜ ਤੇ ਬੈਠ ਕੇ ਵੇਖਿਆ ਉੱਥੇ ਫਰਕ ਸੀ ਆ 30 ਕਿਲੋਮੀਟਰ ਹੁਣ ਹਰਿਆਣੇ ਚ ਆ ਵੜੇ ਤੇ ਇਹਦਾ ਜਿਹੜਾ ਅਸਰ ਇਦਾਂ ਨਜ਼ਰ ਆਉਂਦਾ ਤੇ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਵੇਖੋ ਇਹ ਇਹ ਰੰਗ ਬਦਲੋ ਤੁਸੀਂ ਮੈਨੂੰ ਆਉਣ ਵਿੱਚ ਕੋਈ ਇਤਰਾਜ਼ ਨਹੀਂ ਜਿਉਂਦਾ ਰਿਹਾ ਤੇ ਜ਼ਰੂਰ ਆਇਆ ਕਰੂੰ ਮੇਰਾ ਵਾਅਦਾ ਹੈ ਵੀ 6 ਮਹੀਨਿਆਂ ਬਾਅਦ ਚਾਹੇ ਇੱਥੇ ਚਾਹੇ ਕਿਤੇ ਕਿਤੇ ਨਾ ਕਿਤੇ ਤੁਹਾਡੇ ਇਲਾਕੇ 'ਚ ਆਉਂਦਾ ਰਹੂ ਮੈਂ ਇਹ ਤੇ ਆਉਂਗਾ ਜ਼ਰੂਰ ਪਰ ਤੁਸੀਂ ਬਦਲੋ ਆ ਚਿਹਰੇ ਬਦਲਣੇ ਚਾਹੀਦੇ ਰਮਾਲਾ ਹੌਲੀ ਹੌਲੀ ਦਸਤਾਰਾ ਬਣ ਜਾਣ ਤੁਹਾਡੇ ਸਿਰਾਂ ਤੇ ਦਸਤਾਰਾ ਹੋਣ ਦਾੜੇ ਹੋਣ ਸਿੰਘ ਬਣੋ ਹੌਲੀ ਹੌਲੀ ਆਓ ਕੋਈ ਨਹੀਂ ਕੋਈ ਧੌਣ ਤੇ ਤਲਵਾਰ ਥੋੜਾ ਧੜੀ ਹੈ ਪਹਿਲਾਂ ਸੁਣੋ ਸਮਝੋ ਫੇਰ ਆਜੋ ਆਜੋ ਫਿਰ ਹੌਲੀ ਹੌਲੀ ਆਜੋ ਬਸ ਜਿਵੇਂ ਜਿਹੜਾ ਬੰਦਾ ਹੁੰਦਾ ਨਾ ਵਧੀਆ ਸੌਦੇ ਵਾਲਾ ਪਤਾ ਕੀ ਕਹਿੰਦਾ ਹੈ ਫਿਰਿਆ ਜਿੱਥੇ ਮਰਜੀ ਆਹ ਕੁਆਲਿਟੀ ਨਹੀਂ ਤੈਨੂੰ ਕਿਤੇ ਲੱਭਣੀ ਆਖੋ ਸਤਨਾਮ ਫਿਰਿਆ ਜਿੱਥੇ ਮਰਜੀ ਮਾਨ ਹੈ ਜੀ ਸਾਨੂੰ ਆਪਣੇ ਆਪ ਤੇ ਕੋਈ ਮਾਨ ਨਹੀਂ ਦਵਾਨੀ ਦੇ ਬੰਦੇ ਨਹੀਂ ਪਰ ਗੁਰੂ ਦੇ ਸਿਧਾਂਤਾਂ ਤੇ ਮਾਨ ਹੈ ਆ ਸਿਧਾਂਤ ਨੇ ਜਿਹੜੇ ਕਿਤੇ ਨਹੀਂ ਲੱਭਦੇ ਆ ਅਸੂਲ ਆ ਸਿਧਾਂਤ ਆ ਅਸੂਲ ਕਿਤੇ ਨਹੀਂ ਲੱਭਦੇ ਫਿਰਿਆ ਜਿੱਥੇ ਮਰਜੀ ਫਿਰਿਆ ਜਿੱਥੇ ਮਰਜੀ ਆ ਗਰੰਟੀਆਂ ਨਹੀਂ ਲੱਭਣੀਆਂ ਚੇਤਾ ਰੱਖਿਓ ਜ਼ਿੰਦਗੀ ਸੋਹਣੀ ਬਣੇਗੀ ਗਰੰਟੀ ਹੈ ਆਨੰਦ ਆਜੂ ਜ਼ਿੰਦਗੀ ਜਿਉਣ ਦਾ ਬਾਕੀ ਜਿਹੜੇ ਹੁਣ ਆਪਾਂ ਕਹੀਏ ਵੀ ਉੱਥੇ ਤੇ ਆ ਵੀ ਰੋਕ ਇੱਥੇ ਤੇ ਹੁਣ ਆਪਾਂ ਵੀ ਯਾਰ ਅੰਮ੍ਰਿਤ ਛਕਣਾ ਪਊ ਕੇਸ ਰੱਖਣੇ ਪੈਣਗੇ ਕਿਰਪਾਨ ਪਾਉਣੀ ਪੈਣੀ ਐ ਐ ਕਰਨਾ ਪਊ ਐ ਕਰਨਾ ਪਊ ਉਹ ਭਾਈ ਜਿਹੜੀ ਚੀਜ਼ ਨਾ ਥੋੜੀ ਜੀ ਕੁਆਲਿਟੀ ਵਾਲੀ ਹੋਵੇ ਉਹ ਥੋੜੀ ਜੀ ਮਹਿੰਗੀ ਵੀ ਹੁੰਦੀ ਐ ਹੁਣ ਅਗਲਾ ਕਹਿੰਦਾ ਗੱਡੀ ਕਿੰਨੇ ਦੀ ਐ ਅਗਲਾ ਕਹਿੰਦਾ ਯਾਰ 5 ਲੱਖ ਦੀ ਐ ਤੇ ਪਾ ਦੇ ਭਾਵੇਂ ਤੂੰ ਸ਼ਿਮਲੇ ਨੂੰ ਲੈ ਜਾ ਭਾਵੇਂ ਕਸ਼ਮੀਰ ਨੂੰ ਤੋੜ ਲੈ ਭਾਵੇਂ ਉਹ ਬੈਂਗਲੌਰ ਨੂੰ ਪਾ ਦੇ ਫਿਰ ਫਿਕਰ ਥੋੜੋ ਐ ਟੈਂਕੀ ਫੁੱਲ ਕਰਾ ਤੇ ਚੱਲੂ ਤੇ ਜੇ ਤੂੰ ਕਹੇਂਗਾ ਵੀ 5 ਲੱਖ ਨਹੀਂ ਮੈਂ ਤਾਂ 25000 ਲਾਉਂ ਫਿਰ ਤੇਰਾ ਛਕੜਾ ਪਹੁੰਚ ਗਿਆ ਫਿਰ ਤੇ ਫਿਰ ਤੇ ਰਹਿ ਵੀ ਜਦੋਂ 1000 25 ਲਾ ਕੇ ਆਇਆ ਉਹ ਬੈਂਗਲੌਰ ਨੂੰ ਕਿਵੇਂ ਤੋੜ ਲੇਗਾ ਤੂੰ ਇੰਨੇ ਕੁ ਜੋ ਕਹੇ ਮਾਨਸਾ ਤੱਕ ਲੈ ਜਾਏਗਾ ਠੀਕ ਹੈ ਗਰੰਟੀ ਹੈ ਪਟਿਆਲੇ ਪਹੁੰਚ ਜੂ ਚੱਲ ਪਰ ਜੇ ਤੂੰ ਕਹੇ ਵੀ ਹੁਣੇ ਮੈਂ ਇੱਧਰ ਨੂੰ ਪਾ ਦਿਆਂ ਐ ਨਹੀਂ ਭਾਈ ਜਿਹੜੀ ਚੀਜ਼ ਕੁਆਲਿਟੀ ਹੈ ਜਿਹਦੀ ਉਹ ਥੋੜੀ ਬਹੁਤ ਮਹਿੰਗੀ ਵੀ ਹੁੰਦੀ ਹੈ ਸਾਡੇ ਥੋੜੇ ਅਸੂਲ ਹੈਗੇ ਐ ਗੁਰੂ ਸਾਹਿਬ ਨੇ ਬਣਾਏ ਪਰ ਕੁਆਲਿਟੀ ਵੇਖ ਗੁਰਬਾਣੀ ਪੜ ਕੁਆਲਿਟੀ ਵੇਖ ਕਿਰਪਾ ਕਰਕੇ ਸਮਝੋ ਮਨ ਬਣਾਓ ਉਹ ਵੀਰੋ ਭਾਈਓ ਜਰੂਰ ਮੰਨ ਅੰਮ੍ਰਿਤ ਛਕੀਏ ਸਰਜੂ ਜੀ ਸਾਡਾ ਅੰਮ੍ਰਿਤ ਛਕੇ ਬਿਨਾ ਹੈ ਛਕੇ ਵਰਗਾ ਹੀ ਹੈ ਛਕਿਆ ਨਹੀਂ ਪਰ ਹੈ ਛਕੇ ਵਰਗਾ ਹੀ ਹੈ ਤੇ ਦਿਆਲ ਦਾਸ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਕਹਿੰਦਾ ਮਹਾਰਾਜ ਛਕਿਆ ਨਹੀਂ ਹੈ ਛਕੇ ਵਰਗਾ ਹੀ ਹੈ ਮੇਰਾ ਸਰਜੂ ਸਾਡੇ ਜਿਵੇਂ ਆਪਾਂ ਕਹਿ ਦਿੰਨੇ ਆ ਮਹਾਰਾਜ ਨੂੰ ਮਹਾਰਾਜ ਨੂੰ ਇਦਾਂ ਹੀ ਇਦਾਂ ਹੀ ਦਿਆਲ ਦਾਸ ਨੇ ਕਹਿਤਾ ਗੁਰੂ ਗੋਬਿੰਦ ਸਿੰਘ ਕਹਿੰਦੇ ਦਿਆਲ ਦਾਸਾ ਉਹ ਭਾਈ ਮੈਂ ਤੇ ਛਕਿਆ ਮੈਂ ਛਕਿਆ ਕਹਿੰਦਾ ਅੱਛਾ ਮਹਾਰਾਜ ਮਹਾਰਾਜ ਕਹਿੰਦੇ ਮੈਂ ਛਕਿਆ ਦਿਆਲ ਦਾ ਸਾ ਮੇਰਾ ਨਹੀਂ ਸਰਿਆ ਜੇ ਤੇਰਾ ਸਰਦਾ ਤੇ ਭਾਈ ਸਾਰ ਤੇਰੀ ਮਰਜ਼ੀ ਹੈ ਕੋਈ ਤੇਰੇ ਤੇਰੇ ਕਿਹੜਾ ਧੌਣ ਤੇ ਤਲਵਾਰ ਧਰੀ ਹੈ ਮੈਂ ਤੇਰਾ ਜੇ ਸਰਦਾ ਹੈ ਤੇ ਸਾਰ ਲੈ ਭਾਈ ਪਰ ਮੈਂ ਤੇ ਛਕਿਆ ਮੇਰਾ ਨਹੀਂ ਸਰਿਆ ਜੇ ਤੇਰਾ ਸਰਦਾ ਸਾਰ ਲੈ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਛਕਿਆ ਖੰਡੇ ਦੀ ਪੌਲ ਲੈ ਕੇ ਦਾਖਲਾ ਲਿਆ ਮਹਾਰਜ ਕਹਿੰਦੇ ਜੇ ਮੇਰਾ ਨਹੀਂ ਸਰਿਆ ਫਿਰ ਸਾਡਾ ਕਿੱਥੋਂ ਸਰ ਜੂ ਆਖੋ ਸਤਨਾਮ ਸ੍ਰੀ ਵਾਸ ਸਾਡਾ ਕਿਵੇਂ ਸਰ ਜੂ ਜੀ ਇਸ ਕਰਕੇ ਵੀਰੋ ਭਰਾਵੋ ਭੈਣੋ ਮਨ ਬਣਾ ਲਈਏ ਤਿਆਰੀਆਂ ਕਰ ਲਈਏ ਸਿੰਘ ਸਜੀਏ ਕੱਲ ਅੰਮ੍ਰਿਤ ਸੰਚਾਰ ਹੋ ਰਿਹਾ ਤੇ ਗੁਰਦੁਆਰਾ ਸਾਹਿਬ ਵਿੱਚ ਵੱਧ ਤੋਂ ਵੱਧ ਅੰਮ੍ਰਿਤ ਛਕੋ ਟਾਈਮ ਅੰਮ੍ਰਿਤ ਸੰਚਾਰ ਦਾ ਸ਼ਾਮ 5 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ ਆ ਜਾਓ ਜੇ ਕੋਈ ਲੋੜਵੰਦ ਹੋਇਆ ਜੇ ਕੋਈ ਲੋੜਵੰਦ ਹੈ ਚੇਤਾ ਰੱਖਿਓ ਜਿਹੜਾ ਬੋਤਲ ਲਈ 500 ਕੱਢ ਸਕਦਾ ਕਕਾਰ ਵੀ ਲੈ ਸਕਦਾ ਪਰ ਜੇ ਕੋਈ ਲੋੜਵੰਦ ਹੋਇਆ ਕਈ ਵਾਰੀ ਘਰ ਵਿੱਚ 2 400 500 ਵੀ ਨਹੀਂ ਹੁੰਦਾ ਉਹ ਪ੍ਰਬੰਧਕਾਂ ਨੂੰ ਮਿਲ ਲਿਓ ਵੀ ਸਾਨੂੰ ਕਕਾਰ ਲੈ ਦਿਓ ਪ੍ਰਬੰਧਕ ਲੈ ਦੇਣਗੇ ਜੇ ਕੋਈ ਲੋੜਵੰਦ ਹੋਇਆ ਪ੍ਰਬੰਧਕਾਂ ਨੂੰ ਮਿਲ ਲਿਓ ਪਰ ਬਾਕੀ ਭਾਈ ਆਪੋ ਆਪਣੇ ਕਕਾਰ ਪ੍ਰਾਪਤ ਕਰਕੇ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਹਿਨ ਕੇ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਦੀਵਾਨ ਦਾ ਟਾਈਮ ਨਾ ਚੇਤਾ ਭੁੱਲਿਓ 7:30 ਵਜੇ ਸ਼ੁਰੂ ਕਰਾਂਗੇ ਅੱਜ ਮੈਂ ਪੌਣੇ 8 ਵਜੇ ਸ਼ੁਰੂ ਕੀਤਾ ਹੈ 7:40 ਹੋਏ ਸੀ ਜਦੋਂ ਸ਼ੁਰੂ ਕਰ ਲਿਆ ਸੀ ਪਰ ਕੱਲ 7:30 ਵਜੇ ਆ ਜਾਾਂਗੇ ਸਟੇਜ ਤੇ 7:30 ਤੋਂ ਫਿਰ 10:15 10 ਵਜੇ ਤੱਕ ਜਿੰਨਾ ਵੀ ਗੁਰੂ ਸਾਹਿਬ ਮੇਰ ਕਰਨਗੇ ਕੱਲ ਦਾ ਇੱਕੋ ਦੀਵਾਨ ਰਹਿ ਗਿਆ ਵੱਧ ਚੜ ਕੇ ਪਹੁੰਚ ਕੇ ਆਪਾਂ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਲਾਹਾ ਪ੍ਰਾਪਤ ਕਰੀਏ ਮਨ ਬਣਾਈਏ ਲੰਗਿਆ ਵੇਲਾ ਮੁੜ ਕੇ ਹੱਥ ਨਹੀਂ ਜੀ ਆਉਣਾ ਤਿਆਰੀਆਂ ਕਰੋ ਵੱਧ ਤੋਂ ਵੱਧ ਅਮਰ ਛੱਕ ਕੇ ਗੁਰੂ ਵਾਲੇ ਬਣ ਕੇ ਜੀਵਨ ਸਫਲ ਕਰ ਲਈਏ ਗੁਰੂ ਜੀ ਜਾਣਗੇ ਫਿਰ ਚੱਲਦਾ ਪਾਇਓ ਵੇਖਿਓ ਮੋਬਾਈਲ ਪਰਸ ਆਪਣੇ ਸੰਭਾਲਿਓ ਇਕੱਠ ਜ਼ਿਆਦਾ ਵਿੱਚ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਜਿੱਥੇ ਜਿੱਥੇ ਦੀਵਾਨ ਲੱਗਦੇ ਆ ਬਹੁਤ ਫਿਰ ਮੁੜ ਕੇ ਜੀ ਸਾਡੇ ਪਰਸ ਚੋਰੀ ਹੋ ਗਏ ਸਾਡੇ ਫੋਨ ਕਿਸੇ ਨੇ ਕੱਢ ਲਏ ਵਿੱਚ ਬਹੁਤ ਸ਼ਰਾਰਤੀ ਬੰਦੇ ਆਏ ਹੁੰਦੇ ਆ ਥੋੜਾ ਜਿਹਾ ਭੈਣਾ ਵੀ ਆਪਣਾ ਖਿਆਲ ਰੱਖਿਓ ਵੀਰ ਭਰਾ ਆਪਣੇ ਇਹ ਆਪਣਾ ਸਮਾਨ ਹੈ ਜਿਹੜਾ ਸਾਂਭ ਕੇ ਰੱਖਿਓ ਨਿਆਣਿਆਂ ਦਾ ਖਿਆਲ ਰੱਖਿਓ ਇਕੱਠ ਜ਼ਿਆਦਾ ਹੈ ਜਿਵੇਂ ਆਏ ਹੋ ਉਵੇਂ ਹੀ ਹੌਲੀ ਹੌਲੀ ਲੈ ਕੇ ਜਾਣਾ ਸੰਗਤ ਨੂੰ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਆਏ ਸਭ ਨੂੰ ਬਜ਼ੁਰਗਾਂ ਦਾ ਖਿਆਲ ਰੱਖਿਓ ਬਜ਼ੁਰਗਾਂ ਨੂੰ ਸਾਂਭਿਓ ਕੱਲ ਨੂੰ ਵੇਲੇ ਨਾਲ ਆ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਆਪੋ ਆਪਣੀ ਜਗ੍ਹਾ ਤੇ ਸਜਣ ਦੀ ਕਿਰਪਾਲਤਾ ਕਰਿਓ ਤੇ ਗੁਰੂ ਜੀ ਦੇ ਜਾਣ ਤੋਂ ਬਾਅਦ ਚਾਲਾ ਪਾਣਾ ਪਹਿਲਾਂ ਨਹੀਂ ਜਾਣਾ ਕਿਸੇ ਨੇ ਸਤਿਗੁਰੂ ਜੀ ਅੱਗੇ ਅੱਗੇ ਫਿਰ ਸਾਰੀਆਂ ਸੰਗਤਾਂ ਨੇ ਜਾਣਾ ਪਹਿਲਾਂ ਜਾਣ ਦੀ ਖੇਚਲ ਨਹੀਂ ਕਰੇ ਜਿੱਥੇ ਇੰਨਾ ਚਿਰ ਬੈਠੇ ਹੋ 5 ਮਿੰਟ ਕਿਰਪਾ ਕਰਕੇ ਸਜਿਓ ਭਾਈ ਸਤਵੰਤ ਸਿੰਘ ਦਾ ਵਿਆਹ ਫੋਟੋ ਨਾ ਉਹ ਕੈਸਟ ਖਰੀਦ ਕੇ ਕਿਰਪਾ ਕਰਕੇ ਵੈਸੇ ਮੈਂ ਕਹਿੰਦਾ ਨਹੀਂ ਹੁੰਦਾ ਪਰ ਉਹ ਸੱਚੀ ਗੱਲ ਹੈ ਵੀ ਉਹ ਦੀਵਾਨ ਸੁਣਨ ਵਾਲਾ ਆ ਹੁਣ ਮੈਂ ਇਤਿਹਾਸ ਘੱਟ ਸੁਣਾਉਣਾ ਪਰ ਪਹਿਲਾਂ ਮੈਂ ਇਤਿਹਾਸ ਬਹੁਤ ਸੁਣਾਉਂਦਾ ਰਿਹਾ ਜਿੱਥੇ ਜਿੱਥੇ ਦੀਵਾਨ ਲੱਗਦੇ ਸੀ ਸਾਰੇ ਇਤਿਹਾਸ ਪਰ ਇਤਿਹਾਸ ਨਾਲੋਂ ਆ ਗੱਲਾਂ ਸਮਝਣੀਆਂ ਜ਼ਿਆਦਾ ਜ਼ਰੂਰੀ ਨੇ ਗੁਰਬਾਣੀ ਨੂੰ ਐਕਸਪਲੇਨ ਕਰਨਾ ਸਮਝਣਾ ਜ਼ਿਆਦਾ ਜ਼ਰੂਰੀ ਹੈ ਇਤਿਹਾਸ ਬੰਦਿਆਂ ਦਾ ਲਿਖਿਆ ਗੁਰਬਾਣੀ ਗੁਰੂ ਜੀ ਦੀ ਲਿਖੀ ਇਸ ਕਰਕੇ ਗੁਰਬਾਣੀ ਨੂੰ ਸਮਝਣਾ ਬਹੁਤਾ ਜ਼ਰੂਰੀ ਹੈ ਗੱਜ ਕੇ ਆਓ ਆਨੰਦ ਸਾਹਿਬ ਚ ਬੋਲੋ ਕੋਈ ਰਸਤਾ ਵਾਂਝੀ ਨਾ ਰਵੇ ਗੁਰੂ ਜੀ ਜਾਣਗੇ ਫੇਰ ਚੱਲਾ ਪਾਵਾਂਗੇ ਭਾਈ ਪਹਿਲਾਂ ਨਹੀਂ ਜਾਣਾ ਮੱਥਾ ਟੇਕ ਲਓ ਜਿਹੜੇ ਰਹਿ ਗਏ ਸੀ ਜੀ ਪ੍ਰੇਮ ਭੇਟਾ ਆਪਣੀ ਰੱਖ ਲਓ ਵਾਰੀ-ਵਾਰੀ ਆ ਕੇ ਰਾਮਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਅਨੰਤਮਯ ਮੇਰੀ ਮਾਏ ਸਤਿਗੁਰ ਮੈਂ ਪਾਏ ਸਤਿਗੁਰ ਦਾ ਪਾਇਆ ਸੈ ਸੇ ਕੀ ਕਰਨ ਜਾਵੈ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈ ਗੁਰੂ ਦਾ ਬਾਬੂ ਹਰੀ ਕੀ ਦਾ ਕੰਨ ਦੀ ਵਸਾਇਆ ਹੈ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ ਸਦਾ ਰਹੋ ਹਰ ਨਾਮ ਦੇ ਨਾਲ ਰਹੋ ਤੂੰ ਮਨ ਦੇ ਤੂੰ ਸਭ ਸਾਰਣਾ ਕੀ ਪਾਲੋ ਕਰੇ ਤੇਰਾ ਸਾਥ ਸਭ ਸੁਆਰਨਾ ਸਭ ਨਗਲਾ ਸਮਰੱਥ ਸੁਆਮੀ ਕੋ ਕਿਉ ਮਨ ਹੋ ਵਸਾ ਮਹਿਗਾ ਹਰ ਮੇਰੇ ਸਦਾ ਰਹੋ ਹਰ ਨਾਮ ਦੇ ਸਾਚੇ ਸਾਹਿਬਾਂ ਕਿਆ ਨਾਈ ਕਰਦੇ ਕਰਦਾ ਤੇਰੇ ਸਭ ਕੁਝ ਹੈ ਜਿਸ ਸੋ ਪਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਗੁਰ ਕੈ ਮਾਨੋ ਬਸਿਆ ਬਾਜੇ ਸ਼ਬਦ ਕਰੇ ਨਾਨਕ ਸੱਚੇ ਸਾਹਿਬਿਆ ਨਾਨੀ ਕਰਦੇ ਰੋ ਸੱਚ ਆਪ ਮੇਰਾ ਆਧਾਰ ਓ ਸੱਚ ਨਾਮ ਆਧਾਰ ਮੇਰਾ ਦਿਲ ਕੋਟਾ ਸਭ ਗਵਾਇਆ ਹਰ ਸਾਥ ਦੁਖ ਮਨ ਆਏ ਵਸਿਆ ਜੀ ਤੂੰ ਸਭ ਪੁਜਾਈ ਆਸਮਾਨ ਕੀ ਕਾਰਨ ਕਹੋ ਜਿਸ ਦੀ ਆਏ ਨਾ ਇਹ ਨਾਨਕ ਸੁਨ ਹੋ ਸਭ ਤੋਂ ਸਭ ਸ਼ਬਦ ਤੁਹਾਰ ਸੇਵਾ ਵਾਜੈ ਸਭ ਵਾਜੇ ਕਲਾ ਜਿਤ ਕਰ ਭਾਰੀਆ ਅਨੁਰੂਪ ਵਾਸ ਕੀਤੇ ਕਾਲ ਕਟ ਗੁਰ ਕਰਮ ਪਾਇਆ ਤੁਧ ਜਿਤ ਕਉ ਸੇ ਨਾਮ ਹਰ ਕੈ ਲਾਗੇ ਆਇਆ ਨਾਨਕ ਸੁਖ ਹੋਆ ਸਾਰੇ ਹਰ ਹਰ ਵਾਸੀ ਅਨੰਦ ਸੁਣੋ ਭਾਗੀ ਹੋ ਸਗਲ ਮਨੋਰਥ ਪੂਰੇ ਹੋ ਪਾਸ ਪਾਇਆ ਮੇਰੇ ਸਗਲ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਧ ਸਾਧ ਕਰੇ ਸਰਸੇ ਪੂਰੇ ਇੱਕ ਵਿੱਚ ਸਤਿਗੁਰ ਰਹਿਆ ਭਰਪੂਰ ਇੱਕ ਵਕਤ ਰਾਗ ਕੋਲ ਕਰ ਕਿਤਾਬ ਸਾਜੇ ਜਨ ਹਰ ਅਮਰ ਗੁਰੂ ਪਾਣੀ ਪਿਤਾ ਮਾਤਾ ਸਰਬ ਮਹਾਤ ਜਿਸ ਰਾਗ ਗਾਈ ਗਾਇਆ ਖੇਡਾ ਸਜਣ ਤੱਕ ਤੋ ਆਈਆਂ ਪੁਰ ਆਈਆਂ ਪਰਜੇ ਧਰਮ ਹਦੂਰ ਧਰਤੀ ਆਪੋ ਆਪਣੀ ਤੇ ਨਾ ਚਲੋ ਜਿਨੇ ਦੇਵ ਸਗੁਤਾ ਰਾਜ ਸੇਵ ਨੇ ਕੀਤੀ ਛੁਟੀ ਮਾਂ ਜਿਨੀ ਨਾਮ ਆਇਆ ਦੇਵ ਸਗੁਤਾ ਰਾਜ ਸੇਵ ਦੇਵ ਨੇ ਕੀਤੀ ਛੁਟੀ ਮਾਂ ਜਿਨੀ ਨਾਮ ਆਇਆ ਦੇਵ ਸਗੁਤਾ ਰਾਜ ਸੇਵ ਦੇਵ ਨੇ ਕੀਤੀ ਛੁਟੀ ਮਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮੋ ਮਰਨ ਦੁਖ ਜਾਏ ਵਾਹਿਗੁਰੂ ਜੀ ਸਰੀ ਮਹੱਲਾ ਪੰਜਵਾ ਕੋਈ ਜਾਨੋ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਕੋਈ ਜਾਨੋ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਹੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸਰਣ ਦੀਨ ਦੁਖ ਭੰਜਨਾ ਚਿਤਵਾ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ